ਪੰਚ ਪ੍ਰਵਾਨ ਪੰਚ ਪ੍ਰਧਾਨ ਜਿਹੜੇ ਮੰਨਣ ਵਾਲੇ ਨੇ ਇਹ ਪੰਜ ਹੁੰਦੇ ਜਿਹੜੇ ਮੰਨੇ ਪਾਵੇ ਮੋਖ ਦੁਆਰਾ ਇਹਨਾਂ ਨੂੰ ਕਹਿੰਦੇ ਨੇ ਪੰਜ ਦਰਗਾਹ ਵਿੱਚ ਜਾ ਕੇ ਪੰਜ ਬਣਦੇ ਨੇ ਇੱਥੋਂ ਚੁਣ ਕੇ ਕੱਢ ਲਏ ਜਾਂਦੇ ਨੇ ਜਿਹੜੇ ਵੋਟਾਂ ਜਿੱਥੇ ਜਿੱਤ ਜਾਂਦੇ ਨੇ ਐਮਪੀ ਉਹ ਦਿੱਲੀ ਚਲੇ ਜਾਂਦੇ ਨੇ ਸਾਡੇ ਵੇੜੇ ਤੋਂ ਮਿਲ ਜਾਂਦਾ ਦਿਖਾ ਕੇ ਪਾਰਲੀਮੈਂਟ 'ਚ ਵੜ ਜਾਂਦੇ ਨੇ ਜਾ ਕੇ ਐਵੇਂ ਇੱਥੋਂ ਜੁੜੇ ਹੋਏ ਸੱਚਖੰਡ ਦੀ ਪਾਲ ਦੀ ਬੜੀ ਬਹਿ ਜਾਂਦੇ ਉੱਥੇ ਸਾਰੇ ਪੰਚੇ ਨੇ ਸਾਰੇ ਹੀ ਪੰਚ ਨੇ ਸੱਚਖੰਡ ਦੇ ਵਿੱਚ ਪੰਚ ਪ੍ਰਵਾਨ ਇਹ ਨਕਸ਼ਾ ਸੱਚਖੰਡ ਦਾ ਦੱਸਿਆ ਹੋਇਆ ਉੱਥੇ ਕੌਣ ਹੈ ਕੋਈ ਉੱਥੇ ਰਾਸ਼ਟਰਪਤੀ ਨਹੀਂ ਕੋਈ ਕੁਛ ਨਹੀਂ ਸਾਰੇ ਹੀ ਪ੍ਰਧਾਨ ਨੇ ਸਾਰੇ ਪੰਚੇ ਨੇ ਉੱਥੇ ਕੋਈ ਆਪਣਾ ਬੜਾ ਛੋਟਾ ਵੀ ਚੁਣ ਕੇ ਬਣਾਉਂਦੇ ਜਿਵੇਂ ਇੱਥੇ ਬਣਾਉਂਦੇ ਹੋ ਤੁਸੀਂ ਕੋਈ ਮਿਨਿਸਟਰ ਬਣ ਗਿਆ ਕੋਈ ਪ੍ਰਾਈਮ ਮਿਨਿਸਟਰ ਬਣ ਗਿਆ ਬਿਲਕੁਲ ਨਹੀਂ ਬਣਦਾ ਉੱਥੇ ਕਿਉਂਕਿ ਉੱਥੇ ਜਦੋਂ ਬਣਾ ਲੈਣਗੇ ਤਾਂ ਬੜੇ ਛੋਟੇ ਬਣ ਜਾਣਗੇ ਸਭ ਬਰਾਬਰ ਨੇ ਜਿਹੜੇ ਪਹਿਲੇ ਬੈਠੇ ਨੇ ਉਹ ਇਹ ਜਿਹੇ ਚਲੇ ਜਾਂਦੇ ਨੇ ਹੋਗੇ ਦੋਇਮ ਸਾਹਿਬ ਦੋਇਮ ਕੁਝ ਨਹੀਂ ਪੰਜ ਪ੍ਰਵਾਨ ਪੰਜ ਪ੍ਰਵਾਣ ਜਿਹੜੇ ਪ੍ਰਵਾਨ ਇੱਥੇ ਦਰਗਾਹ ਇੱਥੋਂ ਬੈਠੇ ਪ੍ਰਵਾਨ ਹੋ ਜਾਂਦੇ ਨੇ ਪ੍ਰਵਾਨ ਤਾਂ ਹੁੰਦਾ ਇੱਥੇ ਹੀ ਸੀਨੀਅਰ ਜੂਨੀਅਰ ਪ੍ਰਵਾਨ ਤਾਂ ਹੁੰਦਾ ਇੱਥੇ ਹੀ ਪਰ ਦਰਗਾਹ ਜਾ ਕੇ ਦਰਗਾਹ ਚਲੇ ਉਹ ਪ੍ਰਧਾਨ ਇੱਥੇ ਵਾਸਤੇ ਪ੍ਰਧਾਨ ਇੱਥੇ ਪ੍ਰਧਾਨ ਕੀ ਹੈ ਤੇ ਗੁਰੂ ਦੀ ਗੱਲ ਚੱਲਦੀ ਹੈ ਜਲਦੀ ਰਬਰਦਾ ਨਹੀਂ ਜਿਹੜੇ ਉੱਥੇ ਪਹਿਲੇ ਬੈਠੇ ਜਿਹਨਾਂ ਨੇ ਜਨਮ ਲਿਆ ਉਹਨਾਂ ਦਾ ਨਾਮ ਨਹੀਂ ਜਾਂਦਾ ਸੰਸਾਰ ਦੀ ਪ੍ਰਧਾਨਗੀ ਚੱਲਦੀ ਹੈ ਉਹਨਾਂ ਦੀ ਸੰਸਾਰ ਦੇ ਭਗਤ ਕਬੀਰ ਦਾ ਨਾਮ ਚੱਲਦਾ ਚੱਲਦਾ ਨਾ ਜਿਹੜੇ ਹੁਣ ਦਰਗਾਹ ਬੈਠੇ ਨੇ ਉਹਨਾਂ ਨੇ ਵੀ ਕਬੀਰ ਦੇ ਆਏ ਬੰਦੇ ਕਬੀਰ ਦੀ ਗੱਲ ਕਹੀ ਹੋਈ ਤੇ ਮਗਰ ਚੱਲ ਰਹੇ ਨੇ ਐ ਨਾਨਕ ਦੀ ਗੱਲ ਮਗਰ ਕਹੇ ਹੋਏ ਚੱਲ ਰਹੇ ਨੇ ਸੰਸਾਰ ਦੇ ਵਿੱਚ ਪ੍ਰਧਾਨਗੀ ਉੱਤੇ ਪ੍ਰਧਾਨਗੀ ਨਹੀਂ ਹੁੰਦੀ ਕਿਸੇ ਦੀ ਪ੍ਰਧਾਨਗੀ ਸੰਸਾਰ 'ਚ ਜਿਹੜੇ ਪੰਜ ਇੱਥੋਂ ਪ੍ਰਧਾਨ ਬਣ ਕੇ ਜਾਂਦੇ ਨੇ ਉਹ ਉੱਥੇ ਪ੍ਰਮਾਣ ਹੁੰਦੇ ਨੇ ਪ੍ਰਧਾਨ ਇੱਥੇ ਹੈ ਭਗਤ ਬਰਾਬਰ ਉੱਥੇ ਤਾਂ ਦੋਵੇਂ ਦੋਵੇਂ ਹੈ ਨਹੀਂ ਉੱਥੇ ਪ੍ਰਧਾਨਗੀ ਨੇ ਬਣਨਾ ਇਹ ਨਹੀਂ ਅਸੀਂ ਅਰਥ ਕਰ ਸਕਦੇ ਉੱਥੇ ਪ੍ਰਧਾਨ ਨੇ ਉਹ ਪ੍ਰਧਾਨ ਜੋ ਪ੍ਰਧਾਨ ਨੇ ਬਾਕੀ ਥੱਲੇ ਆ ਗਏ ਉਹਨਾਂ ਦੇ ਪ੍ਰਧਾਨ ਤਾਂ ਵੱਡਾ ਹੁੰਦਾ ਕੌਣ ਪ੍ਰਧਾਨ ਹੈ ਜੀ ਸਾਰੇ ਪ੍ਰਧਾਨ ਨੇ ਫਿਰ ਇਹ ਗੱਲ ਉੱਥੇ ਸਾਰੇ ਪ੍ਰਧਾਨ ਨੇ ਉੱਥੇ ਤਾਂ ਸਾਰੇ ਪ੍ਰਧਾਨ ਨੇ ਇੱਥੇ ਪ੍ਰਧਾਨ ਨਾਨਕ ਹੈਗਾ ਨਾਨਕ ਦੇ ਹੋਰ ਸਿੱਖ ਸੀਗੇ ਉਹ ਨਹੀਂ ਪ੍ਰਧਾਨ ਬਹੁਤ ਸਾਰੇ ਸਿੱਖ ਸੀ ਭਗਤਾਂ ਦੇ ਵੀ ਨਾਲ ਹੁੰਦੇ ਨੇ ਲੱਗੇ ਹੋਏ ਪ੍ਰਧਾਨ ਹੋਈ ਹੈ ਜਿਹੜਾ ਬਾਸ ਹੋ ਜਵੇ ਪ੍ਰਵਾਨ ਹੋਵੇ ਹਾਂ ਪੰਜੇ ਪਾਉਣ ਹੈ ਥੋੜਾ ਮਾਨ ਹੁਣ ਅਸੀਂ 10 ਗੁਰੂਆਂ ਦਾ ਬਰਾਬਰ ਸਮਝਦੇ ਹਾਂ ਬਾਕੀ ਸਿੱਖਾਂ ਨੂੰ ਕਿਹਨੂੰ ਸਮਝਦੇ ਬਰਾਬਰ ਦਸਾਂ ਨੂੰ ਜੋਤ ਸਮਝਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਕੀਆਂ ਨੂੰ ਕਿਉਂ ਨਹੀਂ ਸਮਝਦੇ ਸਿੱਖ ਤਾਂ ਬਾਕੀ ਹੋਰ ਵੀ ਨੇ ਪ੍ਰਧਾਨ ਕਿਉਂ ਨਹੀਂ ਕਹਿੰਦੇ ਦਸਾਂ ਦੀ ਕਿਉਂ ਗੱਲ ਕਰਦੇ ਉਹ ਉਹਨਾਂ ਦੀ ਪ੍ਰਵਾਨਗੀ ਇਹ ਪਬਲਿਕ ਦੇ ਸਾਹਮਣੇ ਹੋ ਚੁੱਕੀ ਉਹਨਾਂ ਨੂੰ ਪ੍ਰਵਾਨਗੀ ਮਿਲੀ ਹੋਈ ਹੈ ਕਿਸੇ ਪ੍ਰਧਾਨ ਤੋਂ ਨਾਨਕ ਨੇ ਪ੍ਰਧਾਨ ਹੋ ਕੇ ਪ੍ਰਵਾਨਗੀ ਦਿੱਤੀ ਲੈਣੇ ਨੂੰ ਲੈਣੇ ਨੇ ਪ੍ਰਵਾਨ ਕੀਤਾ ਅਮਰਦਾਸ ਨੂੰ ਅਮਰਦਾਸ ਨੇ ਕਹਾ ਕੀਤਾ ਰਾਮਦਾਸ ਨੂੰ ਰਾਮਦਾਸ ਨੇ ਕੀਤਾ ਅਰਜੁਨ ਦੇਵ ਨੂੰ ਇਦਾਂ ਪ੍ਰਵਾਨਗੀ ਚਲਦੀ ਗਈ ਇਹ ਤਾਂ ਪੰਜਾਂ ਦੀ ਆ ਗਈ ਬਾਣੀ ਹੁਣ 6ਵੇਂ ਆ 7ਵੇਂ 8ਵੇਂ ਨੂੰ ਪ੍ਰਵਾਨਗੀ ਦਿੱਤੀ ਜ਼ਰੂਰ ਹੈ ਇਤਿਹਾਸ ਵੀ ਕਹਿੰਦਾ ਪਰ ਉਹਨਾਂ ਨੇ ਬਾਣੀ ਨਹੀਂ ਲਿਖੀ ਜੇ ਗੁਰੂ ਤੇਗ ਬਹਾਦਰ ਨੇ ਬਾਣੀ ਲਿਖੀ ਹੈ ਬਾਣੀ ਦਰਜ ਹੈ ਉਹਨਾਂ ਨੇ ਮਹਲਾ ਨੌਵਾਂ ਲੈ ਕੇ ਪ੍ਰਮਾਣੀ ਦੇਤੀ ਇਤਿਹਾਸ ਨੂੰ ਛੱਡੋ ਤੁਸੀਂ ਇਤਿਹਾਸ ਤੇ ਤਾਂ ਇਤਿਹਾਸ ਤੇ ਤਾਂ ਨੂੰ ਰੋਲਾ ਬਾਲਣਗੇ ਇਤਿਹਾਸ ਤਾਂ ਝਗੜੇ ਦੀ ਜੜ ਹੁੰਦਾ ਜਿੱਥੇ ਵਿਦਵਾਨਾਂ ਦੀ ਉਂਗਲੀ ਅੜਦੀ ਉਹ ਇਤਿਹਾਸ ਹੁੰਦਾ ਗੁਰਬਾਣੀ ਜਿਹਨੇ ਅੜਦੀ ਵਿਦਵਾਨਾਂ ਦੀ ਉਂਗਲੀ ਇਹਨੇ ਉਂਗਲ ਅੜਾਉਂਦੇ ਨੇ ਵਿਦਵਾਨ ਵਿਦਵਾਨਾਂ ਦੇ ਸਾਹਮਣੇ ਅੜਾਉਂਦੇ ਨੇ ਉਂਗਲੀ ਜਾਂ ਗੁਰਮੁਖਾਂ ਦੇ ਲਪੇਟ ਜਾ ਜਾਂਦੇ ਨੇ ਵਿਦਵਾਨ ਫਿਰ ਤਾਂ ਐ ਉੜ ਜਾਂਦੇ ਨੇ ਜਿਵੇਂ ਮੱਛਰ ਰਹਿੰਦੇ ਬਰਾਬਰ ਦੀ ਨਿਕਲਦੀ ਮੱਛਰ ਉੱਡ ਜਾਂਦਾ ਨਾ ਹਵਾ ਨਾਲੇ ਉੱਡ ਜਾਂਦੇ ਨੇ ਇਹ ਕਹਿੰਦਾ ਕੋਣ ਕੁਝ ਨਹੀਂ ਹੁੰਦਾ ਕੋਲ ਕੁਝ ਨਹੀਂ ਹੁੰਦਾ ਹੈ ਕਹਿ ਬੈਠਦੇ ਨੇ ਗੱਲ ਜਵਾਬ ਦੇਣਾ ਔਖਾ ਹੋ ਜਾਂਦਾ ਉਹਨਾਂ ਨੌਵੇਂ ਬਾਸ਼ਾ ਨੇ ਨੌਵਾਂ ਮਹਲਾ ਲੈ ਕੇ ਪ੍ਰਵਾਨਗੀ ਦਿੱਤੀ ਸਰਟੀਫਾਈ ਕਰਦਾ ਕੋਈ ਬੋਲੇ ਨਹੀਂ ਸਕਦਾ ਨਹੀਂ ਮਹਲਾ ਛੇਵਾਂ ਲਿਖਦੇ ਹੋ ਉਹਨੇ ਨੌਵਾਂ ਨੌਵਾਂ ਮਹਲਾ ਲੈ ਕੇ ਪ੍ਰਵਾਨਗੀ ਹੋ ਗਈ ਨਾ ਬਸ ਇਹ ਪ੍ਰਵਾਨਗੀ ਪ੍ਰਵਾਨ ਜਿਹੜੇ ਹੋਏ ਹੋਏ ਨੇ ਉਹਨਾਂ ਨੇ ਦਿੱਤੀ ਹੋਈ ਹੈ ਪੰਚੇ ਪਾਵਨ ਜੀ ਨੂੰ ਪ੍ਰਵਾਨਗੀ ਮਿਲੀ ਨਹੀਂ ਜਾਂ ਫਿਰ ਪ੍ਰਵਾਨਗੀ ਉਹਨਾਂ ਨੂੰ ਮਿਲੀ ਹੈ ਨੇ ਭਾਈ ਬਾੜੀ ਲਿਖੀ ਭਗਤਾਂ ਨੂੰ ਪ੍ਰਵਾਨਗੀ ਕਿਹਨੇ ਦਿੱਤੀ ਸਵਾਲ ਇਹ ਹੈ ਭਗਤਾਂ ਨੂੰ ਪ੍ਰਮਾਣ ਵੀ ਪੰਜਵੇਂ ਪਾਸ਼ਾ ਨੇ ਦਿੱਤੀ ਹੈ ਜਿਹੜੇ ਪ੍ਰਮਾਣ ਹੋਏ ਉਹਨਾਂ ਦੀ ਬਾਣੀ ਚੜਾਤੀ ਦੂਏ ਵੀ ਆਪਣੇ ਆਪ ਨੂੰ ਬਰਾਬਰ ਸਮਝਦੇ ਸੀ ਇਹਨਾਂ ਦੇ ਹੋਰ ਬਹੁਤ ਲੈ ਕੇ ਆਏ ਆਪਣੀ ਆਪਣੀ ਬਾਣੀ ਰਿਜੈਕਟ ਕਰਤੀ ਕਈ ਔਖੇ ਹੋ ਗਏ ਲੜਕੇ ਵੀ ਗਏ ਕਹਿੰਦੇ ਨਹੀਂ ਤੇ ਸੱਚੀ ਬਾਣੀ ਹੋ ਇਹਦਾ ਪ੍ਰਵਾਨ ਹੈ ਬਾਣੀ ਸਾਡੇ ਕੋਲ ਜਿਹੜੇ ਇਸ ਗੱਲ ਨੂੰ ਨਹੀਂ ਸਮਝਦੇ ਵਿਦਵਾਨ ਉਹ ਮੀਰਾਂ ਨੂੰ ਔਰ ਹੋ ਨੂੰ ਬਰਾਬਰ ਸਮਝੇ ਹੁੰਦੇ ਨੇ ਕੱਚੀ ਬਾਣੀ ਨੂੰ ਔਰ ਪੱਕੀ ਉਹਨਾਂ ਨੂੰ ਨਹੀਂ ਸਮਝ ਵੀ ਗੱਲ ਕੀ ਹੈ ਇਹ ਕਾਤੇ ਅਰਥ ਕੀਤੀ ਹੈ ਉਹ ਕਾਤੇ ਹੈ ਕਬੀਰ ਦੀ ਇੰਨੀ ਬਾਣੀ ਹੈ ਪਹਿਲਾਂ ਉਹ ਚੜੀ ਹੋਣੀ ਹੈ ਥੋੜੀ ਜੀ ਚੜੀ ਹੈ ਆ ਤਾਂ ਕੁਝ ਵੀ ਨਹੀਂ ਜੀ ਚੜੀ ਹੈ ਉਹ ਤਾਂ ਪੂਰਾ ਗ੍ਰੰਥ ਹੈ ਕਬੀਰ ਦਾ ਤਾਂ ਸਾਰਾ ਇਕੱਠੀ ਬਣੀ ਚੜੇ ਨਹੀਂ ਪ੍ਰਵਾਨ ਕਰਤੇ ਵਕਤ ਮੋਲ ਲਾਤੇ ਉਹ ਵੀ ਪ੍ਰਵਾਨ ਨੇ ਭਗਤਾਂ ਦੀ ਦੋ ਤਰ੍ਹਾਂ ਦੀ ਗੱਲ ਸੀਗੀ ਰੌਲੇ ਜਿੱਤੇ ਭਗਤਾਂ ਦੀ ਇੱਜ਼ਤ ਗੁਰਬਾਣੀ ਨੇ ਰੌਲਾ ਮੁਕਾਤਾ ਮੇਰੇ ਭਗਤ ਨੇ ਦੂਰੇ ਹੁਣ ਜਿਨ੍ਹਾਂ ਦੇ ਖਿਲਾਫ ਭਗਤ ਬੋਲਦੇ ਤੇ ਉਹਨਾਂ ਦਾ ਰੌਲਾ ਪਾਉਣਾ ਹੀ ਸੀ ਉਹਨਾਂ ਦੇ ਖਿਲਾਫ ਕਬੀਰ ਨੂੰ ਹੁਣ ਸਹੀ ਕਹੀ ਜਾਂਦੇ ਨੇ ਰਾਮਾਨੰਦ ਦਾ ਚੇਲਾ ਮਾੜਾ ਹੁਰਠੇ ਨਾਨਕ ਦੇ ਗਲ 'ਚ ਪਾਈ ਹੋਈ ਹੈ ਆ ਨਾਨਕ ਦੇ ਗਲ 'ਚ ਮਾੜਾ ਪਾਈ ਹੋਈ ਹੈ ਤੇ ਮਾੜਾ ਫੇਰਦਾ ਸੀ ਨਾਨਕ ਸਾਡੇ ਚਾਲਾਂ ਨੇ ਨਾ ਲੋਕਾਂ ਦੀ ਕਰਦੇ ਹੀ ਆਉਂਦੇ ਨੇ ਚਾਲ ਸ਼ੁਰੂ ਤੇ ਇਹਨਾਂ ਕੋਲ ਹੋਰ ਕੁਝ ਨਹੀਂ ਹੈ ਚਾਲਾਂ ਦੇ ਸਵਾ ਕੁਝ ਨਹੀਂ ਹੈਗਾ ਨਾ ਝੂੜ ਅਰੇ ਚਾਲਾਂ ਸ਼ਰਾਰਤਾਂ ਸਾਰਾ ਦਿਨ ਸੋਚਣਾ ਹੀ ਹੈ ਉਹਦਾ ਦਿਮਾਗ ਇਧਰ ਨੂੰ ਚੱਲਦਾ ਸਿੱਧੇ ਪਾਸੇ ਨੂੰ ਨਹੀਂ ਚੱਲਦਾ ਦਿਮਾਗ ਉਹ ਗੁਰਮਤ ਦਾ ਜਿਹੜਾ ਰਾਹ ਬਣਿਆ ਹੈ ਨਾ ਇਹਨੂੰ ਕਿਵੇਂ ਖਰਾਬ ਕਰ ਦਈਏ ਅਸੀਂ ਸਾਡਾ ਰਾਹ ਜਿਹੜਾ ਦੱਸਿਆ ਹੈ ਨਾ ਇਹ ਬਾਹਰ ਨਿਕਲਦਾ ਨਹੀਂ ਇਹਨੂੰ ਅਸੀਂ ਨਿਕਲ ਦੇਣਾ ਨਹੀਂ ਆਪਣੇ ਵਾਲਾ ਅਰਥ ਆ ਕੇ ਉਹਨਾਂ ਨੇ ਸਿੱਖ ਬਣੇ ਬੜੀ ਸਾਜ਼ਿਸ਼ ਕੀਤੀ ਪਹਿਲਾਂ ਵਿਰੋਧੀ ਬਣੇ ਦੁਸ਼ਮਣ ਬਣੇ ਫਿਰ ਸਿੱਖ ਬਣੇ ਫਿਰ ਆ ਬੜੇ ਫਿਰ ਅਠਾਇਆ ਗੁਰਬਾਣੀ ਨੂੰ ਕਹਿੰਦੇ ਥੋੜਾ ਕੁਝ ਕੀਤਾ ਇਹ ਕਰ ਸਕਦੇ ਹੁੰਦੇ ਨੇ ਪਾਵੇਂ ਦਰਗੇ ਮਾਨ ਪੰਜੇ ਪਾਵੇਂ ਦਰਗਾ ਦੇਖੋ ਇੱਥੇ ਪੰਜ ਆ ਗਿਆ ਫਿਰ ਪੰਜ ਆ ਗਿਆ ਇੱਥੋਂ ਦਾ ਪ੍ਰਧਾਨ ਬਣ ਕੇ ਜਾਂਦੇ ਨੇ ਇੱਥੇ ਤੇ ਪ੍ਰਧਾਨ ਹੁੰਦੇ ਨੇ ਉੱਥੇ ਦਰਗਾਹ ਵਿੱਚ ਜਾ ਕੇ ਪੰਜ ਰਹਿ ਜਾਂਦੇ ਨੇ ਪੰਜੇ ਪਾਵੇਂ ਦਰਗਾ ਦਰਗਾਹ ਜਾ ਕੇ ਪੰਜ ਨੇ ਸਾਰੇ ਇੱਥੇ ਪ੍ਰਧਾਨ ਸੰਸਾਰ ਦੇ ਪ੍ਰਧਾਨ ਨੇ ਪੰਚੇ ਪਾਵੇ ਨਹੀਂ ਤਾਂ ਪ੍ਰਧਾਨ ਹੁੰਦਾ ਉੱਥੇ ਦਰਗਾਹ ਸਾਰੇ ਪੰਜ ਨੇ ਪੰਜਾਂ ਦਾ ਫੈਸਲਾ ਗੁਰਮਤ ਜਿਹੜੀ ਹੈ ਪੰਚਾਂ ਦੀ ਫੈਸਲਾ ਪੰਚਾਂ ਦੀ ਬਾਣੀ ਹੈ ਵੀ ਆ ਜਿਹੜੀਆਂ ਸ਼ਰਤਾਂ ਪੂਰੀਆਂ ਕਰੂਗਾ ਬੰਦਾ ਉਹ ਸਾਡੇ ਦੇਸ਼ 'ਚ ਐਂਟਰੀ ਕਰ ਸਕਦਾ ਉਹਨਾਂ ਦਾ ਆਪਣਾ ਦੇਸ਼ ਹੈ ਦੇਸ਼ ਦੇ ਸੰਵਿਧਾਨ ਨਹੀਂ ਹੁੰਦੇ ਇਹ ਗੁਰਬਾਣੀ ਸੱਚਖੰਡ ਦਾ ਸੰਵਿਧਾਨ ਹੈ ਐਂਟਰੀ ਦਾ ਜਿਹਨੇ ਐਂਟਰੀ ਲੈਣੀ ਹੈ ਪੂਰਾ ਕਰ ਦੋ ਨਹੀਂ ਇੱਥੇ ਰਹੋ ਭਾਈ ਕਰੋ ਇਹਨੂੰ ਸਾਰੇ ਨੂੰ ਇਹ ਐਂਟਰੀ ਦਾ ਸੰਵਿਧਾਨ ਹੈ ਉਹਨਾਂ ਦਾ ਉਹਨਾਂ ਦੇ ਨਿਯਮ ਨੇ ਇਹਨੂੰ ਪੂਰਾ ਕਰ ਦੂ ਜਿਹੜਾ ਸੱਚਖੰਡ ਚਲੇ ਜਾਊ ਨਾ ਇੱਥੇ ਰਹੂਗਾ ਗੱਲ ਇੰਨੀ ਹੋਈ ਹੈ ਸਿੱਖੀ ਦਾ ਐਂਡ ਇਸ ਤਰੀਕੇ ਨਾਲ ਪਤੇ ਦੀ ਗੱਲ ਹੈ ਬਾਕੀ ਕਿਰਪਾਨਾ ਇਹ ਉਹ ਹੈ ਤਾਂ ਸੰਸਾਰ ਵਾਸਤੇ ਸੀ ਕਿਰਪਾਨਾ ਦੂਏ ਜਿਹੜੇ ਵਿਰੋਧ ਕਰਦੇ ਤੇ ਉਹਨਾਂ ਵਾਸਤੇ ਸੀਆਂ ਪੰਜ ਕਕਾਰ ਕੁਕਰੇ ਸਭ ਗੱਲਾਂ ਅਲੱਗ ਨੇ ਇਹਦਾ ਇਹਦਾ ਕੋਈ ਮਤਲਬ ਨਹੀਂ ਹੈ ਜਿਹੜਾ ਨਹੀਂ ਪਾਉਂਦਾ ਨਾ ਪਾਵੇ ਜੇ ਅੰਗਰੇਜ਼ ਕਹਿੰਦੇ ਅਸੀਂ ਨਹੀਂ ਪਾਉਣੀ ਨਾ ਪਾਓ ਇਹ ਅਸਮਦਾਰ ਪੂਰਾ ਕਰ ਦੋ ਭਗਤਾਂ ਦੀ ਸ਼੍ਰੇਣੀ ਜੇ ਆਏ ਗਏ ਬਾਣੀ ਦਾ ਭਗਤਾਂ ਦੀ ਵੀ ਵਿੱਚੇ ਪਈ ਆ ਤੁਸੀਂ ਖਾਲਸਾ ਨਾਮ ਨੇ ਉਹਨਾਂ ਨੂੰ ਇਹੀ ਕਹੋਗੇ ਕਿ ਅਸੀਂ ਖਾਲਸਾ ਨਹੀਂ ਬਣਦੇ ਨਾ ਮੰਨੋ ਕਬੀਰ ਦਾ ਕਹਿੰਦਾ ਜਨ ਭਏ ਖਾਲਸੇ ਗੁਰਬਾਣੀ ਖਾਲਸੇ ਦੀ ਉਹਨੂੰ ਉਪਾਧੀ ਦਿੰਦੀ ਹੈ ਤੁਸੀਂ ਨਾ ਲਓ ਉਹ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਨ ਜਾਨੀ ਜਿਹਨੇ ਗੁਰਮਤ ਸਮਝ ਲਈ ਉਹ ਖਾਲਸਾ ਵੱਡੀ ਸ਼ਰਤ ਗੁਰਮਤ ਨੂੰ ਸਮਝਣਾ ਹੈ ਵੱਡੀ ਸ਼ਰਤ ਬਾਣਾ ਪਾਉਣਾ ਨਹੀਂ ਹੈ ਜੇ ਗੁਰਮਤ ਦਾ ਉੜਾ ਵਾਲਾ ਨਹੀਂ ਹੁੰਦਾ ਬਾਣਾ ਪਾ ਲਿਆ ਫਿਰ ਵੀ ਨਹੀਂ ਹੈ ਖਾਲਸਾ ਸ਼ਰਤ ਗੁਰਬਾਣੀ ਦੀ ਹੈ ਪ੍ਰੇਮ ਭਗਤ ਜਨ ਜਾਨੀ ਕੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਨ ਜਾਨੀ ਹੈ ਪ੍ਰੇਮਾ ਭਗਤੀ ਜਨ ਪ੍ਰੇਮ ਕੀ ਉਤੇ ਨਹੀਂ ਪਰ ਪਾਇਓ ਕਰੂਗਾ ਉਹ ਜਿਹੜਾ ਜਾਣ ਲੂ ਜਿਹੜਾ ਜਾਣਦਾ ਨਹੀਂ ਪ੍ਰੇਮ ਕੀ ਉਹਦਾ ਕਰੂ ਕੀ ਪੰਚੇ ਸੋਹਾਂ ਦਰ ਰਾਜਾ ਪੰਚੇ ਸੋਹਾਂ ਦਰ ਰਾਜਾ ਆਪਣੇ ਦਰ ਤੇ ਰਾਜੇ ਸੋਹਣੇ ਨੇ ਸਾਰੇ ਰਾਜੇ ਨੇ ਨਰਪਤੀ ਸੰਧਾਸਨ ਹੋਇਆ ਜਦ ਸਾਨੂੰ ਕਿਹਾ ਹੋਇਆ ਅਵਨਾਸ਼ੀ ਰਾਜ ਹੈ ਰਾਜ ਲਿਓ ਅਵਨਾਸ਼ੀ ਕਬੀਰ ਕਹਿੰਦੇ ਨੇ ਫਿਰ ਰਾਜੇ ਸਾਰੇ ਹੀ ਰਾਜੇ ਨੇ ਉਹ ਜਿਹੜੇ ਪੰਜ ਨੇ ਸਾਰੇ ਹੀ ਬਰਾਬਰ ਨੇ ਰਾਜੇ ਹੀ ਨੇ ਜਿਹਦਾ ਹੁਕਮ ਚੱਲੇ ਰਾਜੇ ਹੀ ਹੁੰਦਾ ਅੱਜ ਤਾਂ ਸਾਡੇ ਤੇ ਹੁਕਮ ਚੱਲਦਾ ਹੈ ਚੰਦ ਸੂਰਜ ਤੇ ਜਿੰਨਾ ਹੁਕਮ ਚੱਲਦਾ ਭੈ ਵਿੱਚ ਪਵਣ ਬਾਹਰ ਉਹ ਜਿਹੜਾ ਭੈ ਹੈ ਹੁਕਮ ਹੈ ਉਹ ਕਿਹਦਾ ਦਾ ਇਹਦਾ ਪੰਚਾਂ ਦਾ ਹੀ ਹੈ ਸਾਰਿਆਂ ਦਾ ਹੀ ਇਹਨਾਂ ਦਾ ਹੀ ਫਰਮਾਨ ਹੈ ਸਾਰਿਆਂ ਦਾ ਹੀ ਇੱਕ ਸੁਰ ਹੋ ਕੇ ਗੱਲ ਕਰਦੇ ਨੇ ਸੁਰ ਕਹਿ ਸਲਾਹ ਕਹਿ ਸਾਰਿਆਂ ਦੀ ਉਹ ਜਿਹੜੀ ਸੁਰ ਔਰ ਸਲਾਹ ਹੈ ਉਸੇ ਲੋਕ ਨੂੰ ਕਹਿੰਦੇ ਆ ਇਹ ਤਾਂ ਸਾਡੀ ਸੁਰ ਅੱਡ ਹੈ ਸਾਡੇ ਦਾ ਘਰ ਨਹੀਂ ਮਿਲਦੀ ਜਿਹੜੀ ਸੁਰ ਗੁਰੂ ਨੇ ਬੁਲਾਈ ਹੈ ਨਾ ਗੁਰੂ ਦੀ ਹਾਜ਼ਰੀ 'ਚ ਬੁਲਾਈ ਹੈ ਮਾਂ-ਬਾਪ ਦੀ ਸੁਰ ਗੁਰੂ ਨਹੀਂ ਬੁਲਾਉਂਦਾ ਅਸੀਂ ਗੁਰੂ ਗ੍ਰੰਥ ਦੀ ਗੱਲ ਕਰਦੇ ਗੁਰਬਾਣੀ ਦੀ ਗੱਲ ਕਰਦੇ ਮਾਂ-ਬਾਪ ਦੀ ਸੁਰ ਗੁਰੂ ਨਹੀਂ ਕਹਿੰਦਾ ਬਿਲੇ ਨਾ ਹੋਵੇ ਕੋਈ ਨਹੀਂ ਕਹਿੰਦਾ ਕਿਉਂ ਨਹੀਂ ਕਹਿੰਦੀ ਗੁਰਬਾਣੀ ਫਿਰ ਪ੍ਰਲਾਦ ਨੂੰ ਸੁਰ ਬੁਲਾਉਣੀ ਪੈਂਦੀ ਪਿਓ ਨੂੰ ਫਿਰ ਨਾਨਕ ਨੂੰ ਬੁਲਾਉਣੀ ਪੈਂਦੀ ਕਾਲੂ ਨੂੰ ਉਹ ਨਹੀਂ ਕਹਿੰਦੇ ਨਾ ਇਹ ਨਹੀਂ ਕਹੀ ਨਾ ਮਾਂ ਨਾ ਪਿਆਰਾ ਪਿਓ ਸੁਰ ਬਣਾਉਣੀ ਨਹੀਂ ਕਹਿੰਦੀ ਬਾਣੀ ਪਰ ਮਨ ਉਹ ਕਹਿੰਦੇ ਨੇ ਗੁਰਬਾਣੀ ਨਹੀਂ ਕਹਿੰਦੀ ਬਹੁਤ ਪੜਤਾ ਨੇ ਚਾਹ ਕਹਾ ਕਾਲੂ ਹੋਣੀ ਹੈ ਸਿਰਫ ਜੇ ਮਲਾਉਣ ਨੂੰ ਕਹਿੰਦੀ ਹੈ ਉਧਰ ਪੁੱਤਰ ਹੋ ਜਾਂਦੀ ਹੈ ਸੰਸਾਰ 'ਚ ਜੇ ਸਾਰਾ ਉਹ ਖੋਲ ਹੈ ਗੁਰਬਾਣੀ ਦਾ ਐਵੇਂ ਨਹੀਂ ਟੁੱਟਦੀ ਤਾਂ ਟੁੱਟਦੀ ਹੈ ਸਾਰੇ ਸੰਸਾਰ ਨੂੰ ਸਿਰਫ ਇਸਤਰੀ ਨੂੰ ਕਹਿੰਦੀ ਆ ਵੀ ਆਪਣੇ ਪਤੀ ਨਾਲ ਬਣਾ ਪਤੀ ਨੂੰ ਨਹੀਂ ਕਹਿੰਦੀ ਇਸਤਰੀ ਨਾਲ ਮਿਲਾ ਕਿਤੇ ਨਹੀਂ ਕਹਿੰਦੀ ਦਿਖਾਓ ਕਿ ਚਲੀ ਗਿਆ ਇਸਤਰੀ ਨੂੰ ਆਰਡਰ ਹੈ ਵੀ ਆਪਣੇ ਪਤੀ ਨਾਲ ਸੁਰ ਤੂੰ ਮਿਲਾ ਇਵੇਂ ਜੀਵ ਨੂੰ ਕਿਹਾ ਵੀ ਪਰਮੇਸ਼ਰ ਨਾਲ ਸੁਰ ਤੂੰ ਮਿਲਾ ਆਦਮੀ ਨੇ ਸੁਰ ਮਿਲਾਉਣੀ ਹੈ ਪਰਮੇਸ਼ਰ ਨਾਲ ਪਤਨੀ ਨੇ ਮਿਲਾਉਣੀ ਹੈ ਪਤੀ ਨਾਲ ਦੋਹਾਂ ਦੀ ਸੁਰ ਮਿਲ ਗਈ ਪਰਮੇਸ਼ਰ ਨਾਲ ਗੁਰੂ ਦਾ ਪਰਮੇਸ਼ਰ ਨਾਲ ਆਦਮੀ ਜੇ ਗੁਰਮੁਖ ਹੈ ਉਹਦੀ ਸੁਰ ਆਪਣੀ ਹੈ ਨਹੀਂ ਆਦਮੀ ਦੀ ਆਪਣੀ ਸੁਰ ਕਿਹੜੀ ਹੈ ਆਪਣੀ ਤਾਂ ਰਹੀ ਨਾ ਸੁਰ ਤਾਂ ਉਹ ਪਰਮੇਸ਼ਰ ਦੀ ਹੈ ਜਿਹੜੇ ਕਹਿੰਦੇ ਨੇ ਦੋਹੇ ਬਰਾਬਰ ਨੇ ਉਹਦੀ ਵੱਲੋਂ ਉਹਦੀ ਵੱਲੋਂ ਸਿੱਖੀ ਤੋਂ ਖਿਲਾਫ ਪ੍ਰਚਾਰ ਕਰਦੇ ਨੇ ਉਹ ਤਾਂ ਸਿੱਖੀ ਤੋਂ ਖਿਲਾਫ ਉਹ ਤਾਂ ਆਪਣੀ ਮਰਜ਼ੀ ਨੂੰ ਕਹਿੰਦੇ ਤੂੰ ਵੀ ਮਰਜ਼ੀ ਕਰ ਉਹਦੀ ਮਰਜ਼ੀ ਕਰ ਇਹ ਤਲਵਾਰਾਂ ਕਿਉਂ ਚੱਲਦੀਆਂ ਨੇ ਤਲਾਕ ਦੀਆਂ ਖਿੱਚੀਆਂ ਹੋਈਆਂ ਲੋਕਾਂ ਦੀਆਂ ਘਰਾਂ 'ਚ ਮਰਜ਼ੀ ਛੱਡਣ ਨੂੰ ਨਹੀਂ ਕਹਦੇ ਵਿਦਵਾਨ ਆਦਮੀ ਦੀ ਸਮਝ ਹੈ ਆਦਮੀ ਨੇ ਆਪਣੀ ਮਰਜ਼ੀ ਛੱਡ ਕੇ ਗੁਰ ਕੀ ਮਤ ਲੈਣੀ ਹੈ ਇਸਤਰੀ ਨੂੰ ਲੋੜ ਨਹੀਂ ਕਿਤੇ ਜਾਣ ਦੀ ਸੁਣ ਦੀ ਉਹਨੇ ਗੁਰ ਕੀ ਮਤ ਅਨੁਸਾਰ ਆਦਮੀ ਦੇ ਅਨੁਸਾਰ ਚੱਲਣਾ ਗੁਰ ਕੀ ਮਤ ਅਨੁਸਾਰ ਹੀ ਚੱਲਣਾ ਆਦਮੀ ਨੇ ਸਾਰੀਆਂ ਪਾਬੰਦੀਆਂ ਆਪੇ ਆ ਜਾਣਗੀਆਂ ਉਸ ਆਦਮੀ ਨੂੰ ਕਹਿਣ ਦੀ ਲੋੜ ਹੀ ਨਹੀਂ ਤੂੰ ਇਨਸਾਫ ਕਰ ਉਹ ਆਦਮੀ ਗਲਤ ਕੰਮ ਕਰ ਹੀ ਨਹੀਂ ਸਕਦਾ ਗਲਤ ਸੋਚ ਹੀ ਨਹੀਂ ਸਕਦਾ ਬੇਇਨਸਾਫੀ ਕਰ ਹੀ ਨਹੀਂ ਸਕਦਾ ਜ਼ੁਲਮ ਕਰ ਹੀ ਨਹੀਂ ਸਕਦਾ ਉਹ ਤਾਂ ਬੰਨਿਆ ਹੋਇਆ ਇਹ ਐ ਸਿੱਖੀ ਇਹਨਾਂ ਨੂੰ ਕੀ ਪਤਾ ਹੈ ਅਜੇ ਸਿੱਖ ਤੁਰੇ ਫਿਰਦੇ ਨੇ ਕਹਿੰਦੇ ਨੇ ਬਰਾਬਰ ਨਹੀਂ ਦੋਏ ਉਹ ਨੇ ਫਲਾਣਾ ਨੇ ਝਗੜੇ ਪਾ ਲੈਣਗੇ ਘਰ ਘਰ ਚ ਯੂਰਪ ਜਾ ਕੇ ਦੇਖ ਲੋ ਕੀ ਹਾਲ ਹੈ ਇਹ ਤਾਂ ਵਧੀਆ ਤਰੀਕਾ ਸਾਰੇ ਸੰਸਾਰ 'ਚ ਕੋਈ ਨਹੀਂ ਇਹ ਦੱਸਣ ਕਿਹੜਾ ਆਦਮੀ ਦੀ ਆਪਣੀ ਮਰਜ਼ੀ ਖਤਮ ਹੈ ਆਪਣੀ ਮਰਜ਼ੀ ਦੇ ਅਨੁਸਾਰ ਸਿੱਖ ਤਾਂ ਚੱਲੇ ਨਹੀਂ ਸਕਦਾ ਤਾਂ ਕਿ ਹੈ ਪੱਲੇ ਟੇਡੇ ਲੱਗੀ ਉਹ ਆਦਮੀ ਗੁਰੂ ਵਾਲਾ ਹੈ ਗੁਰੂ ਦੀ ਹਾਜ਼ਰੀ ਜੋ ਉਹਨੂੰ ਪੱਲਾ ਫੜਾਇਆ ਵੀ ਤੂੰ ਮੇਰਾ ਸਿੱਖ ਹੈ ਗੁਰਬਾਣੀ ਅਨੁਸਾਰ ਤੈਂ ਚੱਲਣਾ ਜਿਹੜਾ ਗੁਰਬਾਣੀ ਅਨੁਸਾਰ ਹੈ ਚੱਲਦਾ ਉਹ ਵੀ ਸਭ ਕਰੇ ਨਹੀਂ ਸਕਦਾ ਉਹ ਗਲਤ ਸੋਚੇ ਨਹੀਂ ਸਕਦਾ ਤੇ ਜਿਹੜਾ ਗਲਤ ਸੋਚ ਨਹੀਂ ਸਕਦਾ ਉਹਦੇ ਤੇ ਸ਼ੰਕਾ ਮੂਰਖ ਕਰਦੇ ਹੁੰਦੇ ਨੇ ਇਹ ਮਨਮੁਖਾਂ ਵਾਸਤੇ ਗੱਲਾਂ ਨੇ ਜਿਹੜੀਆਂ ਇਹਨਾਂ ਦੀਆਂ ਨੇ ਗੁਰਬਾਣੀ ਵੀ ਮਨਮੁਖਾਂ ਦੇ ਖਿਲਾਫ ਹੈ ਗੁਰਬਾਣੀ ਦਾ ਮਨਮੁਖਾਂ ਦੇ ਪਹਿਲਾਂ ਹੀ ਖਿਲਾਫ ਹੈ ਗੁਰਬਾਣੀ ਦਾ ਮਨਮੁਖ ਨੂੰ ਗੁਰਦੁਆਰੇ ਆਉਣ ਦੀ ਇਜਾਜ਼ਤ ਨਹੀਂ ਦਿੰਦੀ ਮਨਮੁਖ ਦੇ ਵਿਚਾਲੇ ਨਹੀਂ ਆਉਂਦੀ ਮਨਮੁਖਾਂ ਦੇ ਹੁਣ ਲਿਆ ਕੇ ਮਨਮੁਖ ਦੋਏ ਬਿਠਾੜਦੇ ਕੁੜੀ ਮੁੰਡਾ ਉਹਨਾਂ ਦੇ ਕਰਾਤੇ ਤੇ ਗਾੜੀ ਮਨਮੁਖਾਂ ਦੇ ਵਿਚਾਲੇ ਦਾ ਗੁਰੂ ਆਉਂਦਾ ਹੀ ਨਹੀਂ ਹੁੰਦਾ ਗੁਰੂ ਨੇ ਕੀ ਲੈਣਾ ਜਿਹੜੇ ਮਨਮੁਖਾਂ ਦੇ ਵਿਚਾਰੇ ਆ ਕੇ ਗੁਰੂ ਕਰਕੇ ਉਹ ਜਾਵੇ ਜਿਹੜਾ ਗੁਰਮੁਖ ਹੈ ਉਹ ਵੈਦਾ ਕਰੇ ਜਿਹੜਾ ਵੈਦਾ ਕਰੇ ਪੂਰਾ ਰਹੇ ਅਸੀਂ ਤਾਂ ਰਿਵਾਜ ਬਣਾਇਆ ਹੈ ਰਿਵਾਜ ਬਣਾ ਲਿਆ ਕੋਰਟ ਮੈਰਜ ਕਰੀ ਜਾਣ ਜਾ ਕੇ ਗੁਰਦਾਰੇ ਜੂਫਾਏ ਜਾਣ ਇਹਨਾਂ ਨੇ ਕੱਲ ਨੂੰ ਮੁਕਰ ਜਾਣਾ ਆਹੋ ਕਿਆ ਕਾ ਗੁਰੂ ਦੀ ਮੱਤ ਤੇ ਪੂਰੇ ਰਹਿਣ ਵਿੱਚ ਅਗਲਾ ਕਹਿੰਦਾ ਵੀ ਸਿੱਖਾਂ ਹੈ ਸਿੱਖ ਬਦਨਾਮ ਕਰਦੇ ਹੋ ਕਿਆ ਦਾ ਇਨਸਾਫ ਕਰ ਗੁਰੂ ਦੀ ਮੱਤ ਤੇ ਰਹਿਣ ਇਹ ਫਿਰ ਕੋਰਟ ਮੈਰਿਜ ਕਰ ਲੈਣ ਜੇ ਕਾਨੂੰਨ ਚ ਕੱਲ ਨੂੰ ਜਾ ਕੇ ਤੁਸੀਂ ਤਹਿਸੀਲਾਂ ਦੇ ਵਿੱਚ ਫੇਰ ਕੋਰਟਾਂ 'ਚ ਜਾਣਾ ਪਹਿਲਾਂ ਹੀ ਕੋਰਟ ਮੈਰਿਜ ਕਰ ਲਓ ਜ਼ਰੂਰੀ ਹੈ ਤੁਸੀਂ ਗੁਰਦੁਆਰੇ ਜਾਣਾ ਕੀ ਲੈਣਾ ਗੁਰਦੁਆਰੇ ਜਾ ਕੇ ਤੁਸੀਂ ਗੁਰੂ ਦੀ ਤਾਂ ਗੱਲ ਨਹੀਂ ਮੰਨਣੀ ਤੇ ਗੁਰਦਾਰੇ ਕੀ ਕਰਨ ਜਾਣਾ ਇਹ ਹੈ ਸਰ ਰਿਵਾਜ ਸਮਾਜਿਕ ਗੁਰੂ ਦੀ ਮੱਤ ਵਾਲੀ ਕੋਈ ਗੱਲ ਨਹੀਂ ਰਿਵਾਜ ਬਣ ਗਿਆ ਵੀ ਭਾਈ ਫੇਰ ਨਹੀਂ ਕਰਾਉਣੇ ਹੁਣ ਅਸੀਂ ਸਿੱਖ ਹੁਣ ਅਸੀਂ ਆਨੰਦਕਾਰੀ ਕਰਾਉਣੇ ਆਨੰਦਕਾਰ ਦੀ ਕਿਸੇ ਕੁੜੀ ਮੁੰਡੇ ਦੀ ਗੱਲ ਹੀ ਨਹੀਂ ਜ਼ਿਕਰ ਹੀ ਨਹੀਂ ਚਾਰ ਲਾਵਾਂ ਨੇ ਚਾਰ ਲਾਵਾਂ 'ਚ ਕੋਈ ਜ਼ਿਕਰ ਨਹੀਂ ਉਹ ਤੇ ਆਤਮਾ ਪ੍ਰਾਤਮਾ ਦੀਆਂ ਲਾਵਾਂ ਨੇ ਪਰਮਾਤਮਾ ਦੀਆਂ ਨਹੀਂ ਪ੍ਰਾਤਮਾ ਰਾਤਮਾ ਦੀਆਂ ਲਾਵਾਂ ਨੇ ਇਹ ਆਪ ਇੱਕ ਹੋ ਰਿਹਾ ਉਦੋਂ ਜਿਹੜਾ ਇੱਕ ਹੋਏ ਤਾਂ ਹੁਕਮੇ ਨਾ ਅਸਲ ਜੀ ਬੁੱਧੀ ਅਗਰ ਬਾਉਲ ਹੋ ਰਹੀ ਹੈ ਕਰਕੇ ਦੇਵ ਪਿਤਰ ਕੀ ਛੋਡੀ ਗੁਰ ਕੋ ਸ਼ਬਦ ਲਿਓ ਜਿਹੜੀ ਛੋਡੀ ਹੋਈ ਸੀ ਨਾ ਉਹ ਐਡਮਿਟ ਕਰ ਰਹੀ ਹੈ ਵੀ ਹੁਣ ਮੈਂ ਪੱਲੇ ਦੁਬਾਰੇ ਤੇ ਜਿਹੜੇ ਲੱਗੀ ਹੁਣ ਮੈਂ ਸਾਰੇ ਸਾਥ ਉਡਾਵੇ ਡਿੱਠੇ ਸਾਰਾ ਸੰਸਾਰ ਛੱਡਤਾ ਸਾਰੇ ਸੱਬੇ ਸਾਗ ਕੁੜਾਵੇ ਡਿਠੇ ਸੰਸਾਰ ਦੇ ਤੁਮ ਸੰਗ ਜੋੜ ਉਹ ਹੈ ਅਵਰ ਸੰਗ ਤੋੜੀ ਆਏ ਨੇ ਲਾਵਾ ਲਾਵਾ ਕੁੜੀ ਮੁੰਡੇ ਦੇ ਜਗਰੇ ਨਹੀਂ ਹੱਥੇ ਉਹ ਗੱਲ ਕੀ ਹੈ ਕਰਦੇ ਤੁਸੀਂ ਕੀ ਹੋ ਪੰਚਾਂ ਕਾ ਗੁਰ ਇੱਕ ਧਿਆਨ ਪੰਚਾਂ ਕਾ ਗੁਰ ਪੰਚਾਂ ਦਾ ਗਿਆਨ ਔਰ ਧਿਆਨ ਇੱਕ ਹੁੰਦਾ ਗੁਰ ਇੱਕ ਧਿਆਨ ਇਹ ਜਿਹੜਾ ਹੈ ਧਿਆਨ ਨਾਲ ਵੀ ਲੱਗਿਆ ਹੈ ਗੁਰ ਨਾਲ ਵੀ ਲੱਗਿਆ ਹੈ ਇੱਕ ਜਿਹੜੀ ਦੀਪਕ ਹੈ ਗਿਆਨ ਔਰ ਧਿਆਨ ਇੱਕ ਹੈ ਜੇ ਗਿਆਨ ਧਿਆਨ ਇੱਕ ਹੈ ਤਾਂ ਉਹਨਾਂ ਦੀ ਮਤ ਵੀ ਕਰੂ ਧਿਆਨ ਬਦਲਦਾ ਤਾਂ ਮਤ ਬਦਲ ਜਾਂਦੀ ਹੈ ਬੋਲੀ ਬਦਲ ਜਾਂਦੀ ਹੈ ਧਿਆਨ ਬਦਲੂ ਤਾਂ ਬੋਲੀ ਬਦਲ ਜੂ ਮਾਇਆ 'ਚ ਧਿਆਨ ਜਦ ਹੋ ਗਿਆ ਬੋਲੀ ਬਦਲ ਗਈ ਜੀ ਜੋ ਬਦਲੀ ਜੋ ਦੇਖ ਲਈ ਚੀਜ਼ ਉਹਦੀ ਆਸ ਪੈਦਾ ਹੋਈ ਆਸ ਪੈਦਾ ਹੋਈ ਬੋਲੀ ਬਦਲ ਗਈ ਮਾਇਆ ਦੇਖ ਲਈ ਬੋਲੀ ਬਦਲ ਗਈ ਨਾਮ ਦੀ ਜਗ੍ਹਾ ਮਾਇਆ ਦੀ ਭੁੱਖ ਜਾ ਗਈ ਲਿਵ ਛੁੜਕੀ ਲੱਗੀ ਹਾਂ ਲਿਵ ਛੁੜਕੀ ਧਿਆਨ ਬਦਲ ਗਿਆ ਤ੍ਰਿਸ਼ਨਾ ਲੱਗਿਆ ਜਿਹਦੀ ਲਿਵ ਲੱਗੀ ਹੋਈ ਹੈ ਲਿਵ ਇੱਕ ਹੈ ਧਿਆਨ ਇੱਕ ਹੈ ਧਿਆਨ ਲਿਵੇ ਹੁੰਦੀ ਹੈ ਤੇ ਗਿਆਨ ਇੱਕ ਹੈ ਉਹਨਾਂ ਦੀ ਬੋਲੀ ਵੀ ਕੋਈ ਹੋ ਉਹਨਾਂ ਦੀ ਇੱਛਾ ਵੀ ਕੋਈ ਹੋ ਉਹਨਾਂ 'ਚ ਮਤਭੇਦ ਨਹੀਂ ਹੋ ਸਕਦਾ ਸੱਚਖੰਡ ਜੀ ਇੱਕ ਧਿਆਨ ਹੈ ਪੰਚਾਂ ਦਾ ਗੁਰ ਇੱਕ ਧਿਆਨ ਸਾਰੇ ਸੱਚਖੰਡ ਦੇ ਪੰਚਾਂ ਦੀ ਗੱਲ ਹੈ ਪੰਚਾਂ ਬਹੁਵਚਨ ਹੈ ਹੁਣ ਇੱਥੇ ਪੰਚਾਂ ਬਹੁਵਚਨ ਕਿਉਂ ਆਇਆ ਕਿਹੜੇ ਪੰਚਾਂ ਦੀ ਗੱਲ ਕਿੱਥੇ ਦੀ ਗੱਲ ਕੋਈ ਬੜਾ ਛੋਟਾ ਨਹੀਂ ਹੁੰਦਾ ਇਹ ਸਾਰਾ ਨਕਸ਼ਾ ਸੱਚਖੰਡ ਦਾ ਹੈ ਉਹ ਮੈਂਬਰ ਬਣ ਕੇ ਜਾਂਦਾ ਇੱਥੇ ਚੁਣਿਆ ਹੋਇਆ ਜਿਹੜਾ ਭਗਤ ਹੈ ਤਾਂ ਗਿਆ ਜੇ ਤੂੰ ਮੇਰਾ ਹੋਏ ਰਹੇ ਤਾਂ ਸਭ ਜਗ ਜੇ ਜਾਂ ਮੇਰਾ ਹੋਇਆ ਤੇਰਾ ਹੋ ਤੂੰ ਵੀ ਸਾਡੇ ਵਿੱਚ ਰਲ ਗਿਆ ਹੋਰ ਕਿਵੇਂ ਹੋ ਜੂਗਾ ਜੈ ਜਾ ਇਹ ਹੁਕਮ ਤੇਰਾ ਹੋਣਾ ਜਿਹੜਾ ਆਹ ਹੁਕਮ ਇਸੇ ਹੁਕਮ ਨੂੰ ਤਾਂ ਬੁਝਣਾ ਜਿੰਨਾ ਜਰ ਹੁਕਮ ਬੁਝਿਆ ਨਹੀਂ ਹੈ ਪਹਿਲਾਂ ਤਾਂ ਹੁਕਮ ਦੇ ਵਿੱਚ ਆਪ ਰਹੂ ਕਿਵੇਂ ਰਹਿਣ ਦੀ ਪ੍ਰੈਕਟਿਸ ਕਰਨੀ ਹੈ ਹੁਕਮ ਦੇ ਵਿੱਚ ਉਹ ਸਾਰੇ ਹੁਕਮ ਦੇ ਵਿੱਚ ਨੇ ਪਾਣੇ ਚ ਆਪ ਚੱਲਦੇ ਪਾਣੇ ਚੱਲਣ ਦੀ ਪ੍ਰੈਕਟਿਸ ਇੱਥੇ ਕਰਨੀ ਹੈ ਜਿਹੜਾ ਪਾਣੇ ਚੱਲ ਜਵੇ ਰਾਮਾ ਹੋ ਕੇ ਚੱਲ ਜਵੇ ਫਿਰ ਉਹਨੂੰ ਭੇਜਦੇ ਨੇ ਮਾਰਕੀਟ ਜਿਹੜਾ ਇੰਜਣ ਆਮਾ ਹੋ ਕੇ ਚੱਲ ਜਵੇ ਪਹਿਲਾਂ ਇੰਜਣ ਤਿਆਰ ਕਰਦੇ ਨੇ ਬੰਨਦੇ ਨੇ ਫਿਰ ਉਹਨੂੰ ਦੇਖਦੇ ਨੇ ਟੈਸਟ ਕਰਦੇ ਨੇ ਫਿਰ ਮਾਰਕੀਟ 'ਚ ਭੇਜਦੇ ਨੇ ਇਹ ਉੱਥੇ ਤਾਂ ਜਾਊਗਾ ਤੇ ਪੂਰੇ ਟੈਸਟ ਲੈ ਕੇ ਇਹਦੇ ਪੂਰੇ ਟੈਸਟ ਹੋ ਜਾਂਦੇ ਨੇ ਟੈਸਟ ਦੰਦਾ ਦੰਦਾ ਵਿਚਾਰਾ ਬਹੁਤ ਔਖਾ ਵੀ ਹੋ ਜਾਂਦਾ ਇਹ ਬੂਦ ਜਲ ਕਾਰਨ ਚਾਤਰ ਨੂੰ ਦੁੱਖ ਪਾਵੇ ਟੈਸਟ ਜਦ ਕੈੜੇ ਹੁੰਦੇ ਨੇ ਫਿਰ ਕਈ ਵਾਰ ਔਖਾ ਵੀ ਹੋ ਜਾਂਦਾ ਜੇ ਕੋ ਕਹੈ ਕਰੇ ਵਿਚਾਰ ਜੇ ਕੋ ਕਹੈ ਕਰੇ ਵਿਚਾਰ ਜੇ ਕੋ ਦੱਸਣਾ ਚਾਹੁੰਦਾ ਇਸ ਭੇਦ ਨੂੰ ਖੋਲ ਕੇ ਜਿਹੜਾ ਅਸੀਂ ਕਹਿਤਾ ਨਾ ਤਾਂ ਪਹਿਲਾਂ ਵਿਚਾਰ ਲਵੇ ਕਿਹਾ ਕੀ ਹੈ ਇਹਨੂੰ ਐਵੇਂ ਹੋ ਰਿਹਾ ਅੰਡਵੰਡਣਾ ਇਹਦੇ ਅਰਥ ਕਰਕੇ ਦੇ ਦਿਓ ਜਿਹੜੀ ਗੱਲ ਪਿੱਛੇ ਕਹਿਤੀ ਪੰਚਾਂ ਦਾ ਗੁਰ ਇੱਕ ਧਿਆਨ ਇਹਨੂੰ ਜੇ ਕਿਸੇ ਨੂੰ ਦੱਸਣਾ ਨਾ ਤੁਸੀਂ ਹੁਣ ਪਹਿਲਾਂ ਵਿਚਾਰ ਕਰ ਲਿਓ ਕਿਹਾ ਕੀ ਅਸੀਂ ਐਵੇਂ ਹੋਰੇ ਨੇ ਕੋ ਦੱਸ ਦਿਓ ਹੋਰ ਕੋ ਦੱਸੀ ਜਾਂਦਾ ਹੈ ਠੀਕ ਹੈ ਤੇ ਚੱਕ ਕੇ ਦੇਖ ਲਓ ਕੀ ਦੱਸਿਆ ਹੈ ਵਿਚਾਰ ਕਰਕੇ ਨਹੀਂ ਦੱਸਿਆ ਬਿਨਾਂ ਵਿਚਾਰੇ ਦੇ ਦੱਸਿਆ ਹੈ ਜੇ ਤੁਸੀਂ ਕਿਸੇ ਨੂੰ ਸਮਝਾਉਣ ਲੱਗੋਗੇ ਹੋਰੇ ਨੂੰ ਸਮਝਾ ਦਿਓ ਪਹਿਲਾਂ ਵਿਚਾਰ ਕਰ ਲਿਓ ਕਿਹਾ ਹੋਇਆ ਸੀ ਕੀ ਹੈ ਕੋਈ ਕਹੇ ਨਾ ਇਸ ਗੱਲ ਨੂੰ ਜੇ ਕੋਈ ਇਹਦਾ ਵਿਖਿਆਨ ਕਰ ਲਵੇ ਹੁਣ ਲਿਖੀ ਹੋਈ ਤਾਂ ਕੋਈ ਦੂਆ ਹੋਰ ਕਰੂ ਨਾ ਤਾਂ ਪਹਿਲਾਂ ਵਿਚਾਰ ਕਰ ਲਓ ਫਿਰ ਕਿਹਾ ਕੀ ਹੈ ਐਵੇਂ ਕਹਿੰਦਾ ਨਾਨਕ ਨੇ ਰਾਹ ਕਿਹਾ ਸਾਡਾ ਕਿਹਾ ਹੋਇਆ ਕੀ ਹੈ ਤੇ ਪੂਰੀ ਵਿਚਾਰ ਕਰਕੇ ਸਮਝ ਕੇ ਫੇਰ ਗਾਹਾਂ ਦੱਸਿਓ ਸੁਨੇਹਾ ਗਲਤ ਮੈਸੇਜ ਨਾ ਦੇ ਦਿਓ ਅਸੀਂ ਕੁਝ ਗਏ ਤੁਸੀਂ ਹੋਰੇ ਕੁਝ ਕਹਿ ਤੋ ਜਾ ਕੇ ਜੇ ਕੋ ਕਹੇ ਜੇ ਕੋ ਦੱਸਣਾ ਚਾਹੁੰਦਾ ਨਾ ਇਹਨੂੰ ਪਹਿਲਾਂ ਵਿਚਾਰ ਕਰ ਲਿਓ ਕਿ ਆ ਹੋਇਆ ਕੀ ਹੈ ਸਾਡਾ ਪੂਰੇ ਵਿਚਾਰ ਕਰਕੇ ਫੇਰ ਦੱਸਿਓ ਵੀ ਆ ਲੱਗਦਾ ਮੈਨੂੰ ਤਾਂ ਇਹ ਕਿਹਾ ਹੈ ਫਿਰ ਵੀ ਐਂ ਕਿ ਆ ਲੱਗਦਾ ਹੈ ਆ ਕਿਹਾ ਹੋਇਆ ਜੇ ਸਾਰੀ ਬਣ ਜੋ ਥੋੜੀ ਤਸੱਲੀ ਹੋ ਜਵੇ ਫਿਰ ਕਹਿ ਦੋ ਵੀ ਹਾਂ ਆਹੀ ਕਿਹਾ ਹੋਇਆ ਜੇ ਗੁਰਬਾਣੀ ਸਾਰੀ ਜੋ ਤਸੱਲੀ ਹੋ ਜਵੇ ਨਾ ਫਿਰ ਕੋਈ ਕੋਈ ਵਾਰ ਪੂਰੀ ਜਿੰਨਾ ਜਰ ਗਾਰੰਟੀ ਹੋ ਜਵੇ ਕੋਈ ਗੁਰਬਾਣੀ ਦਾ ਭਗਤੀ ਤੁਹਾਨੂੰ ਨਹੀਂ ਘਟ ਰਹੀ ਕਿਤੇ ਫਿਰ ਤੁਸੀਂ ਕਹਿੰਦੇ ਵੀ ਭਾਈ ਇਹੀ ਗੱਲ ਕਹੀ ਹੋਈ ਇੱਥੋਂ ਵੀ ਸਾਬਤ ਹੁੰਦਾ ਉੱਥੋਂ ਵੀ ਸਾਬਤ ਹੁੰਦਾ ਉੱਥੋਂ ਵੀ ਸਾਬਤ ਹੁੰਦਾ ਉੱਥੋਂ ਵੀ ਸਾਬਤ ਹੁੰਦਾ 10 20 ਜਗ੍ਹਾ ਤੇ ਸਾਬਤ ਹੁੰਦੀ ਹੈ ਇਹੀ ਗੱਲ ਨਾਮ ਦੇ ਵੀ ਇਹੀ ਗੱਲ ਬੜਾ ਛੋਟਾ ਨਹੀਂ ਹੁੰਦਾ ਉੱਥੇ ਉਹੀ ਗੱਲ ਹੈ ਹਾਂਜੀ ਕਰਤੇ ਕਾ ਕਰਨਾ ਨਹੀਂ ਸੁਣਾ ਕਰਤੇ ਕੇ ਕਰਨੇ ਨਹੀਂ ਸੁਣ ਕਰਤੇ ਦੇ ਜਿਹੜੇ ਕਰਨੇ ਨੇ ਉਹ ਅਸੀਂ ਕੋਈ ਲਿਸਟ ਨਹੀਂ ਉਹਦੀ ਬਣ ਸਕਦੀ ਸਮਾਰ ਹੁੰਦਾ ਲਿਸਟ ਬਣਨੀ ਨੰਬਰ ਸ਼ਮਾਰ ਕਹਿੰਦੇ ਨਾ ਆਪਾਂ ਉਹਦੀ ਅਸੀਂ ਕੋਈ ਲਿਸਟ ਆਇਆ ਨਹੀਂ ਚਾਰ ਕਰ ਸਕਦੇ ਇੰਨੇ ਕਰ ਲੈਣੇ ਕੋਈ ਰਜਿਸਟਰ ਨਹੀਂ ਲਾ ਸਕਦੇ ਉਹਨਾਂ ਵਾਸਤੇ ਕੋਈ ਗਿਣਤੀ ਨਾ ਹੀ ਸਮਾਰਦਾ ਬੇਸ਼ਮਾਰ ਬੇਸ਼ਮਾਰ ਦਾ ਮਤਲਬ ਵੀ ਇਹ ਕਿ ਗਿਣਤੀ ਤੋਂ ਪਰੇ ਹੀ ਸੀ ਤੌਲ ਧਰਮ ਦਇਆ ਦਾ ਪੂਤ ਤੌਲ ਧਰਮ ਦਇਆ ਦਾ ਪੂਤ ਉਹ ਜਿਹੜਾ ਕਹਿੰਦੇ ਨੇ ਨਾ ਇਹ ਸੰਸਾਰ ਦੇ ਆ ਧਰਤੀ ਨੂੰ ਚੱਕੀ ਖੜਾ ਤੌਲ ਕੋਈ ਬੋਲ ਚਿੱਟਾ ਰੰਗ ਦਾ ਤੌਲ ਦਾ ਅਰਥ ਅਸਲ ਦੇ ਵਿੱਚ ਚਿੱਟਾ ਹੁੰਦਾ ਚਿੱਟਾ ਹੁੰਦਾ ਗਿਆਨ ਗਿਆਨ ਦਾ ਰੰਗ ਚਿੱਟਾ ਚਿੱਟਾ ਉਹ ਚਾਨਣ ਕਰਦਾ ਹਨੇਰੇ ਨੂੰ ਚਿੱਟਾ ਰੰਗ ਆ ਜਿਹੜਾ ਨਾ ਵਿਰੋਧੀ ਹੁੰਦਾ ਕਾਲੇ ਰੰਗ ਦਾ ਵਿਰੋਧੀ ਜਲਿਆਂ ਦੀ ਹਰੀ ਰਾਤ ਬਾਹਰ ਦਿਸੇ ਚਾਨਣ ਦਾ ਭਾਈ ਜਿਹੜਾ ਚਿੱਟਾ ਬੌਲਦ ਗਿਆ ਬੋਲ ਮੂਰਤ ਕੋਈ ਨਹੀਂ ਹੈ ਉਹ ਜਿਹੜਾ ਹੈਗਾ ਧਰਮ ਦਾ ਜਿਹੜਾ ਹੈ ਗਿਆਨ ਹੈ ਇਹੀ ਤੌਣ ਗਿਆਨ ਹੈ ਜਿਹੜਾ ਉਹੀ ਤੌਣ ਪਰਮੇਸ਼ਰ ਦੇ ਗਿਆਨ ਨਾਲੇ ਸਭ ਕੁਝ ਖੜਾ ਹੈ ਉਹਨੇ ਗਿਆਨ ਨਾਲੇ ਧਰਤੀ ਬਣਾਈ ਆਪਣੀ ਗਿਆਨ ਨਾਲੇ ਸੂਰਜ ਬਣਾਇਆ ਉਹਦੇ ਗਿਆਨ ਨਾਲੇ ਸਭ ਕੁਝ ਚੱਲ ਰਿਹਾ ਧਰਮ ਦਇਆ ਕਾਪੂ ਪੂਤ ਦਇਆ ਕਾਪੂ ਪੂਤ ਦਇਆ ਦੇ ਵਿੱਚੋਂ ਜਿਹੜਾ ਹੈ ਗਿਆਨ ਪੈਦਾ ਕਿਵੇਂ ਪੈਦਾ ਹੁੰਦਾ ਦਇਆ ਚੋਂ ਜਿੰਨਾ ਥੋੜਾ ਥੋੜਾ ਗਿਆਨ ਆਊਗਾ ਇਕੱਠਾ ਨਹੀਂ ਹੁੰਦਾ ਗਿਆਨ ਸਾਰੀ ਕਿਸਮ ਦਾ ਹੀ ਥੋੜਾ ਥੋੜਾ ਹੁੰਦਾ ਚੜ ਚੜ੍ਹ ਗਿਆਨ ਦੇ ਹਿੱਸੇ ਨੂੰ ਕਹਿੰਦੇ ਨੇ ਬਾਈ ਪਾਰਟ ਆਉਂਦਾ ਥੋੜਾ ਥੋੜਾ ਕਰਕੇ ਗਿਆਨ ਵੱਧਦਾ ਜੇ ਤਾਂ ਰੋਜ਼ ਦਾ ਵੱਧਾ ਵੰਡ ਕੇ ਖਾਈ ਜਾਵੇ ਫਿਰ ਤਾਂ ਹੋਰ ਆਉਂਦਾ ਨਹੀਂ ਆਉਂਦਾ ਜੀ ਦਇਆ ਦਾ ਅਰਥ ਹੈ ਦੇਣ ਦੀ ਇੱਛਾ ਹੋਵੇ ਦਇਆ ਦਾ ਅਰਥ ਹੈ ਦੇਣ ਦੀ ਇੱਛਾ ਹੈ ਹੋਰ ਕੁਝ ਨਹੀਂ ਦਇਆ ਦਾ ਜਿੰਨਾ ਅੱਜ ਮਿਲ ਗਿਆ ਅੱਜ ਹੀ ਦੇਣ ਦੀ ਇੱਛਾ ਹੋਵੇ ਪਹਿਲਾਂ ਤੇ ਜੇ ਦੇ ਦਈਏ ਕਿਸੇ ਨੂੰ ਤਾਂ ਕਾਹ ਨੂੰ ਹੋਰ ਮਿਲ ਜੂ ਤੂੰ ਤਾਂ ਖਾਲੀ ਹੋ ਗਿਆ ਨਾ ਜੇ ਜਮਾ ਰੱਖ ਲੋਗੇ ਦਰਿਆ ਹੈ ਪਾਣੀ ਗਾਂ ਗੱਡੀ ਜਾਂਦਾ ਪਿਛੋਂ ਆਈ ਜਾਂਦਾ ਜਿੱਦ ਆ ਗਏ ਵੀ ਜਿਹੜਾ ਪਾਣੀ ਆ ਗਿਆ ਮੈਂ ਤਾਂ ਜਾਲੀ ਦੇਣਾ ਨਾਲ ਪਿੱਛੋਂ ਇਹ ਤਾਂ ਦਰਿਆ ਗੁਜ਼ਰਦੀ ਨੇ ਉਹਦੇ ਪਿੱਛੋਂ ਬੰਦ ਕਰ ਦਿੰਦਾ ਜਾਂ ਕੋਈ ਭਰਿਆ ਹੋਇਆ ਗਲਾਸ ਹੈ ਜਿਹੜਾ ਖਾਲੀ ਨਹੀਂ ਹੁੰਦਾ ਹੋਰ ਕੌਣ ਪਾਊਗਾ ਜੀ ਖਾਲੀ ਕਰੋ ਦਇਆ ਦਾ ਪੂਤ ਹੈ ਦਇਆ ਜਾਣੇ ਜੀ ਕੀ ਕੁਝ ਪੁੰਨ ਦਾਨ ਕਰੇ ਇੱਥੇ ਇਹਦਾ ਹੀ ਅਰਥ ਇਹੀ ਹੈ ਇਹ ਜੀ ਦਾ ਭਲਾ ਹੈ ਆਤਮਾ ਦਾ ਭਲਾ ਕੀ ਆਤਮਾ ਨੇ ਫਰਾ ਕੇ ਗਿਆਨ ਅਸੀਂ ਲੰਗਰ ਚਲਾਉਨੇ ਆ ਦਇਆ ਕਰਦੇ ਆ ਭੁੱਖੇ ਨੂੰ ਖਾਣਾ ਦੇਣਾ ਦਇਆ ਹੈ ਪਰ ਆਤਮਾ ਨੂੰ ਲੋ ਅੰਦਰ ਉਹ ਆਤਮਾ ਨੂੰ ਫਰਾਗ ਦੀ ਗੱਲ ਕਰਿਆ ਕਰ ਆਤਮਾ ਦੀ ਫਰਾਗ ਦੀ ਗੱਲ ਕਰਿਆ ਕਰ ਤੂੰ ਕਰਦਾ ਜੱਗ ਕਰਨਾ ਤੇ ਜੱਗ ਕਰਾਉਣਾ ਹੁਣ ਆਪਾਂ ਲੰਗਰ ਕਹਿੰਦੇ ਜੱਗ ਕਹਿੰਦੇ ਸੀ ਉਹ ਸਰੀਰ ਦਾ ਭੋਜਨ ਬਾਹਲੇ ਦਾ ਗੱਲ ਤਾਂ ਮਾਇਆ 'ਚ ਲੈ ਗਿਆ ਧਰਮ ਮਾਇਆ ਤੱਕ ਸੀਮਤ ਕਰਤਾ ਪੰਡਤ ਨੇ ਸਿੱਖਾਂ ਨੇ ਵੀ ਮਾਇਆ ਤੱਕ ਸੀਮਤ ਕੀਤਾ ਕਿਉਂ ਜੀ ਸੋਨੇ ਰਾਜ ਪ੍ਰਧਾਨ ਸੀ ਖਾਸਾ ਹਜੇ ਤੇ ਸੀ ਉਹਨਾਂ ਨੇ ਆਪਣਾ ਸੰਸਾਰ ਵੀ ਇਸੇ ਇਸੇ ਧਰਮ ਨੂੰ ਸੰਸਾਰ ਚੰਗਾ ਸਮਝਦਾ ਹੁੰਦੇ ਸੰਸਾਰ ਪਬਲ ਕਰਨ ਜੀ ਸੋਨੇ ਜੁੜ ਗਈ ਉਹਨਾਂ ਨੇ ਕਿਹਾ ਵੀ ਹੁਣ ਪਤਾ ਪਤਾ ਹੀ ਸੀ ਵੀ ਗੁਰਮੁਖਾਂ ਨਾਲ ਤਾਂ ਜੁੜਦੇ ਨਹੀਂ ਉੱਤੇ ਗੁਰੂਆਂ ਨਾਲ ਕਿਹੜੇ ਜੁੜੇ ਨੇ ਸਾਰੇ ਆਪਾਂ ਨੇ ਕੀ ਲੈ ਜਿਵੇਂ ਵੀ ਜੁੜੇ ਨੇ ਥੋੜੇ ਬਹੁਤੇ ਬਾਣੀ ਪੜ੍ਹ ਦੋ ਆਪਾਂ ਨੇ ਕਿਉਂ ਹਟਾਉਣੇ ਨੇ ਉਹਦਾ ਲੈ ਕੇ ਨਹੀਂ ਗਏ ਚ ਜਾ ਕੇ ਗੁਰੂ ਗ੍ਰੰਥ ਸਾਹਿਬ ਵੀ ਭਾਈ ਗੁਰਦਾਰੇ ਸਾਡੇ ਨੇ ਗੁਰੂ ਗ੍ਰੰਥ ਸਾਹਿਬ ਸਾਡਾ ਉਹਨੇ ਤਾਂ ਕਬਜ਼ਾ ਕੀਤਾ ਨਹੀਂ ਤੇ ਹਟਿਆ ਅਕਾਲੀ ਫੂਲਾ ਨੂੰ ਗੁਰਦਾਰੇ ਕੋਲ ਅਸੀਂ ਲੈਣੇ ਨਹੀਂ ਤੁਸੀਂ ਕਰੋ ਬਾਨੂ ਨਿਗਰਾਏ ਉਹ ਜੇ ਪ੍ਰਚਾਰ ਹੋ ਕੋਈ ਤਾਂ ਕਿਸੇ ਦੇ ਪੱਲੇ ਪਊ ਕੀ ਗਰੰਟੀ ਹੈ ਸਾਰੇ ਆਦਮੀ ਚੁੱਕੇ ਹੁੰਦੇ ਨੇ ਕਮਾੜੇ ਹੁੰਦੇ ਜਿਹੜਾ ਰੱਖੀ ਬੈਠਾ ਪਾਠ ਕਰਦਾ ਤੁਹਾਨੂੰ ਦੀ ਤਕਲੀਫ ਕੀ ਹੈ ਜਿਹੜੇ ਤੁਹਾਨੂੰ ਇਹ ਕਹਦੇ ਇੱਜ਼ਤ ਤੁਸੀਂ ਕਿੰਨੀ ਇੱਜ਼ਤ ਕਰਦੇ ਤੁਸੀਂ ਕਿੰਨੀ ਕਰਦੇ ਤੁਸੀਂ ਮੰਨਦੇ ਇੱਕ ਲੱਖ ਦੀ ਗੁਰਬਾਣੀ ਦਾ ਆਪ ਤੁਹਾਡੇ ਜੀਵਨ ਦਾ ਕੋਈ ਅਸਰ ਨਹੀਂ ਪਿਆ ਤੁਸੀਂ ਪ੍ਰਚਾਰ ਕਰ ਦੋ ਵਧੀਆ ਇਹਦਾ ਬਾਣੀ ਦਾ ਅਰਥ ਤੁਸੀਂ ਜਾਓ ਆਪੇ ਜਿਹੜੇ ਪੜਦੇ ਨੇ ਹਾਂ ਉਹਨਾਂ ਨੂੰ ਐਂ ਕਰੋ ਭਾਈ ਐਂ ਨਾ ਕਰੋ ਐਂ ਕਰ ਲੈ ਜਾਂ ਗੁਰਬਾਣੀ ਸਮਝਾਓ ਜਾ ਕੇ ਉਹਨਾਂ ਨੂੰ ਉਹਨਾਂ ਤੇ ਚੰਗਾ ਅਸਰ ਪਊਗਾ ਕਾ ਮਤਲਬ ਕੋਈ ਸ਼ਰਧਾ ਕਰਕੇ ਤਾਂ ਰੱਖੀ ਬੈਠੇ ਹੀ ਨੇ ਕੋਈ ਤਾਂ ਸ਼ਰਧਾ ਕਰਕੇ ਰੱਖੀ ਬੈਠੇ ਨੇ ਹੋਰ ਇਹਦੀ ਇੱਜ਼ਤ ਕਰਨੀ ਤੂੰ ਬੱਤੀ ਕਰਨੀ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿਤੇ ਨਹੀਂ ਗੁਰਬਾਣੀ 'ਚ ਲਿਖਿਆ ਹੋਇਆ ਇਹਨਾਂ ਗੱਲਾਂ ਵਾਸਤੇ ਮੰਨਣ ਵਾਸਤੇ ਲਿਖਿਆ ਮੰਨੇ ਹੁਕਮ ਸਭੈ ਗੁਣ ਗਿਆਨ ਇਹਨੇ ਗੁਰਬਾਣੀ ਨੂੰ ਮੰਨ ਲਿਆ ਸਾਰੇ ਗੁਣ ਨੇ ਪੈਦਾ ਹੋ ਜਾਣੇ ਸਾਰੇ ਗਿਆਨ ਹੋ ਗਏ ਉਹ ਮੰਨਣ ਦੇ ਨਾ ਜੋਰ ਹੈ ਤੁਸੀਂ ਮੰਨਿਆ ਨਹੀਂ ਸੁਣਦੇ ਨਾ ਜੋਰ ਹੈ ਤੁਸੀਂ ਸੁਣਿਆ ਨਹੀਂ ਪਤਾ ਨਹੀਂ ਕਿਹੜੀ ਜਿੱਤੀ ਗੱਲ ਕਰਦੇ ਨੇ ਮਨ ਕਢਾਂ ਕਿੱਥੋਂ ਬਣਾ ਲਈ ਇਹਨਾਂ ਨੇ ਸਤਕਾਰ ਸਤਕਾਰ ਕੀ ਕਿੱਥੇ ਲਿਖਿਆ ਸਤਕਾਰ ਲਫ਼ਜ਼ ਆਪਣੇ ਕੋਲੋਂ ਤੁਸੀਂ ਕਿਉਂ ਮੱਥਾ ਬਣਾ ਲਿਆ ਤੁਹਾਨੂੰ ਕੀ ਰਾਈਟ ਹੈ ਕਿਹਨੇ ਰਾਈਟ ਦਿੱਤਾ ਆਪਣੇ ਕੋਲੋਂ ਬਣਾਉਣ ਸਰਕਾਰ ਗੁਰਬਾਣੀ ਅਨੁਸਾਰ ਬਣਾਓ ਜਿਹੜਾ ਕੋ ਬਣਾਉਣਾ ਤੁਹਾਨੂੰ ਰਾਈਟ ਕਿਹਨੇ ਦਿੱਤਾ ਇਹ ਬਣਾਉਣ ਦਾ ਅਸਲ ਇਹ ਇਹ ਹੈਗੀ ਮੂਰਖਤਾ ਜੋ ਧੱਕੇ ਸ਼ਾਹੀ ਪੂਰ ਗੁਰਬਾਣੀ ਨਾ ਪੜ੍ਹੀ ਹੈ ਨਾ ਯਾਦ ਹੈ ਨਾ ਗਿਆਨ ਸ਼ੁੱਧ ਪਾਠ ਨਹੀਂ ਕਰ ਸਕਦੇ ਹੋ ਜਿਹੜੇ ਜਲਦ ਨੇ ਛੱਡ ਗਏ ਸ਼ੁੱਧ ਪਰ ਪਾਠ ਕਰਕੇ ਦਿਖਾ ਦਿੰਦੇ ਸ਼ੁੱਧ ਅਰਥਾਂ ਦੇ ਇੱਕ ਪਾਸੇ ਰਹੀ ਉਹਦਾ ਪਾਠ ਕਰਨਾ ਨਹੀਂ ਆਪ ਨੂੰ ਆਉਂਦਾ ਠੇਕੇਦਾਰ ਬਣੇ ਬੈਠੇ ਨੇ ਸਰਕਾਰ ਦੇ ਤਾਲ ਧਰਮ ਦਇਆ ਕਰੂ ਤਾਲ ਧਰਮ ਤਾਲ ਕੋਈ ਨਹੀਂ ਹੈ ਧਰਮ ਹੀ ਹੈ ਧਰਮ ਦੇ ਆਸਰੇ ਦੁਨੀਆ ਖੜੀ ਹੈ ਸੱਚ ਦੇ ਆਸਰੇ ਦੁਨੀਆ ਖੜੀ ਹੈ ਧਰਮ ਸੱਚ ਹੁੰਦਾ ਹੈ ਸੱਚ ਦੇ ਆਸਰੇ ਖੜੀ ਹੈ ਉਹਦੇ ਗਿਆਨ ਨਾਲ ਚੱਲਦੀ ਹੈ ਕਿਵੇਂ ਰੁੱਤਾਂ ਬਦਲਣੀਆਂ ਨੇ ਕਿਉਂ ਬਦਲਣੀਆਂ ਨੇ ਕਿਹੜੀਆਂ ਰੁੱਤਾਂ ਕਿਹੜੇ ਬੀਜ ਪੈਦਾ ਹੋਣੇ ਨੇ ਕਿਹੜੇ ਹੋਣੇ ਆਪੇ ਹੋਈ ਜਾਂਦੇ ਵੀ ਕਿਵੇਂ ਪੈਣਾ ਗਿਆਨ ਦਾ ਵਿਸ਼ਾ ਉਹਨੇ ਬਣਾਇਆ ਸਿਸਟਮ ਬਣਾਇਆ ਸੂਰਜ ਬਣਾਇਆ ਮੌਸਮ ਬਣਾਇਆ ਜੀ ਇਹ ਗਿਆਨ ਔਰ ਸੱਚ ਦੇ ਆਸਰੇ ਸ੍ਰਿਸ਼ਟੀ ਦਾ ਚੱਲਦਾ ਕਿਸੇ ਬੌਲ ਦੇ ਸਿੰਘ ਆਸਰਾ ਨਹੀਂ ਹੈਗਾ ਇਹ ਢਾਲ ਧਰਮ ਹੈ ਦਿਆ ਦਾ ਸੂਤ ਦਇਆ ਪਰਮੇਸ਼ਰ ਦੇ ਅੰਦਰ ਉਹ ਪਰਮੇਸ਼ਰ ਦੇ ਅੰਦਰ ਦਿਆ ਹੈ ਤਾਂ ਇਹ ਸਭ ਕੁਝ ਹੈ ਸਾਡੇ ਵਾਸਤੇ ਕਿਉਂ ਇਹ ਜਿਹੜੇ ਜੀਵ ਸੀ ਕਰਾਇਕ ਹੋ ਗਏ ਇਹਨਾਂ ਦਾ ਦੁਆ ਕਰਾਇਕ ਆਪਾਂ ਕਹਿੰਦੇ ਕਰਾਇਕ ਗਿਆ ਆਦਮੀ ਕਰਾਇਕ ਹੈ ਕਰਾਇਕ ਨਹੀਂ ਕਹਿੰਦੇ ਜਿਹਦੀ ਆਪਣੀ ਮਤ ਹੋਵੇ ਉਹਨੂੰ ਕਿਰਾਇਆ ਕਹਿੰਦੇ ਆ ਆਮ ਲੋਕਾਂ ਨਾਲ ਮੇਲ ਨਾ ਖਾਂਦਾ ਹੋਵੇ ਇਹ ਸਾਰੇ ਕਿਰਾਇਕ ਨੇ ਸਾਰੇ ਹੀ ਕਿਰਾਇਕ ਨੇ ਸੱਚਖੰਡ ਦੇ ਹਿਸਾਬ ਨਾਲ ਸਾਰੇ ਹੀ ਕਿਰਾਇਕ ਨੇ ਜਿਹੜੇ ਇੱਥੇ ਆਏ ਹੋਏ ਨੇ ਉਹੀ ਤੇੜਾ ਤੇੜ ਕਿਰਾਇ ਜਿਹੜੀ ਚੀਜ਼ ਉਹਨੂੰ ਤੇੜ ਪੈ ਜਾਂਦੀ ਹੈ ਨਾ ਸ਼ੀਸ਼ੇ ਕਿਰਾਇ ਹੋ ਗਿਆ ਤੇੜ ਪੈ ਗਈ ਤ੍ਰਿਤੀਏ ਵਿੱਚ ਕੁਝ ਪਿਆ ਦੁਤੇੜਾ ਕਿਰਾਇਕ ਨੇ ਸਾਰੇ ਹੋਏ ਹੋਏ ਕਰੈਕਾਂ ਤੇ ਉਹਨੂੰ ਆ ਗਿਆ ਰਹਿਮ ਵੀ ਇਹਨਾਂ ਨੂੰ ਵਿਚਾਰਿਆਂ ਨੂੰ ਕਰੀਏ ਠੀਕ ਇਹ ਲੋਕ ਜਿਹੜੇ ਭੇਜੇ ਨੇ ਇੰਤਜ਼ਾਮ ਆਪ ਕੀਤਾ ਸੂਰਜ ਚੰਦ ਧਰਤੀ ਸਾਰੀ ਖਾਣ ਪੀਣ ਦਾ ਸਮਾਨ ਬਣਾਇਆ ਆਪ ਸੌਂਦਾ ਨਹੀਂ ਸੌ ਜਾਂਦੇ ਨੇ ਸਾਰਿਆਂ ਦੀ ਚਿੰਤਾ ਰੱਖਦਾ ਦਿਆ ਇਹ ਵੀ ਠੀਕ ਹੋ ਜਾਣੇ ਦਇਆ ਕਪੂਤ ਜਾਦੂ ਪੈਦਾ ਹੋਇਆ ਹੋਇਆ ਉਹਦੇ ਅੰਦਰ ਦਇਆ ਪੈਦਾ ਹੋਈ ਸਾਡੇ ਪ੍ਰਤੀ ਪੁੱਤ ਪੁੱਤ ਪਹਿਲਾਂ ਦਇਆ ਪੈਦਾ ਹੋਈ ਉਹ ਤੋਂ ਪੈਦਾ ਹੋਇਆ ਹੁਕਮ ਫਿਰ ਹੁਕਮ ਪੈਦਾ ਕੀਤਾ ਫਿਰ ਗਿਆਨ ਪੈਦਾ ਕੀਤਾ ਗਿਆਨ ਦਾ ਸਭ ਕੁਝ ਸਿਰਜਿਆ ਹੁਕਮ ਨਾਲ ਹੁਕਮ ਨਾਲ ਸਭ ਕੁਝ ਸਿਰਜਿਆ ਕਿਉਂ ਸਿਰਜਿਆ ਆ ਜਿਹੜਾ ਕਰੈਕ ਤੇ ਨਾ ਵਾਸਤੇ ਦਇਆ ਪੈਦਾ ਹੋਈ ਵੀ ਇਹਨਾਂ ਨੂੰ ਠੀਕ ਕਰੀਏ ਹਾਲਾਂਕਿ ਉਹਦੇ ਨਾਲੇ ਟਕਰਾਇਆ ਜਾਂ ਸੀ ਸੱਚ ਨਾਲ ਟਕਰਾਏ ਨੇ ਸੱਚੇ ਨਾਲ ਵਾਸਤੇ ਆਪਣੇ ਅੰਦਰ ਦਇਆ ਕਰਕੇ ਇਹਨਾਂ ਨੂੰ ਠੀਕ ਕਰ ਰਿਹਾ ਉਹਨੇ ਸਾਡੀ ਅਕਲ ਤੇ ਹੀ ਤਿਆਰ ਕੀਤੇ ਵੀ ਇਹ ਤਾਂ ਮੂਰਖ ਨੇ ਆਪਣੇ ਇਹਨੇ ਇਹਨਾਂ ਨੂੰ ਸਮਝਾਈਏ ਕਿਵੇਂ ਸਮਝਾਉਣ ਵਾਸਤੇ ਮਨ ਨੂੰ ਸਮਝਾਉਣ ਵਾਸਤੇ ਸਾਰਾ ਸਿਸਟਮ ਹੈ ਮਨ ਸਮਝਾਵਣ ਕਾਰਨ ਹੈ ਕਛੁਕ ਪੜੀਏ ਅਗਿਆਨਤਾ ਦਿੱਤਾ ਸਮਝਾਉਣ ਵਾਸਤੇ ਕਰੈਕ ਨੂੰ ਸਮਝਾਈਦਾ ਹੁੰਦਾ ਸਮਝਾ ਕੇ ਠੀਕ ਹੋ ਜਾਂਦਾ ਹੋਰ ਕੋਈ ਤਰੀਕਾ ਨਹੀਂ ਕਰੈਕ ਦਾ ਸੰਤੋਖ ਥਾਪ ਰੱਖਿਆ ਜਿਨ ਸੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਆਪ ਸੰਤੋਖੀ ਹੈ ਆਪਣੇ ਸੰਤੋਖ ਨਾਲ ਸਾਰਾ ਸਿਸਟਮ ਉਹਨੇ ਆਪਣੇ ਕੰਟਰੋਲ 'ਚ ਰੱਖਿਆ ਹੋਇਆ ਸਾਰਾ ਸਿਸਟਮ ਉਹ ਜਿਹੜਾ ਸੂਤ ਹੈ ਨਾ ਉਹਦੇ ਹੱਥ 'ਚ ਡੋਰ ਹੈ ਡੋਰ ਹੈ ਆਪਣੇ ਸੰਤੋਖ ਦੀ ਡੋਰ ਨਾਲੇ ਉਹਨੇ ਸਾਰਾ ਸਿਸਟਮ ਰੱਖਿਆ ਸੰਤੋਖ ਹੀ ਹੁੰਦਾ ਆਪਣੇ ਅੰਦਰ ਕੋਈ ਉਹਦੀ ਇੱਛਾ ਨਹੀਂ ਆਪਣੇ ਵਾਸਤੇ ਜਿਹਨੂੰ ਆਪਣੇ ਵਾਸਤੇ ਆਪਣੇ ਅੰਦਰ ਇੱਛਾ ਨਾ ਰਹੇ ਮਾਇਆ ਦੀ ਜਾਂ ਭਲੇ ਦੀ ਜਾਂ ਕਿਸੇ ਕਿਸਮ ਦੀ ਵੀ ਸਾਤੋਂ ਵੀ ਉਹ ਕੋਈ ਆਪਣੇ ਅੰਦਰ ਇੱਛਾ ਨਹੀਂ ਰੱਖਦਾ ਵੀ ਮੈਂ ਨਾਲ ਆ ਕਰਦਾ ਮੇਰਾ ਇਹ ਆ ਕਰਦਾ ਬਦਲੇ 'ਚ ਕੁਝ ਨਹੀਂ ਮੰਗਦਾ ਇਹ ਜਿਹਾ ਸੰਤੋਖ ਅਸੀਂ ਤਾਂ ਇਹਦਾ ਗੁਣ ਸੰਤੋਖ ਦਾ ਗੁਣ ਬਹੁਤ ਵੱਡਾ ਗੁਣ ਹੈ ਸਾਰਾ ਕੁਝ ਸਿਸਟਮ ਗਿਆ ਅਸੀਂ ਚੱਲਦਾ ਤੇ ਸੰਤੋਖ ਜਿੱਦਾਂ ਉਹਦੇ ਅੰਦਰ ਇੱਛਾ ਪੈਦਾ ਹੋ ਜਾਏ ਸਾਰਾ ਗੜਬੜਾ ਜੂ ਆਪਣੀ ਇੱਛਾ ਮਗਰ ਪੈ ਜੂ ਇਹਦਾ ਸਿਸਟਮ ਧਿਆਨ ਵੱਡ ਜੂ ਉਹਦਾ ਸੰਤੋਖ ਜਿੰਨਾ ਚਿਰ ਉਹਦਾ ਸੰਤੋਖ ਕਾਇਮ ਹੈ ਉਹਨਾਂ ਚ ਸਾਰਾ ਗਲਤੀ ਨਹੀਂ ਕਰ ਰਿਹਾ ਕੋਈ ਭੁੱਲਦਾ ਨਹੀਂ ਸੰਤੋਖ ਟੁੱਟਿਆ ਤਾਂ ਬੋਲਣ ਲੱਗ ਜਾਂਦਾ ਸੰਤੋਖ ਟੁੱਟਿਆ ਮਰਤੀ ਟੁੱਟ ਜਾਂਦੀ ਸੰਤੋਖ ਟੁੱਟਿਆ ਧਿਆਨ ਟੁੱਟ ਜਾਂਦਾ ਸਾਡਾ ਸੰਤੋਖ ਹੈ ਟੁੱਟਿਆ ਸੀ ਜਨਮ ਨਾਲ ਲੈਣ ਸਾਰੇ ਗਰਭ ਵਿੱਚ ਸੰਤੋਖ ਸੀ ਲਿਵ ਲੱਗੀ ਹੋਈ ਸੀ ਜਦ ਤ੍ਰਿਸ਼ਨਾ ਭੁੱਖ ਲੱਗੀ ਸਰੀਰ ਨੂੰ ਸੰਤੋਖ ਟੁੱਟ ਗਿਆ ਟੁੱਟ ਗਿਆ ਨਾ ਜਿਹੜਾ ਲੱਗੀ ਫਿਰ ਫਿਰ ਉਹਨੂੰ ਆਪਣਾ ਫਿਕਰ ਪੈ ਜੂ ਆਪਣੀ ਇੱਛਾ ਦਾ ਪੂਰਤੀ ਦਾ ਸਾਡੀਆਂ ਇੱਛਾਵਾਂ ਵੱਲ ਨਹੀਂ ਧਿਆਨ ਦੇਣਾ ਸੰਸਾਰ ਦਾ ਧਿਆਨ ਛੁੱਟ ਜੂ ਸੰਸਾਰ ਕਿਸੇ ਦਾ ਧਿਆਨ ਤੁਸੀਂ ਉਹਨਾਂ 'ਚ ਰੱਖ ਸਕਦੇ ਹੋ ਜਿੰਨਾ 'ਚ ਆਪਣਾ ਧਿਆਨ ਉੱਥੇ ਹੀ ਸਾਰੀ ਸੁਰਤੀ ਰਹੇ ਤੁਹਾਡੀ ਇੱਕ ਤਾਂ ਸੁਰਤੀ ਟਿਕਾ ਕੇ ਰੱਖਣੀ ਹੈ ਸੰਤੋਖ ਦਾ ਵਿਸ਼ਾ ਸੰਤੋਖ ਤੋਂ ਬਿਨਾ ਤੁਹਾਡਾ ਧਿਆਨ ਇੱਕ ਤੋਂ ਟਿਕਿਆ ਨਹੀਂ ਰਹਿ ਸਕਦਾ ਸਾਡੀਆਂ ਜਿਹੜੀਆਂ ਇੱਛਾਵਾਂ ਨੇ ਇਸੇ ਕਰਕੇ ਉਹਨਾਂ ਨੂੰ ਕਹਿੰਦੇ ਇੱਛਾਵਾਂ ਨੂੰ ਖਤਮ ਕਰੋ ਇੱਛਾਵਾਂ ਖਤਮ ਕਰੇ ਬਿਨਾਂ ਸੰਤੋਖ ਹੁੰਦਾ ਨਹੀਂ ਸੰਤੋਖ ਹੋਣਾ ਧਿਆਨ ਨਹੀਂ ਲੰਗਾ ਸਿਰ ਕਹਿੰਦੇ ਨੇ ਸਗੀ ਦੇ ਸੰਤੋਖੀ ਘਰ ਸਗੀ ਆ ਉਹਦਾ ਦੇ ਰਿਹਾ ਖਾਣ ਵਾਲਾ ਵੀ ਸੰਤੋਖੀ ਹੋਵੇ ਇਹ ਫੇਰ ਸੰਤੋਖਾ ਖਾਣ ਵਾਲਾ ਦੇਣ ਵਾਲਾ ਜੇ ਸਕਿਆ ਖਾਣ ਵਾਲਾ ਸੰਤੋਖੀ ਚਾਹੀਦਾ ਖਾਣ ਵਾਲਾ ਸੰਤੋਖੀ ਹੈ ਜੀ ਉਹਦਾ ਪਦਾਰਥ ਇਕੱਠੇ ਕਰੀ ਜਾਂਦਾ ਸਿਸਟਮ ਕਿਉਂ ਹਿੱਲ ਗਿਆ ਸਾਰਾ ਖਾਣ ਵਾਲਾ ਸੰਤੋਖੀ ਨਹੀਂ ਹੈ ਦੇਣ ਵਾਲਾ ਸਖੀ ਹੈ ਦੇਣ ਵਾਲਾ ਸਖੀ ਹੈ ਜਿੰਨਾ ਮਰਜ਼ੀ ਲੈ ਲਓ ਖਾਈ ਜਾਓ ਜਿੰਨਾ ਮਰਜ਼ੀ ਖਾ ਲਓ ਇੱਕ ਟਾਈਮ ਜਿੰਨੇ ਕਿ ਦੀ ਖਰਾਕ ਆ ਕੋਈ ਘੱਟ ਖਾਂਦਾ ਕੋਈ ਵੱਧ ਖਾਂਦਾ ਉਹਨੂੰ ਕੋਈ ਨਹੀਂ ਫਿਕਰ ਮੈਂ ਨਹੀਂ ਕਹਿੰਦਾ ਵੀ ਭਈ ਆ ਘੱਟ ਤੋਂ ਘੱਟ ਉਹਨੇ ਰਾਸ਼ਨ ਨਹੀਂ ਕੀਤਾ ਹੋਇਆ ਕਾਰਡ ਨਹੀਂ ਬਣਾਇਆ ਵੀ ਇੰਨਾ ਕਿਲੋ ਮਿਲੂਗਾ ਹਾਥੀ ਵੱਧ ਖਾਂਦਾ ਕਿਹੜੀ ਇੰਨਾ ਖਾਂਦੀ ਹੈ ਇਹ ਨਹੀਂ ਕੋਈ ਰੋਲਾ ਹੈ ਪਰ ਸੰਤੋਖੀ ਨੇ ਲੋਏ ਕੀੜੀਆਂ ਜੋ ਇਕੱਠਾ ਕਰਦੀ ਆਦੀ ਇਕੱਠਾ ਨਹੀਂ ਕਰਦਾ ਕੀੜੀ ਛੋਟੀ ਆ ਇਕੱਠਾ ਕਰਦੀ ਹੈ ਹਾਥੀ ਬੜਾ ਇਕੱਠਾ ਨਹੀਂ ਕਰਦਾ ਜਾਨਵਰਾਂ ਵੀ ਕਈਆਂ ਦੇ ਵਿੱਚ ਹੈਗਾ ਨਾ ਹਾਥੀ ਦਾ ਇਕੱਠਾ ਕਰਦਾ ਨਹੀਂ ਕਿਹੜੀ ਇਕੱਠਾ ਕਰਦੀ ਹੈ ਸਾਡੇ ਪਾਉਂਦੀ ਰਾਣੇ ਲਿਜਾ ਕੇ ਉਹਨੂੰ ਪਤਾ ਵੀ ਬਰਸਾਤ ਆਊਗੀ ਫਿਰ ਮੈਂ ਤੇ ਜਾ ਨਹੀਂ ਹੁਣ ਤਾਂ ਕਰਦੀ ਹੈ ਨਾ ਤੇ ਜਾਪ ਨਹੀਂ ਆਉਣਾ ਫਿਰ ਉਹਨੂੰ ਉਹਨਾਂ ਗਿਆਨ ਵੀ ਦਿੱਤਾ ਹੈ ਚਾਹੇ ਉਹਨੇ ਪਹਿਲੀ ਬਰਸਾਤ ਦਾ ਬਰਸਾਤ ਨਹੀਂ ਦੇਖੀ ਗਿਆਨ ਨੂੰ ਹੈਗਾ ਬੀਜ ਮੰਤਰ ਨੂੰ ਗਿਆਨ ਕਈ ਕਾਰਨ ਨੇ ਉਹਦੇ ਵੀ ਪ੍ਰਸਾਦ ਮੈਨੂੰ ਤਾਂ ਮੈਂ ਤਾਂ ਬਾਹਰ ਨਹੀਂ ਨਿਕਲ ਸਕਦੀ ਕੀ ਉਸ ਵੇਲੇ ਪਰ ਦੁਕਾਨ ਨਹੀਂ ਚਲਾਉਂਦੀਆਂ ਕਿਹੜੀਆਂ ਆਦਮੀ ਵਾਂਗੂ ਬਲੈਕ ਨਹੀਂ ਕਰਦੀਆਂ ਜੇ ਮੇਰੇ ਕੋਲ ਜ਼ਿਆਦਾ ਮੈਂ ਬਲੈਕ ਕਰਾਂ ਇੱਕੋ ਤਾਂ ਹੁੰਦਾ ਸਾਰਾ ਹੀ ਰੱਖਿਆ ਹੋਇਆ ਜਾ ਕੇ ਜਿਵੇਂ ਸ਼ਾਇਦ ਉਹਦੀਆਂ ਮੱਖੀਆਂ ਦੇ ਇੱਕੋ ਰੱਖਿਆ ਹੁੰਦਾ ਸੂਤ ਤੇ ਰੂਹ ਦੀ ਕਿਆ ਸੰਤੋਖ ਸਾਧ ਸੂਤ ਦਾ ਬਸ ਵਿੱਚ ਰੱਖਣਾ ਸਾਰਿਆਂ ਨੂੰ ਕੰਟਰੋਲ ਚ ਰੱਖਣਾ ਸੂਤ ਹੁਕਮ ਦੇ ਵਿੱਚ ਰੱਖਣਾ ਹੁਕਮ ਲੱਗ ਜੀ ਜਾ ਹੁਕਮ ਦੇ ਵਿੱਚ ਰੱਖਣਾ ਦੇਖੇ ਸੂਤ ਨੂੰ ਇਹ ਹਾਂ ਸਾਰਿਆਂ ਨੂੰ ਮਤਲਬ ਆਪਣੇ ਆਪਣੇ ਇਸ਼ਾਰੇ ਤੇ ਨਹੀਂ ਜੋ ਚਾਹਣਾ ਉਹੇ ਕਰਨੇ ਆਪਣੀ ਇੱਛਾ ਅਨੁਸਾਰ ਚਲਾਉਣਾ ਸੂਤ ਹੈ ਗੁਰਮੁਖ ਗਿਆਨ ਡੋਰੀ ਪਰ ਪਕੜੀ ਜਿਨ ਖੇਚਿਆ ਤਨ ਜਾਈਏ ਗੁਰਮੁਖਾਂ ਦੇ ਗਿਆਨ ਦੀ ਡੋਰੀ ਤਾਂ ਹੋਰੀ ਫੜੀ ਹੋਈ ਹੈ ਗੁਰਮੁਖ ਨੇ ਫੜਾਈਆ ਆ ਡੋਰੀ ਤਾਂ ਫੜੀ ਹੋਵੇ ਦੂਏ ਫੜਾਉਂਦੇ ਨਹੀਂ ਗੁਰਮੁਖਾਂ ਨੇ ਗਿਆਨ ਦੀ ਡੋਰੀ ਨੂੰ ਫੜਾਤੀ ਤਾਂ ਫੜੀ ਹੋਵੇ ਜਿਹੜਾ ਗਿਆਨ ਦੀ ਡੋਰੀ ਉਹਨੂੰ ਫੜਾ ਦਿੰਦਾ ਉਹ ਚਲਿਆ ਜਾਂਦਾ ਜਿਹੜਾ ਆਪਣੇ ਹੱਥ ਰੱਖਦਾ ਉਹ ਆਪਣੀ ਮਰਜ਼ੀ ਅਨੁਸਾਰ ਚੜਦਾ ਜੇ ਕੋ ਬੁੱਝੈ ਹੋਵੇ ਸਚਿਆਰ ਜੇ ਕੋ ਬੁੱਝੈ ਹੋਵੇ ਸਚਿਆਰ ਆ ਗੱਲਾਂ ਜਿਹੜੀਆਂ ਨੇ ਸਾਰੀਆਂ ਨੂੰ ਜੇ ਬੁੱਝ ਲਵੇ ਸਮਝੋ ਸਚਿਆਰ ਹੋ ਗਿਆ ਇਹ ਸਾਰੀ ਬਹੁਤ ਬੜੀ ਬੁਝਾਰਤ ਹੈ ਇਥੋਂ ਬੁਝਾਰਤ ਤਕੜੀ ਹੋ ਗਈ ਸ਼ੁਰੂ ਇਹ ਬੁਝਾਰਤ ਨੂੰ ਬੁੱਝ ਕੇ ਸਚਿਆਰ ਹੋ ਧਵਲੇ ਉੱਪਰ ਕੇਤਾ ਭਾਰ ਆ ਬੋੜ ਤੇ ਕਿਹੜਾ ਭਾਰ ਕਿਹੜੇ ਬੋੜ ਤੇ ਕਿਹੜਾ ਭਾਰ ਕਿਉਂਕਿ ਮਨ ਦੇ ਸੀ ਅਗਿਆਨੀ ਸੀ ਜਿਹੜਾ ਮਨ ਦਾ ਉਹਨੂੰ ਗਿਆਨ ਕਿੱਥੇ ਗਿਆਨ ਕਿਹੜਾ ਭਾਰ ਦੌੜ ਤੇ ਬਈ ਧਰਤੀ ਹੋਰ ਪਰੇ ਹੋਰ ਹੋਰ ਧਰਤੀ ਹੋਰ ਪਰੇ ਹੋਰ ਹੋਰ ਧਰਤੀ ਇੱਕ ਹੈ ਆ ਧਰਤੀ ਦੇ ਚਾਰ ਜਿਵੇਂ ਸਮੁੰਦਰ ਹੈ ਧਰਤੀ ਹੋਰ ਹੈ ਉੱਥੇ ਵੀ ਸਮੁੰਦਰ ਫਿਰ ਉਹ ਦੂਈ ਧਰਤੀ ਥੱਲੇ ਦੂਆ ਬਹੁਤ ਖੜਾ ਫਿਰ ਆਏ ਨਹੀਂ ਹੋਰ ਨੇ ਥੋੜੇ ਨੇ ਉੱਥੇ ਕੌਣ ਖੜਾ ਅਸਲ 'ਚ ਬੌਲਦ ਦੇ ਅਰਥੇ ਗਲਤ ਕਰ ਲਏ ਸੀ ਕਹਿਣ ਦਾ ਮਤਲਬ ਇਹ ਤੌਲ ਕਿਹਾ ਸੀ ਤੌਲ ਧਰਮ ਦੇ ਆਖਾ ਪੂਤ ਕਿਹਾ ਸੀ ਉਹਦੇ ਅਰਥ ਤੌਲ ਦੇ ਬਹੁਤ ਕਰ ਲੈਣਾ ਅਰਥੇ ਬਦਲਾਏ ਦੇ ਵਿੱਚ ਇਹੀ ਗੱਲ ਕਹੀ ਸੀ ਅਰਥ ਦੱਸੇ ਨੇ ਧੌਲ ਦੇ ਜਿਨ੍ਹਾਂ ਨੇ ਗਲਤੀ ਨਾਲ ਅਰਥ ਬੁਲਦ ਕਰ ਲਿਆ ਸੀ ਜਾਣ ਕੇ ਕਰ ਲਿਆ ਸੀ ਆ ਗਲਤੀ ਨਾ ਕਰ ਲੈ ਉਹ ਗਲਤੀ ਸੁਧਾਰੀ ਹੈ ਉਹਨਾਂ ਦੀ ਜਿਹੜੀ ਹੈ ਨਾ ਸੋਧੇ ਸਿਮਰਤ ਸ਼ਾਸਤਰ ਉਹ ਗਲਤੀ ਦਾ ਸੁਧਾਰ ਕੀ ਉਹਨਾਂ ਨੇ ਨਹੀਂ ਕਿਹਾ ਜਾਣ ਕੇ ਕੀਤਾ ਕਹਿੰਦੇ ਇਹਨਾਂ ਨੇ ਬੇਵਕੂਫੀ ਨਾ ਕਰ ਲਿਆ ਵਿਦਵਾਨ ਸੀ ਵਿਦਵਾਨਾਂ ਦੀ ਗਲਤੀ ਹੋ ਗਈ ਅਸੀਂ ਸੁਧਾਰਤੀ ਤੌੜ ਲਈ ਹੈ ਦੌੜ ਕੇ ਧਰਮ ਦਾ ਦੌੜ ਹੈ ਲਿਆ ਦਾ ਬੂਤ ਪਰਮੇਸ਼ਰ ਦੇ ਅੰਦਰ ਦਿਆ ਹੈ ਉਹ ਧਰਮ ਸਾਡੇ ਅੰਦਰ ਦਾ ਦਿਆ ਹੈ ਹੀ ਨਹੀਂ ਸਾਡੇ ਅੰਦਰ ਨਹੀਂ ਹੁੰਦੀ ਦਿਆ ਅਸੀਂ ਤਾਂ ਜੋ ਦਿਆ ਜਾਣਦੇ ਨਹੀਂ ਕੀ ਹੁੰਦੀ ਹੈ ਪਹਿਲਾਂ ਸੰਸਾਰ ਦਾ ਦਿਆ ਹੀ ਨਹੀਂ ਜਾਣਦਾ ਕੀ ਹੈ ਸੰਸਾਰ ਦਾ ਦਿਆ ਵੀ ਆਪਣੀ ਬਣਾ ਕੇ ਰੱਖੀ ਹੈ ਦਿਆ ਦਾ ਪਰਮੇਸ਼ਰ ਦੀ ਹੈ ਦਇਆ ਜੀ ਦੇ ਹੁਣ ਹੁੰਦੀ ਆ ਦਿੰਦਾ ਹੀ ਰਹਿੰਦਾ ਹੁੰਦਾ ਉਹਦੇ ਵਿੱਚ ਕੁਝ ਮੰਗਦਾ ਨਹੀਂ ਹੁੰਦਾ ਸਾਡੇ ਤਾਂ ਪਹਿਲਾ ਹੁੰਦਾ ਕਿਉਂ ਆ ਚੀਜ਼ ਦਿੱਤੀ ਹੈ ਇਹਦੇ ਪੈਸੇ ਬਣ ਗਏ ਆਪ ਚੀਜ਼ ਬਣ ਗਈ ਸੰਸਾਰ ਦਾ ਤਾਂ ਵਿਹਾਰ ਹੈ ਹੋਰ ਦਇਆ ਉਹਦੇ ਅੰਦਰ ਹੈ ਤਾਂ ਹੀ ਕਹਿੰਦੇ ਨੇ ਸਿਆਣੇ ਮੰਗੋ ਹੁੰਦਾ ਜਿਹਨੇ ਦੇ ਕੇ ਮੰਗਣਾ ਨਹੀਂ ਕਿ ਸਿਆਣੇ ਕਹਿੰਦੇ ਨੇ ਨਾ ਵੀ ਮੰਗੋ ਹੁੰਦਾ ਜਿਹਨੇ ਦੇ ਕੇ ਮੰਗਣਾ ਹੀ ਨਹੀਂ ਚੇਤਾ ਹੀ ਨਹੀਂ ਕਰਨਾ ਉਹਨੂੰ ਚੇਤਾ ਹੀ ਨਹੀਂ ਰਹਿਣਾ ਵੀ ਮੈਂ ਦਿੱਤਾ ਇਹਨੂੰ ਚੇਤਾਵਨਾ ਹੀ ਨਹੀਂ ਕਦੇ ਦਿੱਤਾ ਐਸਾਨ ਨਹੀਂ ਕਰਨਾ ਕਦੇ ਇਹ ਕਿ ਕਹਿੰਦੇ ਸੀ ਇਹ ਆਤਾ ਪਰਮੇਸ਼ਰ ਦੇ ਅੰਦਰ ਹੈ ਹੋਰ ਕਿਸੇ ਦੇ ਅੰਦਰ ਕਿੱਥੇ ਹੈ ਬਹੁਤ ਬੜਾ ਗੁਣ ਹੈ ਧਿਆਨ ਜਾਨ ਕੋ देखो दस भाषा की कहना जान को दे ਅਜਾਨ ਕੋ ਦੇ ਤੇ ਜ਼ਮੀਨ ਕੋ ਦੇ ਤੇ ਜ਼ਮਾਨੇ ਕੋ ਦਾ ਹੈ ਸਾਰੇ ਨੂੰ ਦੇਈ ਜਾਂਦਾ ਜਿਹੜਾ ਉਹ ਜਾਣਦਾ ਉਹਨੂੰ ਦਿੰਦਾ ਜਿਹੜਾ ਨਹੀਂ ਜਾਣਦਾ ਉਹਨੂੰ ਵੀ ਦੇਈ ਜਾਂਦਾ ਜਿਹਨੂੰ ਪਤਾ ਨਹੀਂ ਨਾ ਵੀ ਕੌਣ ਦਿੰਦਾ ਉਹਨੂੰ ਵੀ ਦੇਈ ਜਾਂਦਾ ਜਿਹੜਾ ਮਰਦਾ ਨਹੀਂ ਵੀ ਉਹ ਦਿੰਦਾ ਉਹਨੂੰ ਵੀ ਦੇਈ ਜਾਂਦਾ ਤੇ ਆਏ ਉਹਦੇ ਅੰਦਰ ਤਾਂ ਦੇਈ ਜਾਂਦਾ ਦੇਣਾ ਉਹਦੀ ਡਿਊਟੀ ਹੈ ਧਿਆਨ ਨਿਦ ਹੈ ਧਿਆਨ ਨਿਦ ਦੀਨ ਦਿਆਲ ਧਿਆਨ ਦੇ ਦੋਖਣ ਦੇਖਦਾ ਹਾਂ ਧਿਆਨ ਦੇ ਦੋਖਣ ਦੇਖਦਾ ਹੈ ਸਾਡੇ ਨੁਕਸ ਦੇਖਦਾ ਹੈ ਸਾਡੇ ਅੰਦਰ ਜਿਹੜੇ ਨੁਕਸ ਨੇ ਕਮੀਆਂ ਉਹਨਾਂ ਨੂੰ ਦੇਖਦਾ ਹੈ ਪਰ ਦੇਤ ਨਾ ਹਾਰਾ ਐਡਾ ਦਿਆ ਦਾ ਜਿਹਦੀ ਖਜ਼ਾਨਾ ਸਾਡੀਆਂ ਕਮੀਆਂ ਨੂੰ ਦੇਖਦਾ ਹੋਇਆ ਵੀ ਜਾਣਦਾ ਹੋਇਆ ਵੀ ਨਹੀਂ ਜਾਂਦਾ ਪ੍ਰਵਾਹ ਨਹੀਂ ਕਰਦਾ ਦਿਆ ਪਰਮੇਸ਼ਰ ਤੇ ਹਰ ਕਿਸੇ ਆਦਮੀ ਦੀ ਕਿੱਥੇ ਦਿਆ ਹੋ ਐਵੇਂ ਦਿਆ ਦਾ ਰੌਲਾ ਪਾਇਆ ਹੋਇਆ ਨਾ ਅਜੇ ਤਾਂ ਸੰਸਾਰ ਨੂੰ ਇਹ ਨਹੀਂ ਪਤਾ ਦਿਆ ਹੁੰਦੀ ਕੀ ਹੈ ਸੰਤ ਪ੍ਰਚਾਰ ਕਰੀ ਜਾਂਦੇ ਨੇ ਝੂਠ ਦਾ ਇਹਨਾਂ ਨੂੰ ਕੀ ਪਤਾ ਵੀ ਦਿਆ ਕੀ ਹੁੰਦੀ ਗੁਰਬਾਣੀ ਕਹਿੰਦੇ ਦਇਆ ਜਾਣੇ ਜੀ ਕੀ ਕੁਝ ਪੁਰਦਾਨ ਕਰੇ ਅੰਦਰੋਂ ਕਹਿ ਤੂੰ ਪੁਰਦਾਨ ਫੇਰ ਕਰੀ ਪਹਿਲਾਂ ਜੀ ਦੀ ਦਇਆ ਦਿਆ ਜੀ ਦੀ ਤਾਂ ਜਾਣੂ ਪਹਿਲਾਂ ਜੇ ਜੀ ਨੂੰ ਜਾਣੂ ਜੀ ਦਾ ਤਾਂ ਪਤਾ ਨਹੀਂ ਕੀ ਹੁੰਦਾ ਉਹਦੇ ਦਇਆ ਨੂੰ ਕਿੱਥੇ ਜਾਣ ਲੋ ਜਿਹਨੂੰ ਜੀ ਦਾ ਹੀ ਨਹੀਂ ਪਤਾ ਕੀ ਹੈ ਉਹ ਦਇਆ ਉਹਦੀ ਕਿਵੇਂ ਜਾਣ ਲੂਗਾ ਧਰਤੀ ਹੋਰ ਪਰੇ ਹੋਰ ਹੋਰ ਧਰਤੀ ਹੋਰ ਪਰੇ ਹੋਰ ਹੋਰ ਕਿਸੇ ਭਾਰਤ ਲੈ ਕੌਣ ਜੋ ਉਹਦੇ ਥੱਲੇ ਫਿਰ ਕਿਹੜੇ ਸਿੰਘ ਕਿਹੜੇ ਵਣ ਨੇ ਸਿੰਘੜਾ ਆਇਆ ਦੱਸੋ ਉਹਦੇ ਥੱਲੇ ਕੋਈ ਹੋਰ ਸ਼ਕਤੀ ਕਿਹੜੀ ਹੈ ਅਮਰੀਕਾ ਅਲੱਗ ਹੈ ਚਲੋ ਇੱਥੇ ਹੀ ਲਾ ਲੈਨੇ ਆਪਾਂ ਛੋਟੇ ਛੋਟੇ ਟਾਪੂ ਨੇ ਉਹਦੇ ਟਾਪੂ ਆਡਾ ਉਹ ਤਾਂ ਫਿਰ ਅੱਡ ਬੋਲ ਚਾਹੀਦਾ ਉੱਥੇ ਇਹ ਪੁਰਾਣੀਆਂ ਗੱਲਾਂ ਸੀਆਂ ਲੋਕ ਮੰਨਦੇ ਸੀ ਅੱਜ ਕੌਣ ਮੰਨਦਾ ਲੰਕਾ ਥੱਲੇ ਅੱਡ ਬੋਲ ਚਾਹੀਦਾ ਆਸਟ੍ਰੇਲੀਆ ਥੱਲੇ ਅੱਡ ਚਾਹੀਦਾ ਫਿਰ ਉਹਨੇ ਥੱਕਣਾ ਵੀ ਪੱਠੇ ਵੀ ਗਾਲੇ ਨੇ ਜਗਾਲੀ ਵੀ ਕਰਨੀ ਹੈ ਬੈਠਣਾ ਵੀ ਹੈ ਐਵੇਂ ਗੱਲਾਂ ਮਤਲਬ ਐਹੀਆਂ ਸ਼ਾਸਤਰਾਂ 'ਚ ਲਿਖੀਆਂ ਹੋਈਆਂ ਨੇ ਜਿਨ੍ਹਾਂ ਦਾ ਬੇਸ ਹੀ ਕੁਝ ਨਹੀਂ ਬੇਸਲੈਸ ਗੱਲਾਂ ਨੇ ਸਾਰੀਆਂ ਜੀ ਜਾਤ ਰੰਗਾ ਕੇ ਨਾਮ ਜੀ ਜਾਤ ਰੰਗਾ ਕੇ ਨਾਮ ਉਹ ਜਿਹੜੇ ਦਸਮ ਪਾਸ਼ਾ ਗੱਲ ਕਰਦੇ ਨੇ ਚੰਡੀ ਦੀ ਬਾੜ ਚ ਲੈਂਦੀ ਅਗਾ ਸਤਾਣੀ ਸਿੰਘਾ ਧੌਲਦੇ ਆ ਕੂਰੂ ਸਿਰ ਲੈ ਲਾਣੀ ਦੁਸ਼ਮਣ ਮਾਰ ਕੇ ਆਹੀ ਗੱਲ ਕਹਿ ਰਹੇ ਨੇ ਉਹ ਕਹਿੰਦੇ ਉਹ ਤਲਵਾਰ ਗਿਆਨ ਖੜ ਕੇ ਚਲਾਈ ਐਸਾ ਕੱਟ ਮਾਰਿਆ ਵਿੱਚ ਦਾ ਮੋੜ ਗਿਆ ਉਹਦਾ ਝੂਠ ਸਾਬਤ ਕਰਤਾ ਪਾਖਰ ਤੁਰਾ ਪਲਾਣੀ ਰੜਕੀ ਤਤ ਜਾਏ ਪਾਖੜਾ ਕੱਟਿਆ ਤੁਰਾ ਘੋੜਾ ਕੱਟਿਆ ਪਲਾਣ ਕੱਟਿਆ ਧਰਤੀ ਦੇ ਜਾ ਕੇ ਰੜ ਧਰਤੀ ਦੇ ਆਪਣੀ ਕਹਿੰਦੇ ਖੜੀ ਲੈਂਦੀ ਅਗਾ ਸਦਾਣੀ ਸਿੰਘਾਂ ਧੌਲਦੇ ਆ ਗੁੜਦੇ ਸਿੰਘਾਂ ਤੱਕ ਚਲੀ ਗਈ ਉਹ ਵੀ ਕੱਟਦੇ ਇਹ ਵੀ ਝੂੜ ਹੈ ਕੂਰਮ ਸਰ ਲੈ ਲਾਣੀ ਦੁਸ਼ਮਣ ਮਾਰ ਕੇ ਕਛੂ ਦੀ ਖੋਪਰੀ ਤੱਕ ਚਲੀ ਗਈ ਇਹ ਦੱਸੋ ਕਛੂ ਕਾ ਤੇ ਖੜਾ ਬੋਲ ਦਾ ਕਛੂ ਤੇ ਖੜਾ ਕਛੂ ਕਾ ਤੇ ਖੜਾ ਕੋਈ ਜਵਾਬ ਨਹੀਂ ਗੱਲ ਗਿਆਨ ਖੜਕ ਦੀ ਲੜਾਈ ਦੀ ਹੈ ਗਿਆਨ ਚਰਚਾ ਦੀ ਗੱਲ ਹੈ ਉਹ ਤਲਵਾਰ ਚਲੀ ਗਈ ਜਾਂ ਧੌੜ ਹੈ ਉਹ ਨਹੀਂ ਕਿਹੜੇ ਧੌੜ ਦੇ ਸੱਤੇ ਚਮਕੀ ਜਾ ਕੇ ਪੂਰਬ ਸਰ ਲੈ ਰਾਣੀ ਕੇ ਲਸ਼ਕੀ ਜਾ ਕੇ ਉੱਤੇ ਤੱਕ ਰੋਸ਼ਨੀ ਪਾਤੀ ਗੁਰਮਤਿ ਨੇ ਉੱਥੇ ਤੱਕ ਰੋਸ਼ਨੀ ਪਾਤੀ ਜਾ ਇਹ ਖਬਰਾਂ ਕੀ ਅਰਥ ਕਰੀ ਜਾਂਦੇ ਨੇ ਵਿਚਾਰਤ ਤਕੜੀ ਆ ਉਹ ਬੁੱਝਣ ਵਾਲੀ ਹੈ ਇਹਨਾਂ ਨੂੰ ਵੀ ਤਕੜੀ ਵਿਚਾਰਤ ਸਾਰੀ ਗੱਲਾਂ ਵਿਚਾਰ ਦਿੰਦੀਆਂ ਨੇ ਜੀ ਜਾਤ ਰੰਗਾ ਕੇ ਨਾਮ ਜੀ ਜਾਤ ਰੰਗਾ ਕੇ ਨਾਮ ਜੀ ਦਾ ਕੋਈ ਨਾ ਰੰਗ ਹੁੰਦਾ ਨਾ ਉਹਦੀ ਜਾਤ ਹੁੰਦੀ ਹੈ ਨਾ ਕੋਈ ਉਹਦਾ ਨਾਮ ਹੁੰਦਾ ਜੀ ਦਾ ਨਾ ਕੋਈ ਰੰਗ ਹੈ ਨਾ ਕੋਈ ਰੂਪ ਹੈ ਨਾ ਕੋਈ ਰੇਖ ਹੈ ਨਾ ਉਹਦਾ ਕੋਈ ਨਾਮ ਜੀ ਦਾ ਨਾਮ ਨਹੀਂ ਹੁੰਦਾ ਉਹਦਾ ਜਿਹੜਾ ਸਰੀਰ ਹੈ ਜੀ ਦਾ ਜਾਤ ਹੈ ਉਹਦਾ ਰੰਗ ਹੈ ਉਹਦੇ ਕਰਕੇ ਉਹਦਾ ਨਾਮ ਹੁੰਦਾ ਆਪਾਂ ਕਹਿੰਦੇ ਉਹ ਕਾਲਿਆ ਉਹਦਾ ਰੰਗ ਕਾਲਾ ਹੁੰਦਾ ਨਾਮ ਹੀ ਕਾਲਾ ਪੈ ਜਾਂਦਾ ਪਗੋਰਿਆ ਉਹ ਬਗੜਾ ਦੋਹਰਾ ਕਰ ਲੈਂਦੇ ਕਾਲਾ ਬੋਲ ਗੋਰੀ ਗਾਂ ਨਾਲ ਹੋ ਗਿਆ ਨਾ ਇਹ ਨਾਮ ਇਹਨਾਂ ਕਰਕੇ ਨਾਮ ਰੱਖੇ ਘੋੜਾ ਬਲਦ ਅਲੱਗ-ਅਲੱਗ ਨੇ ਗਧਾ ਜਾਂ ਊਟ ਆਦਮੀ ਬਾਂਦਰ ਇਹ ਅਲੱਗ-ਅਲੱਗ ਜਾਤਾਂ ਦੇ ਅਲੱਗ-ਅਲੱਗ ਨਾਮ ਰੱਖੇ ਸਰੀਰ ਕਰਕੇ ਆਤਮਾ ਸਾਰੇ ਜੇ ਕੋਈ ਹੈ ਆਤਮਾ ਦੇ ਕੋਈ ਹੈ ਜਿਹਨਾਂ ਦਾ ਆਤਮਾ ਦਾ ਕੋਈ ਰੰਗ ਨਾ ਹੋਇਆ ਆਤਮਾ ਸਾਰੇ ਜੇ ਅਸੀਂ ਇੱਕ ਮੰਨਦੇ ਆ ਪੇੜ ਪੌਦਿਆਂ 'ਚ ਵੀ ਆਤਮਾ ਫਿਰ ਆਤਮਾ ਦਾ ਰੰਗ ਦੱਸੋ ਕੀ ਹੋਇਆ ਆਤਮਾ ਦਾ ਰੰਗ ਨਹੀਂ ਰੱਖਦਾ ਉਹਦੇ ਸਰੀਰ ਦਾ ਨੋ ਤਾਂ ਉਹਦੇ ਸਰੀਰ ਦਾ ਰੂਪ ਉਹਦੇ ਸਰੀਰ ਦਾ ਰੰਗ ਉਹਦੇ ਸਰੀਰ ਦਾ ਆਤਮਾ ਦਾ ਨੋ ਗੁਰਬਾਣੀ ਆਤਮਾ ਦੇ ਲੈਵਲ ਤੇ ਗੱਲ ਕਰਦੀ ਹੈ ਇਸ ਕਰਕੇ ਉਸ ਆਤਮਾ ਦਾ ਨੋ ਨਾਨਕ ਹੈ ਜਿਹੜੀ ਉੱਥੇ ਸੀ ਉਹ ਸਰੀਰ ਸਰੀਰ ਦਾ ਨੋ ਨਹੀਂ ਅਸੀਂ ਸਰੀਰ ਨੂੰ ਨਾਨਕ ਕਹੀ ਜਾਂਦੇ ਉਹ ਜੇ ਸਰੀਰ ਨਾਲ ਬੰਦਾ ਤਾਂ ਦੂਆ ਨਾਨਕ ਕਿਵੇਂ ਬਣ ਗਿਆ ਲੈਣਾ ਲੈਣ ਦਾ ਸਰੀਰ ਹੋ ਰਿਹਾ ਪਰ ਇਹਨਾਂ ਨੂੰ ਫਿਰ ਨਹੀਂ ਅਗਲਾ ਆਈ ਇਹ ਨਹੀਂ ਸਮਝਿਆ ਵੀ ਸਾਰੇ ਨਾਨਕ ਕਿਉਂ ਨੇ ਉਹ ਸਰੀਰ ਕੱਟਿਆ ਸੀ ਵਿੱਚੋਂ ਆ ਲੱਗੀ ਸੀ ਅੱਖ ਨੂੰ ਲਾਇਆ ਸੀ ਉੱਥੇ ਜੀ ਯਾਦ ਰੰਗਾ ਕੇ ਨਾਮ ਨਹੀਂ ਜੀ ਯਾਦ ਰੰਗਾ ਕੇ ਨਾਮ ਤੇ ਬੇਸ ਤੇ ਗੱਲ ਕਰਦੇ ਗੁਰਮੁਖ ਸਰੀਰ ਦੇ ਬੇਸ ਤੇ ਨਹੀਂ ਰਹਿੰਦੇ ਹੁੰਦੇ ਗੁਰਮੁਖ ਆਤਮਾ ਦੇ ਬੇਸ ਤੇ ਗੱਲ ਕਰਦੇ ਨੇ ਜੋਤ ਵਾ ਜੁਗਤ ਸਾਈ ਸਾਇਕ ਆਇਆ ਫੇਰ ਪਲਟੀ ਹੈ ਜਦ ਉਹੀ ਜੋਤ ਹੈ ਉਹਦਾ ਨਾਮ ਨਾਨਕ ਹੈ ਉਹੀ ਬੁੱਧੀ ਵਿਵੇਕ ਬੁੱਧੀ ਜਦੋਂ ਲੈਣੇ ਚ ਆ ਗਈ ਤਾਂ ਰਹਿਣਾ ਵੀ ਨਾਨਕ ਹੈ ਉਹੀ ਉਸੇ ਉਹ ਬੁੱਧੀ ਉਹਦੇ ਅੰਦਰ ਪ੍ਰਗਟ ਹੋ ਗਈ ਉਹਨੀ ਗਲ ਉਹਨੂੰ ਆ ਗਈ ਐ ਕਹਿ ਲੋ ਜੋਤ ਨਹੀਂ ਇੱਕ ਦੂਏ ਜਾਂਦੀ ਹੁੰਦੀ ਪੂਰਨ ਜੋਤ ਜਗਿਆ ਹੀ ਪੂਰੀ ਬੁੱਧ ਹੋ ਗਈ ਪੂਰੀ ਸਮਝ ਹੋ ਗਈ ਉਹਨੀਆਂ ਸਮਝੋ ਅਮਰਦਾਸ ਨੂੰ ਹੋ ਗਈ ਅਮਰਦਾਸ ਵੀ ਕਰ ਸਮਝ ਦੀ ਗੱਲ ਹੈ ਉਹਦੀ ਜਿਹੜੀ ਸਮਝ ਸੀ ਉਸੇ ਲੈਵਲ ਤੇ ਸਮਝ ਚਲੀ ਗਈ ਚੌਥੇ ਪਾਸ਼ਾ ਦੀ ਰਾਮਦਾਸ ਹੋ ਗਏ ਉਹ ਵੀ ਨਾਨਕਾ ਨਾਨਕ ਵਰਗੀਓ ਸਮਝ ਹੈ ਸਾਰਿਆਂ ਦੀ ਉਹੀ ਸਟੈਂਡਰਡ ਹੈ ਬੁੱਧੀ ਦਾ ਲਾਈਟ ਆਪਾਂ ਲਿਆਉਨੇ 25 ਵਾਟ ਦੀ ਕੋਈ ਬਲਬ ਲਾ ਲਾ ਉਨੀ ਲਾਈਟ ਹੋ ਬਲਬਾਂ ਦੇ ਨਾਂ ਰੱਖੇ ਨੇ ਨੰਬਰ ਰੱਖਣੇ 100 ਵਾਟ ਦਾ 25 ਵਾਟ ਦਾ 10 ਵਾਟ ਦਾ 0 ਦਾ ਲਾਈਟ ਤਾਂ ਉਨੀ ਦੇਣੀ ਉਹਨੇ ਨਾਲ ਦਾ ਵੋਲਟੇਜ ਦਾ ਨਾ ਹੈ ਉਹਦੀ ਵੋਲਟੇਜ ਜੀ ਸੀ ਉਹਦਾ ਨਾਮ ਨਾਨਕ ਹੈ ਅੱਡਾ ਸਾਰੇ ਜੋਤ ਦੀ ਗੱਲ ਹੈ ਗਿਆਨ ਕਿੰਨਾ ਗਿਆਨ ਹਾਸਲ ਕੀਤਾ ਉਹਨਾਂ ਨੇ ਉਸੇ ਲੈਵਲ ਤੇ ਆ ਗਏ ਇਹਨਾਂ ਨੂੰ ਸਮਝ ਨਹੀਂ ਹੈ ਕਿ ਇਹ ਕਹਿੰਦੇ ਉਹ ਨਿਕਲ ਕੇ ਜੋ ਦੂਏ ਚ ਵੜ ਗਏ ਦੂਏ ਕਿ ਕੋਜੋਂ ਸੀ ਕੋਜੋਂ ਸੀ ਪਾਗਲ ਕਹਿ ਜਾਂਦੇ ਹੁਣ ਇੱਕੋ ਜੋ ਦੋ 25 ਬਾੜ ਦੇ ਬਲਵਾ ਦੀ ਕਾਟਾ ਹੋ ਜੂਗੀ ਉਹ ਵੀ 25 ਦਾ ਉਹ ਵੀ 25 ਦਾ ਉਹ ਵੀ ਸੌਦਾ ਦਾ ਉਹ ਵੀ ਸੌਦਾ ਦਾ ਇੱਕੋ ਹੀ ਹੈ ਨਾ ਫਿਰ ਐਸ ਤਰੀਕੇ ਨਾਲ ਕਰ ਕੋਈ ਹੈ ਫਿਰ ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾ ਜਿਹੜੇ ਜੀਆਂ ਦੇ ਰੰਗ ਦੇ ਨਾਮ ਸਾਡੇ ਲਿਖੇ ਹੋਏ ਨੇ ਨਾ ਇਹ ਜਾਤ ਆ ਰੰਗ ਦੇ ਆਧਾਰ ਤੇ ਨੇ ਨਾ ਜੋ ਦੇ ਆਧਾਰ ਤੇ ਕੋਈ ਨਾਮ ਨਹੀਂ ਹੁੰਦਾ ਸੰਸਾਰ ਤੇ ਜੇ ਸੰਸਾਰ ਦੇ ਜੀਵਾਂ ਦਾ ਨਾਮ ਨਹੀਂ ਹੋ ਸਕਦਾ ਕੋਈ ਆਤਮਾ ਦਾ ਤਾਂ ਪਰਮਾਤਮਾ ਦਾ ਨਾਮ ਕਿਵੇਂ ਹੋ ਗਿਆ ਕਿਹੜਾ ਨਾਮ ਜਪਦੇ ਨੇ ਇਸੇ ਕਰਕੇ ਦਸਮ ਪਾਕ ਹੈ ਭਾਸ਼ਾ ਨੇ ਲਿਖਿਆ ਨਮਸਤੰ ਨਿਰਨਾਮੇ ਤੇਰਾ ਨਾਮ ਕੋਈ ਨਹੀਂ ਤੈਨੂੰ ਨਮਸਕਾਰ ਹੈ ਫਿਰ ਜਿਹੜਾ ਨਾਮ ਵਾਲਾ ਵਾਲੇ ਜਪਦੇ ਨੂੰ ਕਿਹੜਾ ਹੈ ਇਹ ਤਾਂ ਉਹਦੇ ਗੁਣ ਨੇ ਗੁਣਾ ਕਰਕੇ ਨਾਮ ਰੱਖੇ ਨੇ ਸਾਡੇ ਉਹਦੇ ਉਹਦਾ ਨਾਮ ਨਹੀਂ ਹੁੰਦਾ ਕੋਈ ਆਤਮਾ ਦਾ ਨਾਮ ਹੁੰਦਾ ਹੀ ਨਹੀਂ ਕੋਈ ਆਤਮਾ ਦਾ ਨਾਮ ਆਤਮਾ ਸਾਰਿਆਂ ਦਾ ਨਾਮ ਹੈ ਆਤਮਾ ਜੇ ਆਤਮਾ ਦਾ ਤਾਂ ਸਾਰਿਆਂ ਦਾ ਆਤਮਾ ਹੀ ਹੈ ਤਾਂ ਉਸ ਸ਼ੁੱਧ ਆਤਮਾ ਜਿਹੜੀ ਹੈ ਪੁਨੀਤ ਆਤਮਾ ਜਿਹੜੀ ਹੈ ਉਹਦਾ ਨਾਮ ਨਾਨਕ ਹੈ ਸਾਰਿਆਂ ਦਾ ਹੀ ਰਾਮਦਾਸ ਨੇ ਤਾਂ ਫੈਸਲਾ ਕਰਤਾ ਰਾਮਦਾਸ ਤੇ ਤਾਂ ਫੈਸਲਾ ਹੋ ਗਿਆ ਨਾ ਕਬੀਰ ਤੇ ਵੀ ਫੈਸਲਾ ਹੋਇਆ ਕਬੀਰ ਕਹਿੰਦਾ ਕਬੀਰ ਤੂੰ ਕਬੀਰਾ ਤੂੰ ਹੀ ਤੇਰਾ ਨਾਮ ਕਬੀਰ ਮੈਂ ਕਬੀਰ ਨਹੀਂ ਹਾਂ ਕਿਵੇਂ ਰਾਮਦਾਸ ਕੇ ਜਾ ਕੇ ਹਿਰਦੇ ਪਰਬ੍ਰਹਮ ਦਾ ਨਿਵਾਸ ਤਾ ਦਾ ਨਾਮ ਸਤ ਰਾਮਦਾਸ ਜਿਹਦੇ ਹਿਰਦੇ ਚ ਪਰਬ੍ਰਹਮ ਦਾ ਨਿਵਾਸ ਸਾਰੇ ਰਾਮਦਾਸ ਦੇ ਦਾਸ ਨੇ ਹੋ ਗੁਰੂ ਨਿਹਣ ਰਾਮਦਾਸ ਨੇ ਗੁਰੂ ਨਿਹਣ ਦਾਸ ਕਿਹਦੇ ਨੇ ਗੁਰੂ ਦੇ ਦਾਸ ਨੇ ਹੁਕਮ ਦੇ ਦਾਸ ਨੇ ਗੁਰੂ ਦੇ ਕਾਦੇ ਦਾ ਦੇਖੋ ਸੱਚਖੰਡ ਦੇ ਬਰਾਬਰ ਇੱਥੇ ਖੋਟ ਭਲੇਖਾ ਪੈਦਾ ਹੋ ਗਿਆ ਸੱਚਖੰਡ ਸਾਰੇ ਬਰਾਬਰ ਨੇ ਦਾਸ ਫਿਰ ਕਿਹਦੇ ਨੇ ਗੁਰੂ ਸ਼ਬਦ ਨਾਲ ਲੱਗਿਆ ਹੋਇਆ ਸ਼ਬਦ ਗੁਰੂ ਹਾਂ ਹੁਕਮ ਗੁਰੂ ਸਾਰਿਆਂ ਦਾ ਹੁਕਮ ਹੈ ਜਿਹੜਾ ਸਾਰਿਆਂ ਦਾ ਉਹ ਗੁਰੂ ਹੈ ਉਹ ਵੱਡਾ ਸਾਰਿਆਂ ਸਾਰੇ ਉਹਦੇ ਸਾਹਮਣੇ ਛੋਟੇ ਨੇ ਹੁਕਮ ਸਾਰਿਆਂ ਦਾ ਜਿਹੜੀ ਸਾਰਿਆਂ ਦੀ ਸਲਾਹ ਹੁੰਦੀ ਆ ਸਾਰਿਆਂ ਨੂੰ ਵੱਡੀ ਹੁੰਦੀ ਆ ਕੱਲੇ ਕੱਲੇ ਨੂੰ ਸਭ ਨੂੰ ਵੱਡੀ ਹੈ ਉਹ ਕਹਿੰਦਾ ਭਾਈ ਹੁਣ ਇਹ ਤਾਂ ਪੰਚਾਇਤ ਦਾ ਫੈਸਲਾ ਹੋ ਗਿਆ ਮੈਂ ਤਾਂ ਕੁਝ ਨਹੀਂ ਕਰ ਸਕਦਾ ਕਿ ਕੱਲੇ ਨੂੰ ਕਹੇ ਤਾਂ ਸਾਰੇ ਮਿਲ ਕੇ ਹੀ ਦੰਦ ਕਰ ਸਕਦੇ ਨੇ ਮੈਂ ਤਾਂ ਕੁਝ ਨਹੀਂ ਕਰ ਸਕਦਾ ਪਾਰਲੀਮੈਂਟ ਦਾ ਫੈਸਲਾ ਕੱਲਾ ਰੱਦ ਕਰ ਦੂ ਕੋਈ ਪਾਰਲੀਮੈਂਟ ਰੱਦ ਕਰੂਨ ਕੱਲਾ ਕਿਵੇਂ ਕਰ ਦੂਗਾ ਲੱਗਦਾ ਵੀ ਅਸੀਂ ਤਾਂ ਸਰਬਸੰਮਤੀ ਨਾਲ ਕੀਤਾ ਮੈਂ ਤਾਂ ਹੁਣ ਇਹ ਕੁਝ ਨਹੀਂ ਕਰ ਸਕਦਾ ਇਹ ਤਾਂ ਉਹੀ ਸਾਰੇ ਰੱਦ ਕਰ ਦਿੰਦੇ ਕੱਲਾ ਕੋਈ ਕੁਝ ਵੀ ਨਹੀਂ ਉੱਥੇ ਕਰਦਾ ਹੁਣ ਗੁਰੂ ਕੌਣ ਹੈ ਗੁਰੂ ਹੈ ਜੋ ਫੈਸਲਾ ਕਰ ਲਿਆ ਉਹਨਾਂ ਦਾ ਹੁਕਮ ਸਾਰਿਆਂ ਦਾ ਹੁਕਮ ਗੁਰੂ ਹੈ ਗਿਆਨ ਹੁਕਮੇ ਦੇ ਰਿਹਾ ਸੰਪਰਕ ਹੁਕਮ ਨਹੀਂ ਚੱਲਦਾ ਡੰਡਾ ਹੁਕਮ ਨਹੀਂ ਚੱਲਦਾ ਕੱਲੇ ਕੱਲੇ ਦਾ ਕੋਈ ਨਹੀਂ ਚੱਲਦਾ ਕਿਸੇ ਦਾ ਹੁਕਮੰਦਰ ਸਭ ਤੋਂ ਉੱਤੇ ਵੀ ਹਾਂ ਹੁਕਮੰਦਰ ਸਭ ਤੋਂ ਸਭ ਕੋ ਜੋ ਵੀ ਆ ਗਏ ਹਾਂ ਸਭ ਸਾਰੇ ਆ ਗਏ ਹੁਕਮ ਦੇ ਅੰਦਰ ਉਹ ਵੀ ਨੇ ਉਹ ਵੀ ਹੁਕਮ ਨੂੰ ਸੱਚੇ ਹੋਵੇ ਨੇ ਚਾਹੇ ਉਹਨਾਂ ਦਾ ਹੀ ਹੈ ਬਾਹਰੋਂ ਕੋਈ ਸੱਚਣ ਨੂੰ ਬਾਹਰੋਂ ਬਾਹਰ ਤੇ ਕੋਈ ਵੀ ਨਹੀਂ ਹੈ ਹੁਕਮ ਦੇ ਹੁਕਮ ਦੇ ਬਾਹਰ ਕੌਣ ਉਹਦਾ ਹੁਕਮ ਦੇ ਅੰਦਰ ਹਮੇਸ਼ਾ ਹੀ ਨੇ ਉਹਦਾ ਹੁਕਮ ਦੇ ਅੰਦਰ ਹਮੇਸ਼ਾ ਹੀ ਨੇ ਹੁਕਮ ਦੇ ਬਾਹਰ ਦਾ ਆਏ ਹੋਏ ਹੋਏ ਜਿਹੜੇ ਇੱਥੇ ਵਾਲੇ ਇਹ ਹੁਕਮ ਦੇ ਬਾਹਰ ਦੇ ਦੂਜੀ ਰਤ ਟਾਈ ਪੁਆਇੰਟ ਹੋ ਗਿਆ ਦੂਜਾ ਪੁਆਇੰਟ ਸਾਡੇ ਕੋਲ ਇੱਕ ਹੋਰ ਹੈ ਭਗਤੀ ਬੜੀ ਉਝਾਵਾ ਪਾਉਣ ਵਾਲੀ ਹੈ ਉਹ ਸਚੋਰੇ ਸਭ ਕੋ ਉੱਪਰ ਸੱਚ ਜਾ ਸੱਚ ਤੇ ਥੱਲੇ ਥੱਲੇ ਸਭ ਉੱਪਰ ਕੀ ਹੈ ਸੱਚ ਅਚਾਰ ਸੱਚ ਆਚਾਰ ਹੁਕਮ ਆਚਾਰਨ ਹੁਕਮ ਅਨੁਸਾਰ ਹੁੰਦਾ ਨੂੰ ਸਾਡਾ ਕੀ ਹੈ ਰੈਡੀ ਕੇ ਸਾਡੀ ਜੋ ਅਸੀਂ ਕਰਨਾ ਸੰਸਾਰ ਵਿੱਚ ਵਿਚਰਨਾ ਹੁਕਮ ਨੇ ਅਧੀਨ ਚੱਲਣਾ ਉੱਪਰ ਕੀ ਹੈ ਉੱਪਰ ਸਦਾਚਾਰ ਸੱਚ ਆਚਾਰ ਹੈ ਸੱਚ ਦਾ ਆਚਾਰ ਕੀ ਹੈ ਹੁਕਮ ਹੈ ਸਦਾਚਾਰ ਜਿਉਂ ਤੇ ਤਿਵੇਂ ਚੱਲਾਂ ਚੱਲਣਾ ਆਚਾਰ ਹੈ ਚਲਾਉ ਕੋਣ ਹੁਕਮ ਪਾਣੇ ਚੱਲਣਾ ਪਾਣਾ ਉੱਪਰ ਹੈ ਸੱਚਖੰਡ ਦੇ ਕੱਲੇ ਕੱਲੇ ਤੋਂ ਪਾਣਾ ਉੱਪਰ ਸਭ ਸ਼ਕਤੀ ਸਰਬ ਸ਼ਕਤੀਮਾਨ ਕੀਆ ਪਾਣਾ ਹੈ ਸਰਬ ਸ਼ਕਤੀਮਾਨ ਕੱਲਾ ਕੋਈ ਨਹੀਂ ਸਾਰਿਆਂ ਦੀ ਸ਼ਕਤੀ ਪਾਣੇ ਚ ਹੈ ਸਾਰਿਆਂ ਨੇ ਆਪਣੀ ਸ਼ਕਤੀ ਪਾਣੇ ਚ ਦੇਤੀ ਪਾਰਲੀਮੈਂਟ ਨੇ ਸਰਬ ਸੰਵਿਧਾਨ ਨਾਲ ਕਾਨੂੰਨ ਪਾਸ ਕਰਤਾ ਉਹ ਸਾਰਿਆਂ ਦੀ ਸ਼ਕਤੀ ਉਹਦੇ ਵਿੱਚ ਹੈ ਕਾਨੂੰਨ ਚ ਬਣ ਗਈ ਹੁਣ ਕਾਨੂੰਨ ਸਰਵ ਸ਼ਕਤੀਮਾਨ ਸਾਰੀਆਂ ਸ਼ਕਤੀਆਂ ਇਸ ਕਰਕੇ ਜਿਹੜਾ ਪਾਣਾ ਹੈ ਨਾ ਜਿਹੜਾ ਹੁਕਮ ਹੈ ਉਹਦੇ ਵਿੱਚ ਉਹਨੂੰ ਸਰਗੁਣ ਕਿਹਾ ਤੇ ਕੱਲੇ ਕੱਲੇ ਨੂੰ ਨਿਰਗੁਣ ਕਿਹਾ ਹੁਕਮ ਤੋਂ ਬਿਨਾ ਕੋਈ ਕੁਝ ਨਹੀਂ ਕਰ ਸਕਦਾ ਕੱਲੇ ਕੱਲੇ ਮੈਂਬਰ ਪਾਰਲੀਮੈਂਟ ਦੀ ਕੋਈ ਪਾਵਰ ਨਹੀਂ ਹੁਕਮ ਇਹ ਸਾਰੀ ਸਾਰੇ ਸਾਰੀ ਪਾਵਰ ਹੁਕਮ ਵੱਡਾ ਹੈ ਇਸ ਕਰਕੇ ਬੁਝਣਾ ਕਿਹਨੂੰ ਹੈ ਜਾਂ ਤਾਂ ਆਪਣੇ ਆਪ ਨੂੰ ਜਾਂ ਹੋਊ ਨੂੰ ਇਹ ਆਪਣੇ ਆਪ ਨੂੰ ਜਾਂ ਹੋਊ ਨੂੰ ਉਹ ਵੱਡਾ ਹੁਕਮ ਹੈ ਸਰਬ ਸ਼ਕਤੀਮਾਨ ਹੁਕਮ ਹੈ ਹੁਕਮ ਨੂੰ ਸਰਗੁਣ ਮੰਨਿਆ ਹੁਕਮ ਮੰਨਣ ਵਾਲਾ ਨਿਰਗੁਣ ਹੈ ਪਾਣੇ ਵਿੱਚ ਚੱਲਣ ਵਾਲਾ ਨਿਰਗੁਣ ਹੈ ਚੱਲਦਾ ਕਹਿੰਦਾ ਇੱਕ ਹੋ ਕੇ ਚੱਲਦਾ ਕੋਣ ਚੱਲਦਾ ਨਾ ਨਿਰਗੁਣ ਹੋਇਆ ਹੈ ਨਿਰਗੁਣ ਰਹੇ ਆਣਿਆ ਸੋ ਪ੍ਰਭ ਸਦਾ ਜਿਨ ਕੀਆ ਤਿਸ ਚੀਤ ਰੱਖ ਕੀਆ ਕੀ ਦੇ ਹੁਕਮ ਨੇ ਹੁਕਮ ਜਿਹੜਾ ਹੈਗਾ ਹਾਕਮ ਇੱਕ ਨਹੀਂ ਹੈ ਅਸਲ 'ਚ ਸਾਨੂੰ ਭਲੇਖਾ ਵੀ ਹਾਕਮ ਇੱਕ ਹੈ ਹਾਕਮ ਬਾਹਰਲੇ ਬਣਦਾ ਰਾਜਾ ਦਾ ਲਫ਼ਜ਼ ਕੋਈ ਹਰ ਸਮਾਨ ਨਹੀਂ ਰਾਜਾ ਰਾਜਾ ਤੇ ਤੈਨੂੰ ਤਾਂ ਤੇਰੇ ਅੰਦਰ ਹੈ ਜਿਹੜਾ ਅੰਦਰ ਤੇਰੇ ਹਰ ਹੈ ਰਾਜਾ ਦਾ ਸਾਰੇ ਹੀ ਨੇ ਉਹ ਕਿ ਸਾਰਾ ਦਾ ਹੁਕਮ ਚੱਲਦਾ ਨਾ ਸਾਰੇ ਹੀ ਰਾਜੇ ਨੇ ਬਰਾਬਰ ਨੇ ਸਾਰੇ ਹੀ ਰਾਜ ਸਾਰੀ ਸ੍ਰਿਸ਼ਟੀ ਤੇ ਕਰਦੇ ਨੇ ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ ਜੀ ਜਾਤ ਰੰਗਾ ਕੇ ਨਾਮ ਸਭਨ ਲਿਖਿਆ ਬੁੜੀ ਕਲਾਮ ਸਭਨਾ ਦੇ ਸਿਰ ਤੇ ਕਲਾਮ ਦਾ ਫਰਜ਼ ਤੇ ਕਲਾਮ ਦਾ ਕਲਮ ਕਰਦਾ ਵਿਦਵਾਨਾਂ ਨੇ ਕਲਾਮ ਉਰਦੂ ਦਾ ਲਫ਼ਜ਼ ਹੈ ਦਾ ਮਤਲਬ ਹੁੰਦਾ ਆਵਾਜ਼ ਕਲਾਮ ਹੈ ਬਾਣੀ ਹੈ ਹੁਕਮ ਚੱਲਦਾ ਸਾਰਿਆਂ ਦੇ ਸਿਰ ਥੋੜੀ ਉਹਦਾ ਲਗਾਤਾਰ ਚੱਲਦਾ ਰੁਕਦਾ ਨਹੀਂ ਕਦੇ ਪਤਾ ਨਹੀਂ ਕਲਾਮ ਦੀ ਜਗ੍ਹਾ ਕਲਮ ਕਿਉਂ ਕਰ ਲਿਆ ਕੁਝ ਬੰਦਿਆਂ ਨੇ ਹੁਕਮ ਹੈ ਉਹ ਕਲਮ ਨਹੀਂ ਹੈ ਕੋਈ ਕਲਮ ਕਿਹਦੇ ਕਿਹਦੇ ਸਿਰ ਤੇ ਚੱਲ ਜੂ ਹੁਕਮ ਸਾਰਿਆਂ ਦੇ ਸਿਰ ਦੇ ਉੱਤੇ ਸਾਰੇ ਹੁਕਮ ਚ ਨੇ ਕਹਿਣ ਦਾ ਮਤਲਬ ਜਿੰਨੇ ਵੀ ਜੀ ਨੇ ਕੱਲੇ ਆਦਮੀ ਦੀ ਗੱਲ ਨਹੀਂ ਹੈ ਤੇ ਜੀਆਂ ਦੀ ਗੱਲ ਹੈ ਇਹ ਨਹੀਂ ਹੈ ਧਰਤੀ ਤੇ ਹੀ ਨੇ ਸਾਡੀ ਤੇ ਕਿਤੇ ਵੀ ਨਹੀਂ ਜਿਹੜੇ ਦੇਹਧਾਰੀ ਨੇ ਜਾਤ ਜਿਨ੍ਹਾਂ ਦੇ ਜਾਤ ਦਾ ਰੰਗਾ ਕਰਕੇ ਨੌ ਨੇ ਉਹ ਸਾਰੇ ਬੰਨਣ ਚ ਨੇ ਹੁਕਮ ਦੇ ਵਿੱਚ ਖੁਦੇ ਨੇ ਹੁਕਮ ਦੇ ਵਿੱਚ ਹੁਕਮ ਦੇ ਬਾਹਰ ਕੋਈ ਨਹੀਂ ਸਬਰਾ ਲਿਖਿਆ ਬੁਰੀ ਕਲਮ ਉਹ ਲਿਖਿਆ ਕਰਕੇ ਕਲਮ ਕਰ ਲਿਆ ਮੂਰੇ ਲਿਖਿਆ ਹੋਇਆ ਨਾ ਉਹ ਲਿਖਿਆ ਨਾਲ ਗੱਲ ਕਰਦਾ ਕਲਾਮ ਹੈ ਉਹਨਾਂ ਵਾਸਤੇ ਹੁਕਮ ਕੀ ਹੈ ਹੁਕਮ ਜਵਾਨੀ ਹੈ ਉਹ ਬੋਲਦਾ ਉਹ ਤੁਰਕੀ ਬਾਣੀ ਹੁਕਮ ਹੈ ਆ ਹੁਕਮ ਹੀ ਹੈ ਵਿਆਖਿਆ ਅਗਰ ਬਾਣੀ ਮੈਂ ਕਹਿਆ ਸਭ ਹੁਕਮ ਹੋ ਜਿਓ ਇਹ ਹੁਕਮ ਹੀ ਹੈ ਬਸ ਸਾਰਿਆਂ ਵਾਸਤੇ ਇਹ ਇਹੋ ਕਹ ਲੋ ਹੁਕਮ ਦਾ ਹਿੱਸਾ ਤਾਂ ਇੱਕ ਇਹੋ ਜਿਹਾ ਹੁਕਮ ਹੈ ਜਿਵੇਂ ਦੇਖੋ ਬਿਜਲੀ ਆਉਂਦੀ ਹੈ ਕੋਈ ਉਹਦੇ ਨਾਲ ਜੁੱਲੇ ਤੇ ਰੋਟੀ ਪਕਾ ਲਓ ਹੀਟਰ ਕੋਈ ਉਹਦੇ ਨਾਲ ਮੋਟਰ ਜਲਾ ਲਓ ਪਾਣੀ ਕੱਢ ਲਓ ਕੋਈ ਉਹਦੇ ਨਾਲ ਪੱਖਾ ਕੂਲਰ ਚਲਾ ਲਓ ਕੋਈ ਉਹਦੇ ਨਾਲ ਏਸੀ ਚਲਾ ਲਓ ਫ੍ਰਿਜ ਚਲਾ ਲਓ ਕੋਈ ਕੋਈ ਚੀਜ਼ ਇਸ ਕਰਕੇ ਹੁਕਮ ਦਾ ਕੋਈ ਹੈ ਸਾਰੇ ਜੀ ਜਾਤ ਵਾਸਤੇ ਇਹ ਤਾਂ ਪੰਜ ਚਾਰ ਚੀਜ਼ਾਂ ਹੀ ਕਰਦੀ ਹੈ ਗੱਲ ਉਹ ਸਭ ਕੁਝ ਹੀ ਕਰਦੀ ਹੈ ਐਸਾ ਹੁਕਮ ਹੈ ਸਾਰੇ ਜੀ ਜਾਤ ਨੂੰ ਹੁਕਮ ਹੈ ਇਹੋ ਲੇਖਾ ਲਿਖ ਜਾਣਾ ਕੋਈ ਇਹ ਜਿਹੜਾ ਹੁਕਮ ਦਾ ਲੇਖਾ ਨਾ ਹੁਕਮ ਦੀ ਵਿਆਖਿਆ ਇਹ ਨਹੀਂ ਕੋਈ ਲਿਖ ਸਕਦਾ ਦੱਸ ਤਾਂ ਸਕਦਾ ਇਹ ਲੇਖਾ ਜੇ ਲਿਖਣ ਬੈ ਜੀ ਇਹ ਕਲਮਨਾ ਕੌਣ ਲਿਖੂਗਾ ਫਿਰ ਇਹ ਸਾਰਿਆਂ ਦਾ ਲੇਖਾ ਹੁਕਮ ਦਾ ਲੇਖਾ ਵੀ ਨਹੀਂ ਲਿਖਿਆ ਜਾ ਸਕਦਾ ਹੁਕਮ ਦਾ ਲੇਖਾ ਲਿਖਣ ਦੀਆਂ ਗੱਲਾਂ ਕੀਤੀਆਂ ਨੇ ਫਲਾਣੇ ਨੂੰ ਹੁਕਮ ਹੋਇਆ ਤੂੰ ਫਲਾਣੇ ਜੂਰ ਪੈ ਜਾਓ ਪੈ ਜਾਓ ਪੈ ਜਾਓ ਐਸਾ ਨਹੀਂ ਐਸੀ ਨਹੀਂ ਗੱਲ ਉਹਦਾ ਸਾਡੇ ਅੰਦਰ ਜਿਹੜਾ ਫੁਰਨਾ ਹੋਈ ਲੇਖਾ ਕੋਈ ਹੁਕਮ ਹੈ ਇੱਕ ਤਾਂ ਸਾਡੇ ਅੰਦਰ ਆਪਣਾ ਫੁਰਨਾ ਹੁੰਦਾ ਮਨ ਚੋੜਦਾ ਉਹ ਤਾਂ ਸਾਡਾ ਹੁਕਮ ਕੀ ਹੈ ਮਨ ਭਾਉਂਦੇ ਆ ਉਹ ਦੇਖ ਕੇ ਉੜਦਾ ਕਿਸ ਚੀਜ਼ ਨੂੰ ਫੁਰਨਾ ਉਹ ਸਾਡੇ ਅੰਦਰ ਆਸਾ ਜਿਹੜੀ ਪੈਦਾ ਹੁੰਦੀ ਉਪਜਦੀ ਹੈ ਬਿਨ ਦੇਖੇ ਉਪਜੇ ਨਹੀਂ ਉਹ ਤਾਂ ਸਾਡੇ ਅੰਦਰ ਉਹ ਵੀ ਉਹ ਦੇਖ ਕੇ ਮਾਇਆ ਜੋ ਖੰਦੀ ਦੀ ਚੀਜ਼ ਨੂੰ ਦੇਖ ਕੇ ਉਹ ਜਿਹੜਾ ਦੁਆ ਹੋਣਾ ਜਦ ਅਸੀਂ ਦੇਖਣਾ ਹੀ ਬੰਦ ਕਰ ਦਿੰਦੇ ਆ ਮਾਇਆ ਵੱਲ ਨੂੰ ਮਾਇਆ ਦੀ ਇੱਛਾ ਹੀ ਅੰਦਰੋਂ ਮਟਾ ਦਿੰਦੇ ਚਾਹੇ ਮਾਇਆ ਦੇਂਦੀ ਹੈ ਪਰ ਉਹਦੀ ਇੱਛਾ ਨਹੀਂ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਦਿੰਦੇ ਨੇ ਉਹਨਾਂ ਦੀ ਨਹੀਂ ਇੱਛਾ ਹੈਗੀ ਹੁਣ ਕੋਈ ਸਿੱਖ ਜਾਂਦਾ ਗੁਰਦੁਆਰੇ ਵੱਲ ਨਿਹਾਨ ਹੈਗਾ ਉਹ ਉਹਦੇ ਵੱਲੋਂ ਦੇਖ ਕੇ ਉਹ ਤੋਂ ਹੋਰ ਪ੍ਰਭਾਵਿਤ ਹੁੰਦਾ ਜੇ ਮੰਦਰ ਹੋਵੇ ਉਹ ਤੋਂ ਨਹੀਂ ਪ੍ਰਭਾਵਿਤ ਹੁੰਦਾ ਮਸਜਿਦ ਹੋਵੇ ਤਾਂ ਨਹੀਂ ਪ੍ਰਭਾਵਿਤ ਹੁੰਦਾ ਨਿਸ਼ਾਨ ਸਾਹਿਬ ਵੱਲ ਨੂੰ ਸਿਰ ਵੀ ਲੋਕ ਨੀਵਾ ਕਰ ਲੈਂਦੇ ਨੇ ਪਰ ਮਸਜਿਦ ਵੱਲੋਂ ਨਹੀਂ ਕਰਦੇ ਮੁਸਲਮਾਨ ਗੁਰਦੁਆਰੇ ਵੱਲੋਂ ਨਹੀਂ ਕਰਦੇ ਹਿੰਦੂ ਮੰਦਰ ਵੱਲੋਂ ਇਹ ਕਰਦੇ ਨੇ ਕਿਉਂਕਿ ਜਿਹੜੀ ਅੰਦਰ ਭੁੱਖ ਹੈ ਉਹੀ ਇੱਛਾ ਪੈਦਾ ਇੱਛਾ ਉਹੀ ਪੈਦਾ ਹੋਣੀ ਜਦੋਂ ਮਾਇਆ ਦੀ ਭੁੱਖ ਨਹੀਂ ਰਹਿੰਦੀ ਜਿਵੇਂ ਸਿੱਖ ਦੇ ਅੰਦਰ ਮੰਦਰ ਦੀ ਭੁੱਖ ਨਹੀਂ ਨਾ ਹੋਵੇ ਮਸਜਿਦ ਦੀ ਭੁੱਖ ਨਾ ਹੋਵੇ ਐ ਮਾਇਆ ਦੀ ਉਹ ਭੁੱਖ ਨਾ ਹੋ ਕਰੋ ਜਦ ਉਹਨੂੰ ਹੋਊਗਾ ਵੀ ਮਾਇਆ ਜੋ ਕੋਈ ਮੈਨੂੰ ਲਾਭ ਪ੍ਰਾਪਤ ਨਹੀਂ ਹੈ ਮੇਰੇ ਵਾਸਤੇ ਮਾਇਆ ਨਿਸਫਲ ਮੇਰੇ ਜਾਣੀ ਦੀ ਨਾਲ ਮਾਇਆ ਉਹਨੂੰ ਇੰਨੀ ਸਮਝ ਹੋਵੇ ਜਿਵੇਂ ਉਹ ਮੰਨਦਾ ਹੈ ਵੀ ਮਸਜਿਦ ਮੈਨੂੰ ਕੋਈ ਲਾਭ ਨਹੀਂ ਗੁਰਦੁਆਰੇ ਮੈਨੂੰ ਲਾਭ ਹੈ ਮੰਨ ਲਿਆ ਉਹਨੇ ਗੱਲ ਤਾਂ ਉਹਦੇ ਮੰਨਣ ਦੀ ਮੁਸਲਮਾਨ ਕੋ ਮੈਨੂੰ ਮਸੀਹ ਚੋਂ ਲਾਵੇ ਮੈਨੂੰ ਗੁਰਦੁਆਰੇ ਤੋਂ ਲਾਵੇ ਨਹੀਂ ਉਹ ਨੇ ਮੰਨਣ ਦੀ ਗੱਲ ਆ ਐਵੇਂ ਜਦ ਮੰਨ ਲਵੇ ਆਇਆ ਮੈਨੂੰ ਕੋਈ ਲਾਭ ਨਹੀਂ ਸਮਝ ਲਵੇ ਗੱਲ ਨੂੰ ਆਇਆ ਮੈਨੂੰ ਲਾਭ ਨਹੀਂ ਮਾਇਆ ਇਕੱਠੀ ਕਰਨ ਮੈਂ ਆਇਆ ਹੀ ਨਹੀਂ ਜੇ ਇਕੱਠੀ ਮੈਂ ਕਰ ਵੀ ਲਊਂਗਾ ਮੇਰੇ ਨਾਲ ਨਹੀਂ ਜਾਣੀ ਉਦੋਂ ਫਿਰ ਮਾਇਆ ਦੀ ਭੁੱਖ ਨਹੀਂ ਰਹਿੰਦੀ ਮਾਇਆ ਦੇ ਫੁਰਨੇ ਬੰਦ ਹੋ ਜਾਂਦੇ ਮਾਇਆ ਦੇ ਫੁਰਨੇ ਬੰਦ ਹੋਇਆ ਤਾਂ ਕਾਫੀ ਦੇਰ ਬਾਅਦ ਜੇ ਪੱਕੇ ਹੀ ਬੰਦ ਹੋ ਜਾਂਦੇ ਨੇ ਫਿਰ ਚਿੱਤ ਚੋਂ ਫੁਰਨੇ ਉੱਠਣ ਲੱਗਦੇ ਉਹ ਬੁਲਾਇਆ ਬੋਲਦਾ ਫਿਰ ਉਹ ਅਸਲ ਫੁਰਨੇ ਨਹੀਂ ਉੱਠਦੇ ਉਹ ਗਗਨ ਲਵਾਵਾ ਵਜਦਾ ਉਹ ਵਜਾਇਆ ਵਜਦਾ ਉਹ ਵਜਾਇਆ ਹੀ ਵਜਦਾ ਜਿਵੇਂ ਸਰੀਰ ਸਾਡਾ ਵਜਾਇਆ ਵੱਜਦਾ ਦੁਨੀ ਵਜਾਈ ਵੱਜਦੀ ਸਰੀਰ ਜੇ ਅਸੀਂ ਬੋਲਣਾ ਚਾਹੁੰਦੇ ਤਾਂ ਬੋਲੂਗਾ ਕੋਈ ਵਿਚਾਰਾ ਆਪਣੇ ਆਪ ਨੂੰ ਬੋਲੂਗਾ ਤਾਂ ਜਿਹੜਾ ਅੰਦਰ ਚੇਤਨ ਹੈ ਉਹ ਚਾਹੁੰਦਾ ਤਾਂ ਇਹ ਬੋਲਦਾ ਐਵੇਂ ਜਿੱਤ ਜੇ ਪਰਮੇਸ਼ਰ ਚਾਹੁੰਦਾ ਤਾਂ ਬੋਲਦਾ ਵਰਨਾ ਨਹੀਂ ਬੋਲਦਾ ਉਹ ਬੁਲਾਉਂਦਾ ਤਾਂ ਬੋਲਦਾ ਨਹੀਂ ਉਹ ਨਹੀਂ ਬੋਲਦਾ ਇਹ ਤਾਂ ਬਹੁਤ ਵੱਡਾ ਗੁਣ ਹੈ ਬੁਲਾਇਆ ਬੋਲਣਾ ਬਹੁਤ ਵੱਡਾ ਗੁਣ ਹੈ ਤਾਂ ਸਰੀਰ ਨੂੰ ਦੇਖ ਕੇ ਹੀ ਤੁਸੀਂ ਸਿੱਖ ਲੋ ਜੜ ਸਰੀਰ ਤੋਂ ਜੜ ਤੋਂ ਸਿੱਖ ਲੋ ਵੀ ਬੁਲਾਇਆ ਬੋਲੀ ਦਾ ਹੁੰਦਾ ਪਰਮਾਤਮਾ ਆਪੇ ਬੋਲੀ ਜਾਂਦਾ ਇਹ ਚੇਤਨ ਮਾਇਆ ਨੂੰ ਵੀ ਭੇੜਾ ਤਾਂ ਹੀ ਤਾਂ ਮਾਇਆ ਨੂੰ ਇਹਨੇ ਆਸਰਾ ਬਣਾ ਲਿਆ ਮਾਇਆ ਨੂੰ ਇਹਨੇ ਆਸਰਾ ਕਿਉਂ ਆਪਣੇ ਆਪ ਆਪਣੇ ਆਪ ਨਾਲੋਂ ਮਾਇਆ ਨੂੰ ਸੁਪੀਰੀਅਰ ਸਮਝਦਾ ਆਪਣੇ ਆਪ ਨਾਲੋਂ ਸਰੀਰ ਨੂੰ ਸੁਪੀਰੀਅਰ ਸਮਝਦਾ ਆਪਣਾ ਤਾਂ ਪਤਾ ਹੀ ਨਹੀਂ ਮੈਂ ਕੀ ਹਾਂ ਸਰੀਰ ਗਿਆ ਤਾਂ ਮੈਂ ਗਿਆ ਸਰੀਰ ਹੈ ਨਹੀਂ ਤਾਂ ਮੈਂ ਹੈ ਨਹੀਂ ਤੇ ਮੈਂ ਤਾਂ ਵੀ ਸਰੀਰੇ ਹੋਇਆ ਨਾ ਆਪਣਾ ਚੇਤਾ ਭੁੱਲ ਗਿਆ ਕਿਉਂ ਆਪਣੇ ਆਪ ਬੋਲਦਾ ਤਾਂ ਤਾਣਿਆ ਜਿੱਦਣੇ ਬੁਲਾਇਆ ਬੋਲੂਗਾ ਅਸਲ ਤੇ ਬੁਲਾਇਆ ਨਹੀਂ ਬੋਲੂਗਾ ਬੁਲਾਇਆ ਬੋਲੂਗਾ ਅੰਦਰਲਾ ਇਹ ਅੰਦਰਲਾ ਤੇ ਨਾਲ ਰਣ ਜੂ ਉਹਦੇ ਚਰਨ ਉਹਦੀ ਛਣ ਚ ਚਲੇਗਾ ਬੋਲੂ ਦਾ ਦਲਾਈ ਬੁਲਾਇਆ ਇਹ ਉਹਦੇ ਨਾਲ ਜੁੜ ਜੂ ਜਿੰਨਾ ਜਰੇ ਉਹਦੇ ਨਾਲ ਨਹੀਂ ਜੁੜਦਾ ਉਹਨਾਂ ਜਰ ਬੁਲਾਇਆ ਵੀ ਨਹੀਂ ਬੋਲਦਾ ਉਹ ਨਜ਼ਰ ਪੂਰਾ ਨਹੀਂ ਹੈ ਉਹ ਇਹ ਨਾਲ ਜੁੜੂਗਾ ਫਿਰ ਪੂਰਾ ਪੂਰਾ ਹੋਊਗਾ ਇੱਕ ਹੋਊਗਾ ਫਿਰ ਇਹ ਜੋ ਸ਼ਬਦ ਪੈਦਾ ਹੋਊਗਾ ਜੋ ਨੂੰ ਦੋ ਕਰ ਲਈਏ ਜੇ ਕੱਟ ਕੇ ਕੋਈ ਸਭ ਨਹੀਂ ਬੋਲ ਸਕਦਾ ਇੱਕ ਕਰ ਲਈਏ ਫਿਰ ਬੋਲ ਹਾਂਜੀ ਇਹੋ ਲੇਖਾ ਲਿਖ ਜਾਣਾ ਕੋਈ ਇਹੋ ਲੇਖਾ ਲਿਖ ਜਾਣਾ ਕੋਈ ਇਹ ਜਿਹੜਾ ਹੁਕਮ ਦਾ ਲੇਖਾ ਵੀ ਇਹ ਕੋਈ ਬਿਰਲਾ ਹੀ ਲਿਖਣ ਜਾਣਾ ਆ ਜਿਹੜਾ ਹੁਕਮ ਦਾ ਵਿਸਤਾਰ ਕੀਤਾ ਹੈ ਇਹ ਗੱਲ ਬੁੱਝ ਕੇ ਕੋਈ ਦੱਸ ਸਕਦਾ ਕੋਈ ਬਿਰਲਾ ਲਿਖਤ ਹੈ ਉਹ ਤਾਂ ਬੋਲ ਕੇ ਹੀ ਲਿਖਦਾ ਬੋਲਦਾ ਹੀ ਆ ਅਸਲ ਤੇ ਜਿਹੜਾ ਅੱਖਰ ਲਿਖੇ ਕਹਿੰਦੇ ਨੇ ਸਹੀ ਗੱਲ ਅੱਖਰ ਨਹੀਂ ਲੱਭਦਾ ਅਖਰ ਹੈ ਅਖਰ ਚੇਤਨ ਜਿਹੜਾ ਲਿਖਦਾ ਹੈ ਮੇਰੇ ਅੰਦਰ ਸਪਰਸ਼ਤਨ ਦਾ ਮੇਰੇ ਹਿਰਦੇ ਚ ਉਹੀ ਮੈਂ ਕਹਿਣਾ ਦੂਰੀ ਪੰਕਤੀ ਕਿਉਂ ਕਹਿਣੀ ਪਈ ਪਲਟ ਗਏ ਨੂੰ ਕਿ ਇਹਦੇ ਅੱਖਰ ਲਿਖੇ ਵੀ ਅੰਦਰੋਂ ਲਿਖਦਾ ਮੈਂ ਉਹ ਪੜ ਕੇ ਗਾਉਣਾ ਇਹ ਅਰਥ ਮੰਨਦੇ ਨੇ ਵਿਦਵਾਨ ਸੰਤ ਤਾਂ ਆਵੇਂ ਪ੍ਰਚਾਰ ਕਰਦੇ ਨੇ ਇਹ ਨਹੀਂ ਗੱਲ ਮੈਂ ਕਹਿਆ ਸਭ ਉਹ ਮੌਜ ਸਮਝੇ ਜੋ ਬੁਲਾਵੋ ਤੇ ਨਾਨਕ ਦਾਸ ਬੋਲਾ ਹੋਰ ਬੰਤੀਆਂ ਇੰਨੀਆਂ ਗਈਆਂ ਤਾਂ ਕਿ ਇਹਦੇ ਅਖਰ ਲਿਖੇ ਲਫ਼ਜ਼ ਅਖਰ ਲਿਖੇ ਸਹੀ ਸਹੀ ਗਾ ਅਵਰ ਨਾ ਜਾਣਾ ਅਵਰ ਨਾ ਜਾਣਾ ਬਾਣੀ ਮੈਂ ਤਾਂ ਕੋਈ ਬਾਣੀ ਨਹੀਂ ਆਉਂਦਾ ਅਖਰ ਹੈ ਜੋ ਜਰਾ ਰੋਗ ਤੋਂ ਪਰੇ ਚੇਤਨ ਹੈ ਜੋ ਮੈਨੂੰ ਬੁਲਾਉਂਦਾ ਉਹ ਮੈਂ ਬੋਲ ਉਹੀ ਇੱਥੇ ਲਿਖੇ ਉਹੀ ਉੱਥੇ ਲਿਖੇ ਉਹ ਸਪਰਸ਼ ਦਿੰਦਾ ਹੈ ਸਪਰਸ਼ ਦੇਣਾ ਹੀ ਕਾਗਜ਼ ਤੇ ਸਪਰਸ਼ ਦਿੰਦੀ ਹੈ ਗੱਲ ਮਤਾ ਲਿਖ ਹੁੰਦਾ ਉਹ ਸਪਰਸ਼ ਦੇਣ ਨੂੰ ਲਿਖਣਾ ਕਿਹਾ ਹੋਇਆ ਹਾਂਜੀ ਇਹੋ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕਿਤਾ ਹੋਇਆ ਜੇ ਪਰ ਲੈ ਕੇ ਨੂੰ ਲਿਖਣ ਲੱਗ ਜੀਏ ਸਾਰਿਆਂ ਨੂੰ ਕਿੰਨਾ ਵੱਡਾ ਹੋ ਜੂ ਲੇਖਾ ਇਹ ਸਾਰੇ ਲੇਖਾ ਲਿਖਣ ਲੱਗ ਜੀਏ ਜਿੰਨੇ ਹੁਕਮ ਕਰਦਾ ਤੇ ਪੋਸੀਬਲ ਨਹੀਂ ਲਿਖਣਾ ਨਾ ਉਹਦਾ ਕੋਈ ਫਾਇਦਾ ਲਿਖਣਾ ਕੀਤਾ ਤਾਂ ਸਵਾਲੇ ਰੂਪ ਉਹ ਐਡਾ ਬੜਾ ਲੇਖਾ ਕੌਣ ਲਿਖੂਗਾ ਆਕਾ ਆਦਮੀਆਂ ਵਾਸਤੇ ਜਿਹੜਾ ਹੁਕਮ ਉਹ ਲਿਖਿਆ ਹੈ ਜਿਹੜਾ ਸਾਡੇ ਮਤਲਬ ਦੀ ਗੱਲ ਹੈ ਉਹ ਜੀ ਜਨਤਾ ਦਾ ਆਪਾਂ ਨੇ ਲਿਖੇ ਕੀ ਕਰਨਾ ਉਹ ਲਿਖਦਾ ਉਹ ਸਮਝਦੇ ਨੇ ਉਹ ਬੋਲਦਾ ਉਹ ਸਮਝਦੇ ਨੇ ਕਰਦੇ ਨੇ ਆਪਣਾ ਉਹਦਾ ਨਾਲ ਕੀ ਮਤਲਬ ਆਪਾਂ ਵੀ ਕਰਿਆ ਆਏ ਉਹ ਉਹ ਕਲਾਸਾਂ ਪਾਸ ਕਰਿਆ ਆਏ ਉਹ ਆਪਣਾ ਹੋ ਲਿਆ ਕੰਮ ਆਪਾਂ ਗਾਂ ਆ ਗਏ ਆਦਮੀ ਦੇ ਜੋਨ ਜਾਪਾ ਹੁਣ ਕੀ ਕਰਨਾ ਹਰ ਕੋੜੀ ਦਾ ਆਪਣਾ ਆਪਣਾ ਫਰਮਾਨ ਹੈ ਆਪਣਾ ਆਪਣਾ ਉਹਨਾਂ ਨੂੰ ਲੋੜ ਹੈ ਹਰ ਆਦਮੀ ਵਾਸਤੇ ਹਰ ਕਿਸਮ ਦਾ ਗਿਆਨ ਹੈ ਹਰ ਜੁਗ ਵਾਸਤੇ ਸਾਡੇ ਵਾਸਤੇ ਹਰ ਕਿਸਮ ਦਾ ਗਿਆਨ ਸਾਡੇ ਵਾਲਾ ਗਿਆਨ ਉਹਨਾਂ ਨੂੰ ਚਾਹੀਦਾ ਉਹਨਾਂ ਵਾਲਾ ਸਾਨੂੰ ਨਹੀਂ ਚਾਹੀਦਾ ਹਾਂਜੀ ਕੀਤਾ ਤਾਣ ਸਵਾਲੇ ਹੋ ਤਾਂ ਇਹ ਤਾਂ ਅੰਦਾਜ਼ਾ ਲਾਈਏ ਆਪਾਂ ਕਿੰਨੀ ਵੱਡੀ ਸ਼ਕਤੀ ਹੈ ਜਿਹੜਾ ਇਹ ਜਿਹਾ ਲੇਖਾ ਲਿਖਦਾ ਬੋਲਦਾ ਸਾਰਿਆਂ ਨੂੰ ਇੱਕ ਲਫ਼ਜ਼ ਦੇ ਵਿੱਚ ਹੀ ਸਭ ਕੁਝ ਦੱਸੀ ਜਾਂਦਾ ਸਾਰਿਆਂ ਨੂੰ ਪੜਾਈ ਜਾਂਦਾ ਕੱਲਾ ਹੀ ਸਾਰੇ ਜੀ ਜੰਤੂ ਨੂੰ ਇੱਕੋ ਹੀ ਕਲਾਸ ਚ ਪੜਾੜ ਕੇ ਪੜਾਈ ਜਾਂਦਾ ਅੱਡ ਅੱਡ ਕਲਾਸਾਂ ਨਹੀਂ ਜੋ ਬੋਲਦਾ ਉਹ ਉਪਦੇਸ਼ ਸਾਰਿਆਂ ਵਾਸਤੇ ਹੀ ਹੁੰਦਾ ਐ ਨਹੀਂ ਹੈ ਵੀ ਅਲੱਗ-ਅਲੱਗ ਸੈਕਸ਼ਨਾਂ ਅਲੱਗ-ਅਲੱਗ ਕਲਾਸਾਂ ਨੇ ਬੋਲਦਾ ਇੱਕ ਚੀਜ਼ ਜਾਂ ਸਾਰਿਆਂ ਦਾ ਹੀ ਲਾਗੂ ਉਹ ਸਾਰਿਆਂ ਵਾਸਤੇ ਉਹ ਗੱਲ ਹੁੰਦਾ ਜੋ ਵੀ ਹੈ ਉਹਦੇ ਵਿੱਚ ਸਾਰਿਆਂ ਨੂੰ ਡਿਜਕਦੇ ਜਿੰਦਾ ਉਹ ਜੇ ਗਿਆਨ ਦੇ ਜਾਂਦਾ ਉਹ ਜੇ ਸਭ ਕੁਝ ਦੇ ਜਾਂਦਾ ਉਹ ਜੇ ਜੰਮਣਾ ਉਹ ਜੇ ਮਰਨਾ ਸਭ ਕੁਝ ਉਹਦੇ ਵਿੱਚ ਹੀ ਹੈ ਸਾਰੀ ਸੰਭਾਲ ਉਹਦੇ ਵਿੱਚ ਹੀ ਹੈ ਪੈਦਾ ਕਰਨਾ ਪਰਵਰਿਸ਼ ਕਰਨੀ ਤੇ ਸੰਘਾਰ ਕਰਨਾ ਪਰਵਰਿਸ਼ ਕਰਨੀ ਸਾਰਿਆਂ ਦੀ ਪੈਦਾ ਕਰਨਾ ਸਾਰਿਆਂ ਨੂੰ ਸੰਘਾਰ ਕਰਨਾ ਸਾਰਿਆਂ ਦਾ ਇੱਕ ਹੀ ਹੁਕਮ ਦੇ ਵਿੱਚ ਸਭ ਕੁਝ ਹੈ ਦੱਸੋ ਕੌਣ ਲਿਖੂ ਕਿਵੇਂ ਲਿਖੋਗੇ ਲਿਖੂ ਕੌਣ ਨੂੰ ਕਿਵੇਂ ਲਿਖੋਗੇ ਇਹਦੀਆਂ ਉਹ ਹੀ ਜਾਣੇ ਹੁਣ ਕਿਰਤਾ ਤਾਂ ਸਵਾਲੇ ਰੂਪ ਸਵਾਲੇ ਰੂਪ ਤਾਂ ਕਿੱਡਾ ਹੋਇਆ ਸ਼ਕਤੀ ਉਹਦੀ ਕਿੱਡੀ ਹੈ ਬੁੱਧ ਤਾਂ ਦਾ ਮਤਲਬ ਤੇ ਬੁੱਧ ਬਲ ਹੈ ਸਰੀਰਕ ਸ਼ਕਤੀ ਸਰੀਰ ਤਾਂ ਉਹਦਾ ਹੈ ਹੀ ਨਹੀਂ ਜਿਹੜਾ ਸਰੀਰ ਨਹੀਂ ਹੁੰਦਾ ਉਹਦੇ 'ਚ ਬੁੱਧ ਬਲ ਹੁੰਦਾ ਜੇ ਸਰੀਰ ਦਾ ਸਰੀਰ ਦੀ ਸ਼ਕਤੀ ਅੱਡ ਹੁੰਦੀ ਹੈ ਬੁੱਧ ਬਲ ਅੱਡ ਹੁੰਦਾ ਉਹਦਾ ਬੁੱਧ ਬਲ ਬਵੇ ਬੁੱਧੀ ਹੈ ਉਹਦੀ ਹਰ ਸਮੇਂ ਉਹ ਬੁੱਧ ਹੋ ਗਿਆ ਗਿਆਨ ਬੁੱਧੀ ਦਾ ਬਲ ਹੈ ਛੇਰ ਗਿਆਨ ਨੂੰ ਕਹਿੰਦੇ ਨੇ ਜਿਹੜੀ ਉੱਤੇ ਦੇਵੀ ਚੰਡੀ ਬੈਠੀ ਆ ਹੁੰਦੀ ਹੈ ਜਿਹੜੀ ਉੱਤੇ ਬਿਠਾਈ ਆ ਬੁੱਧੀ ਹੈ ਉਹਦੇ ਅੱਠ ਹੱਥ ਦਿਖਾਏ ਨੇ ਦਿਖਾਏ ਨੇ ਅੱਠ ਅੱਠਾਂ ਦੇ ਹਰਿਆਰ ਨੇ ਉਹੀ ਅੱਠ ਨੇ ਇਕਲੇ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਰਬੰਗ ਦਸਮ ਪਾਸ਼ਾ ਨੇ ਕਿਹਾ ਆਦ ਅਪਾਰ ਅਲੇਖ ਅਨੰਤ ਅਕਾਲ ਅਪੇਖ ਅਲਖ ਅਨਸਾ ਉਹ ਅੱਠ ਉਹਦੇ ਅੰਗ ਦਿਖਾਏ ਅੰਗ ਨੇ ਦਿਖਾਏ ਅੱਠ ਇਹਨੂੰ ਅਸ਼ਟਾਂਗ ਯੋਗ ਵੀ ਕਹਿੰਦੇ ਨੇ ਉਹਨਾਂ ਨੇ ਇਹਨੂੰ ਅਸ਼ਟਾਂਗ ਯੋਗ ਮੰਨੇ ਅਸ਼ਟਾਂਗੀ ਕਾਇਆ ਅਸ਼ਟਾਂਗੀ ਕਾਇਆ ਕਬੀਰ ਨੇ ਕਿਹਾ ਅਸ਼ਟਵੇਂ ਅਸ਼ਟਾਂਗੀ ਕਾਇਆ अठहत्तरे भी है सबसे पहले अठ तरह है अठहत्तरे लफ्ज नहीं है अठ तरह अठ सठ भी अठ सठी है अठा ने जुड़ी हुई अठा नगर ਉਹ 8 ਦੀ ਗੱਲ ਆ ਉਹਨੇ 68 ਬਣਾ ਲਿਆ ਕਿਸੇ ਨੇ 78 ਬਣਾ ਲਿਆ ਕਿਸੇ ਨੇ ਕੁਝ ਬਣਾ ਲਿਆ ਕਿਸੇ ਨੇ ਕੁਝ ਬਣਾ ਲਿਆ ਕੱਲ ਬ੍ਰਹਮ ਗਿਆਨ ਜਿੱਦਾਂ ਰਹਿਣ ਨਹੀਂ ਦਿੱਤੀ ਗੱਲ ਚਲੀ ਗਈ ਗਿਣਤੀ 'ਚ ਤੇ ਗਿਣਤੀ ਤੋਂ ਹਟਾਇਆ ਸੀਗਾ ਗਿਣਤੀ ਗਣੇ ਨੇ ਛੁੱਟੀ ਹੈ ਉਹਦਾ ਕਿਹਾ ਦੀ ਗਿਣਤੀ ਗਣੇ ਦਾ ਛੁੱਟ ਛੁਟਕਾਰਾ ਹੀ ਨਹੀਂ ਗਿਣਤੀ 'ਚ ਬਾਕੀਗਾ ਸਵਾਲੇ ਰੂਪ ਸਵਾਲੇ ਰੂਪ ਕਿਹਦਾ ਸੁੰਦਰ ਰੂਪ ਹੈ ਕਿੰਨੀ ਤੇਰੀ ਸ਼ਕਤੀ ਹੈ ਇਹਦਾ ਅਨੁਮਾਨ ਨਹੀਂ ਲਾਇਆ ਜਾ ਸਕਦਾ ਤੇਰਾ ਬੁੱਧ ਪਰ ਕਿੱਡਾ ਹੈ ਕੈਸੀ ਸੁੰਦਰ ਬੁੱਧੀ ਹੈ ਅਸੀਂ ਤਾਂ ਕੋਈ ਅੰਦਾਜ਼ਾ ਵੀ ਨਹੀਂ ਲਾ ਸਕਦਾ ਆਦਮੀ ਦੀ ਬੁੱਧੀ ਤੋਂ ਪਰੇ ਨਹੀਂ ਗੱਲਾਂ ਕੀਤੀ ਦਾਤ ਜਾਣੇ ਕੌਣ ਪੂਤ ਕਿੰਨੀਆਂ ਦਾਤਾਂ ਨੇ ਤੂੰ ਦੇ ਰਿਹਾ ਲੋਕਾਂ ਨੂੰ ਸਾਰੇ ਜੀਵਨ ਦਾਤਾਂ ਨਹੀਂ ਅਸੀਂ ਜਾਣ ਸਕਦੇ ਚਲੋ ਛੱਡੋ ਦਾਤ ਕਿੰਨੀ ਹੈ ਤੇਰੀ ਕਿੰਨੀਆਂ ਦਾਤਾਂ ਦੇ ਰਹੇ ਕਿੰਨੇ ਬੰਦਿਆਂ ਨੂੰ ਦੇ ਰਹੇ ਕਿੰਨੇ ਜੀਵਾਂ ਨੂੰ ਦੇ ਰਹੇ ਕਿੰਨੇ ਪੇੜ ਪੌਦਿਆਂ ਨੂੰ ਦੇ ਰਿਹਾ ਕਿੰਨੇ ਪਸ਼ੂ ਪੰਛੀਆਂ ਨੂੰ ਦੇ ਰਿਹਾ ਕੋਈ ਇਹ ਵੀ ਨਹੀਂ ਅੰਦਾ ਗਿਣਤੀ ਦੱਸ ਸਕਦਾ ਕੌਣ ਕੂਤ ਕੂਤ ਲਫ਼ਜ਼ ਉਰਦੂ ਦਾ ਕਬੂਤ ਲਫ਼ਜ਼ ਹੈ ਸੱਚ ਕੌਬਤ ਕੌਬਤ ਦਾ ਮਤਲਬ ਹੁੰਦਾ ਸ਼ਕਤੀ ਕੌਬਤ ਨੂੰ ਜਿਵੇਂ ਉਹਦੇ ਚ ਹੁੰਦਾ ਅਦਗ ਲੱਗਦਾ ਉੱਥੇ ਕੁਬਤ ਤਾਂ ਬਣਦਾ ਬਹੁਤ ਜਿਹੜਾ ਹੈ ਬੇਦੀ ਆਵਾਜ਼ ਦਿੰਦਾ ਕੁਬਤ ਕੁਬਤ ਦੇ ਸਪੈਨ ਉਹਦੇ ਵਾਲੇ ਹੀ ਲਿਖ ਕੂਤ ਪੜ ਹੁੰਦਾ ਕੂਤ ਤਾਂ ਕੋਈ ਪੰਜਾਬੀ ਦਾ ਲਫ਼ਜ਼ ਨਹੀਂ ਕੂਤ ਕੋਈ ਲਫ਼ਜ਼ ਨਹੀਂ ਕੋਈ ਪੰਜਾਬੀ ਦਾ ਲਫ਼ਜ਼ ਕੂਤ ਹੈ ਨਹੀਂ ਇਸ ਕਰਕੇ ਹੈ ਵੈਸੇ ਸਭ ਜਣੇ ਦਾ ਕੁਬਤ ਕੀਤਾ ਉਹਦੇ ਵਿੱਚ ਮਾਨ ਕੋਈ ਵੀ ਕੁਬਤ ਹੈ ਲਫ਼ਜ਼ ਅਰਥ ਹੈ ਹੈ ਕਿਹੜੀ ਸ਼ਕਤੀ ਹੈ ਸਾਡੇ ਕੋਲ ਕਿਸੇ ਕੋਲ ਕਿਹੜੀ ਸ਼ਕਤੀ ਹੈ ਜਿਹਨੂੰ ਜਾਣ ਲਵੇ ਸਭ ਕੁਝ ਤੇ ਨਹੀਂ ਜਾਣ ਸਕਦਾ ਕੀਤਾ ਪਸਾਓ ਕਿਹੜੀ ਸ਼ਕਤੀ ਨਾਲ ਜਾਣੀ ਹੈ ਕਿਹੜੇ ਬੁੱਧ ਵਾਲਾ ਜਾਣੀ ਹੈ ਸਭ ਕੁਝ ਇਹ ਕੀਤਾ ਪਸਾਓ ਏਕੋ ਵਾਓ ਕੀਤਾ ਪਸਾਓ ਏਕੋ ਏਕੋ ਕਵਾਉ ਲਿਖ ਦਿੱਤਾ ਇਹਨਾਂ ਨੇ ਜਿਸ ਵਕਤ ਪੰਜ ਛੇਦ ਕੀਤਾ ਉਦੋਂ ਗਲਤੀ ਹੋਈ ਜੀ ਬਹੁਤ ਉਹ ਸ੍ਰਿਸ਼ਟੀ ਪੈਦਾ ਹੋਈ ਹੈ ਹਵਾ ਸਾਚੇ ਤੇ ਪਵਨਾ ਪਿਆ ਪਵਨਾ ਤੇ ਜਲ ਹੋਈ ਕਵਾਉ ਕੋਈ ਲਫ਼ਜ਼ ਨਹੀਂ ਦੋ ਵਾਰ ਦਾ ਕਵਾਉ ਆਇਆ ਇੱਕ ਵਾਰ ਅਸਰੀ ਵਾਰ ਚ ਆਇਆ ਇੱਕ ਵਾਰ ਇੱਥੇ ਆਇਆ ਇੱਕ ਵਾਰ ਕਮਾਵੇ ਇੱਕ ਕਮਾਵੇ ਤੇ ਸਭ ਹੋਵੇ ਹਾਂ ਕੋਕ ਇੱਕ ਕਮਾਵੇ ਤੇ ਸਭ ਹੋਏ ਸੁਧ ਪਾਠ ਹੋਵੇ ਇੱਕਕ ਬਾਵੇ ਤੇ ਸਭ ਹੋਏ ਕੇਵਲ ਇੱਕ ਹਵਾ ਤੋਂ ਸਭ ਕੁਝ ਹੋਏ ਇਤੇ ਏਕੋਕ ਕੀਤਾ ਵਾਓ ਕੀਤਾ ਵਸਾਓ ਕੋਕ ਵਾਓ ਕੋਕ ਲਫ਼ਜ਼ ਕਿੱਥੋਂ ਬਣਿਆ ਸਵਾਲ ਇਹ ਏਕੋ ਜਮਾ ਏਕ ਦੀ ਜੇ ਸੰਧੀ ਕਰ ਦਈਏ ਏਕੋਕ ਬਣ ਜਾਂਦਾ ਏਕੋ ਜਮਾ ਏਕ ਏਕੋ ਏਕ ਕਈ ਜਗ੍ਹਾ ਆਇਆ ਹੋਇਆ ਇੱਥੇ ਸੰਧੀ ਹੋ ਗਈ ਏਕੋ ਏਕ ਏਕੋ ਏਕ ਹੈ ਸਭ ਕੋਈ ਹੋਮੈ ਗਰਭ ਵਿਆਪਕ जब हम एको एक कर जाने तो लोगन काहे दुख मान्या ये बहुत बार आया है इतने एको एक ਦੀ ਸੰਧੀ ਹੋਈ ਹੋਈ ਹੈ ਕੁਝ ਨਹੀਂ ਇਕੱਠੇ ਕਰਤੇ ਦੋ ਲਫ਼ਜ਼ਾਂ ਦਾ ਕੀਤਾ ਤਸੋ ਇਹ ਕੋਕ ਵਾਉ ਵਾਉ ਰੰਗ ਹੈ ਕੇਵਲ ਇੱਕ ਹਵਾ ਨਾਲ ਸਾਰਾ ਪਸਾਰਾ ਪੈਦਾ ਕੀਤਾ ਤੇ ਦੂਜੀ ਪੰਕਤੀ ਸਾਡੇ ਕੋਲ ਕੀ ਹੈ ਇਹਦੀ ਸਾਬਤ ਕਿੱਥੋਂ ਹੋਇਆ ਸੱਚੇ ਤੇ ਭਵਨਾ ਪਿਆ ਭਵਨਾ ਤੇ ਜਲ ਹੋਏ ਜਲ ਤੇ ਤ੍ਰਿਭਵਨ ਸਾਜਿਆ ਘਟ ਘਟ ਜੋ ਹੋਏ ਉਹਦੇ ਨਾਲ ਅਰਥ ਸਾਡੇ ਪਤਾ ਲੱਗ ਗਿਆ ਵੀ ਅਰਥ ਸਾਡੇ ਠੀਕ ਹੁਣ ਉਹਨਾਂ ਨੇ ਦੋ ਵਾਰ ਆਡਾ ਅੱਡ ਕਰ ਲਏ ਕਬਾਉ ਦੇ ਦੋਏ ਗਲਤ ਨੇ ਇੱਕ ਤਾਂ ਇਹਦਾ ਅਰਥ ਹੁਕਮ ਕਰਦੇ ਨੇ ਇੱਕ ਤਾਂ ਸ਼ਾਹੀ ਲਵਾਸ ਕਰਦਾ ਕਿਉਂਕਿ ਇਹ ਲਫ਼ਜ਼ ਇੱਕ ਅਰਥ ਦੋ ਕਿਵੇਂ ਹੋਵੇ ਅਸਲ ਜਦੋਂ ਅਸੀਂ ਉੜ ਜਾਂਦੇ ਹਾਂ ਨਾ ਕਿਤੇ ਉਹ ਅਰਥ ਦੂਰੇ ਤੋਂ ਫਿੱਟ ਨਹੀਂ ਹੁੰਦਾ ਦੂਰੇ ਦੂਰੇ ਤੋਂ ਫਿੱਟ ਨਹੀਂ ਹੁੰਦਾ ਇਹ ਅਰਥ ਕਿੰਨੇ ਤੋਂ ਫਿੱਟ ਹੁੰਦੇ ਨੇ ਜੇ ਬਾਵਾ ਕੱਲਾ ਕਰਦੇ ਆ ਇੱਕ ਇੱਕ ਬਾਵੇ ਦੇ ਸਭ ਹੋਵੇ ਉੱਥੇ ਵੀ ਇੱਕ ਇੱਕ ਬਾਵੇ ਤੇ ਸਭ ਕੋ ਕਿਵੇਂ ਲਿਖਾ ਹਵਾ ਤੇ ਬਾਵੇ ਦਾ ਹੁੰਦਾ ਹਵਾ ਜੋ ਚੀਜ਼ ਹਵਾ ਤੋਂ ਪੈਦਾ ਹੋਈ ਹੈ ਪਸਾਓ ਕਬਾਓ ਤੋਂ ਕਿਵੇਂ ਪੈਦਾ ਹੋਈ ਜਾਂ ਤਾਂ ਉਹ ਗਲਤ ਹੈ ਜਿੱਤੇ ਸੱਚੇ ਦੇ ਪਵਨਾ ਪਿਆ ਪਵਨਾ ਤੇ ਜਲ ਹੋਏ ਜਲ ਤੇ ਜਾਂ ਤਾਂ ਉਹ ਗਲਤ ਹੈ ਇਹ ਗਲਤ ਹੈ ਤੇ ਕੰਟਰਡਿਕਸ਼ਨ ਆ ਜੂਗੀ ਫਿਰ ਪਰ ਵਿਦਵਾਨਾਂ ਨੇ ਗੱਲਾਂ ਤੇ ਕੀ ਲੱਗੇ ਇਹ ਕੀ ਨੇ ਕੀਤਾ ਇਹ ਕੀਤਾ ਸੀਗਾ ਤਾਰਾਸਨ ਰੋਤਮ ਨੇ ਜਦੋਂ ਨੇ ਟੀਕਾ ਕੀਤਾ ਉਦੋਂ ਬਾਅਦ ਇਹ ਸਾਰੇ ਟੀਕੇ ਹੋਏ ਨੇ ਪਹਿਲਾਂ ਇਹਦਾ ਬਾੜੇ ਨਹੀਂ ਸੀ ਕਰਦੇ ਗੁਰੂ ਘਰ ਦੇ ਬਾੜ ਨਹੀਂ ਸੀ ਪਹਿਲਾਂ ਪਹਿਲਾਂ ਤਾਂ ਪਾਸੇ ਰਹੀ ਨਹੀਂ ਸੀ ਤਾਰਾਸਨ ਰੋਤਮ ਨੇ ਕਰਤਾ ਉਹੀ ਚਲੀ ਜਾਂਦਾ ਬਹੁਤ ਸਾਰੀਆਂ ਗਲਤੀਆਂ ਤਾਰਾਸਨ ਰੋਤਮ ਨੇ ਕੀਤੀਆਂ ਹੋਈਆਂ ਕਈ ਜਾਣਬੁੱਝ ਕੇ ਕੀਤੀਆਂ ਹੋਈਆਂ ਨੇ ਆ ਤੇ ਬੁੱਝ ਕੇ ਹੋਈ ਹੈ ਕਿਵੇਂ ਹੋਈ ਹੈ ਤੇ ਐਵੇਂ ਹੀ ਭਾਈ ਗੁਰਦਾਸ ਦੀਆਂ 12 ਦੇ ਵਿੱਚ ਹੈ ਇਹਦਾ ਮਤਲਬ ਹੈ ਕਿ ਭਾਈ ਗੁਰਦਾਸ ਦੇ ਨੌ ਤੇ ਜਿਹੜੀਆਂ 12 ਨੇ 1300 ਨੋਤਮ ਦੇ ਬਾਅਦ ਹੋਈਆਂ ਨੇ 1300 ਨੋਤਮ ਦੇ ਟੀਕੇ ਤੇ ਬਾਅਦ ਲਿਖੀਆਂ ਹੋਈਆਂ ਉੱਥੇ ਵੀ ਬਾਬਾ ਕਵਾਵਾ ਲਿਖਿਆ ਹੈ ਉਹ 12 ਕਵਾਵਾ ਹੈ ਕਿਉਂਕਿ ਲਿਖਿਆ ਹੋਇਆ ਉੱਥੇ ਉਤੋਂ ਪਤਾ ਲੱਗਦਾ ਉਸੇ ਵੇਲੇ ਦੀ ਬੋਲੀ ਹੈ ਉਹ ਕਿ 12 ਤਾਰਾ ਸਨੋਤਮ ਨੇ ਜਾਂ ਟੀਕਾ ਕੀਤਾ ਹੈ ਫਰੀਦਕੋਟ ਵਾਲੇ ਜੀ ਕਹਿੰਦੇ ਉਸ ਵੇਲੇ ਹੀ ਵਾਰਾਂ ਲਿਖੀ ਹੋਈ ਉਹਦੇ ਹੀ ਲਿਖਾਈਆਂ ਨੇ ਕਿਸੇ ਭੱਟ ਤੋਂ ਉਹਨਾਂ ਨੇ ਹੈ ਭੱਟ ਬੋਲੀ ਕੇ 12 ਭੱਟ ਲਿਖਦੇ ਹੁੰਦੇ ਸੀ ਉਹ ਭੱਟ ਗੁਰੂ ਘਰ ਨਾਲ ਦਾ ਦੁਖੀ ਹੈ ਇਹ ਜਿਹੜੇ ਆਪਣੇ ਭੱਟ ਨੇ ਜਿਹਨਾਂ ਦੇ ਸਵਈਏ ਨੇ ਉਹ ਗੁਰੂ ਘਰ ਦੇ ਸ਼ਰਧਾਲੂ ਸੀ ਸਿੱਖ ਸੀ ਉਹਨਾਂ ਦੇ ਮੋਹਰ ਆਈ ਜਿਹੜੀ ਪੱਟਾਂ ਤੇ ਉਹੀ ਮੋਹਰ ਤੋੜੀ ਹੈ ਕਿਸੇ ਹੋਰ ਘਟ ਤੋਂ ਸਾਰੀ ਮਨਮਤ ਹੈ ਭਾਈ ਗੁਰਦਾਸ ਜੀ ਬਾਰਾਂ ਜਵਾਰਤੀ ਲੈ ਪੱਟਾ ਨੇ ਮਨਮਤ ਵਾੜੀ ਹੈ ਉਹਨਾਂ ਤੇ ਵੜਾਈ ਵਿਅਕਤੀ ਗੁਰੂ ਸਮਝੇ ਉਹਨਾਂ ਦੇ ਵੜਾਈ ਇਹਦਾ ਮਤਲਬ ਇਹ 12 ਕਵਾਵਾ ਲਫ਼ਜ਼ ਤੋਂ ਆਇਆ ਕਵਾਵਾ 12 ਕਿਵੇਂ ਚਲਾ ਗਿਆ 12 ਚ ਵਾਲਾ ਇਹ ਤਾਂ ਉਹਨਾਂ ਟੀਕਾ ਲਿਖਿਆ ਗਿਆ ਸੀ ਉਦੋਂ ਫਿਰ 12 ਲਿਖੇ ਗਏ ਕੀਤਾ ਪਸਾਓ ਇਹ ਕੋ ਕਵਾਓ ਕੀਤਾ ਪਸਾਓ ਸਾਰਾ ਪਸਾਰਾ ਕਿਵੇਂ ਕੀਤਾ ਇਹ ਕੋ ਕਵਾਓ ਕੇਵਲ ਹਵਾ ਦੇ ਵਿੱਚ ਪਹਿਲਾਂ ਹਵਾ ਹੋਈ ਪਵਣਾ ਤੇ ਜਲ ਹੋਏ ਜਲ ਤੇ ਤੇਰੇ ਭਵਨ ਸਾਜੇ ਪਰ ਨਹੀਂ ਤੇਰੇ ਭਵਨ ਸਾਜਿਆ ਜਾ ਸਕਦਾ ਜਿੰਨਾ ਚਿਰ ਘੱਟ ਘੱਟ ਜੋਤ ਨਹੀਂ ਆਉਂਦੀ ਸੋਈ ਜੋ ਤੇ ਬਿਨਾ ਫਿਰ ਵੀ ਨਹੀਂ ਪਸਾਰਾ ਹੋ ਸਕਦਾ ਕਿਸ ਤੇ ਹੋਏ ਲਖ ਦਰਿਆ ਖਬਰਾਂ ਦੇ ਜਲ ਹੋਏ ਜਾਂਦੇ ਤੇ ਹੋਏ ਲਖ ਦਰਿਆ ਵੀ ਜਾਂਦੇ ਦਰਿਆ ਹੋਣਗੇ ਨਾ ਪਵਨਾਂ ਦੇ ਜਲ ਹੋਏ ਤਾਂ ਲਿਖ ਦਿੱਤਾ ਉੱਥੇ ਜਾਂਦੇ ਇਹ ਵੀ ਉਹੀ ਗੱਲ ਉਹ ਭਗਤੀ ਨਾਲ 19ਵੇਂ ਪੇਜ ਤੇ ਆ ਉਹ ਗੁਰੂ ਗ੍ਰੰਥ ਸਾਹਿਬ ਦੇ ਥੱਲੇ ਉਹਦੇ ਨਾਲ ਸਾਰੀ ਗੱਲ ਕਲੀਅਰ ਹੈ ਉਹੀ ਗੱਲ ਦੁਬਾਰਾ ਕਹੀ ਹੋਈ ਹੈ ਲੱਖ ਦਰਿਆਓਗੇ ਮੈਂ ਉਹ ਪਾਣੀ ਤੋਂ ਹੀ ਹੋਣਗੇ ਲੱਖ ਦਰਿਆਓ ਹਵਾ ਤੋਂ ਪਾਣੀ ਪੈਦਾ ਹੋਇਆ ਆਕਸੀਜਨ ਹਾਈਡਰੋਜਨ ਦੋਏ ਹਵਾ ਨੇ ਕਿਉਂਕਿ ਜਦੋਂ ਆਉਂਦਾ ਨਾ ਅੱਗੇ ਗਿਆਨ ਤਾਂ ਫਿਰ ਹਵਾ ਇੱਕ ਨਹੀਂ ਰਹਿੰਦੀ ਕਿਤੇ ਪੌਣ ਪਾਣੀ ਦਾ ਸੰਤਰ ਹੋ ਜਾਂਦਾ ਨਾ ਫਿਰ ਗਾਹ ਹੋਊਗਾ ਕਿਤੇ ਪੌਣ ਕਈ ਪ੍ਰਕਾਰ ਦੀ ਹੋਵੇ ਮਨਮੁਖਾ ਕੋਲ ਇੱਕ ਪ੍ਰਕਾਰ ਦੀ ਹੋਵੇ ਆਕਸੀਜਨ ਨਾਲ ਹਵਾ ਕਹਿੰਦੇ ਅਸੀਂ ਉਹ ਗੈਸ ਕਹਿੰਦੇ ਨੇ ਹਾਈਡਰੋਜਨ ਨੂੰ ਅਸੀਂ ਗੈਸ ਕਹਿੰਦੇ ਆ ਆਕਸੀਜਨ ਨੂੰ ਗੈਸ ਨਹੀਂ ਕਹਿੰਦੇ ਜਿਹੜੀ ਸਾਹ ਲੈਣ ਵਾਲੀ ਹੈ ਨਾ ਸਾਨੂੰ ਜੀਵਨ ਦੇਣ ਵਾਲੀ ਹੈ ਇਹਨੂੰ ਆਯੂ ਕਹਿੰਦੇ ਬਾਕੀ ਨੂੰ ਕੈਸਾ ਕਹਿੰਦੇ ਵੈਸਾ ਵੀ ਇਹ ਕਹਾਉਂਦੇ ਨੇ ਜੱਦੀ ਸਾਇੰਸ ਆਈ ਹੈ ਜੱਦੇ ਕਹਿਣ ਲੱਗੇ ਹਾਂ ਕਹੇ ਤਾਂ ਸਾਡਾ ਲਫ਼ਜ਼ ਨਹੀਂ ਹੈ ਹਿੰਦੁਸਤਾਨੀ ਭਾਸ਼ਾ ਦਾ ਹਿੰਦੁਸਤਾਨੀ ਭਾਸ਼ਾ ਦੇ ਕੋਈ ਚੀਜ਼ ਜਾਣਦੇ ਨੇ ਹਵਾ ਹਾਂ ਜ਼ਹਿਰੀਲੀ ਹਵਾ ਕਹਿ ਸਕਦੇ ਹਾਂ ਅਸੀਂ ਹਵਾ ਤਰਲ ਪਦਾਰਥ ਕਈ ਪ੍ਰਕਾਰ ਦੇ ਨੇ ਰਸ ਇਹਦੇ ਪੌਣ ਪਾਣੀ ਪਾਣੀ ਕਿੰਨੇ ਪ੍ਰਕਾਰ ਦੇ ਨੇ ਜਿਹੜੇ ਵੀ ਤੁਸੀਂ ਜੜੀ ਬੂਟੀ ਚੋਂ ਰਸ ਕੱਢ ਲਓ ਅੱਡ ਅੱਡ ਕੇ ਹੁੰਦਾ ਹੈ ਤਾਂ ਪਾਣੀ ਹੋ ਰਸ ਪਾਣੀ ਹੋ ਇਹਦੇ ਪੌਣ ਪਾਣੀ ਵੈਸੰਤਰ ਇਸ ਕਰਕੇ ਇੱਕ ਨਹੀਂ ਰਹਿੰਦਾ ਸਾਡੀ ਡਿਕਸ਼ਨਰੀ ਇੱਕ ਪਾਉਣਾ ਇੱਕ ਬਾਣੀ ਇੱਕ ਬਸੰਤ ਆਮ ਆਦਮੀ ਹੈ ਅੱਗੇ ਕਰ ਕਹਾ ਗਿਆਨ ਪ੍ਰਚਾਰ ਚ ਨਹੀਂ ਰਹਦੀ ਅਗਰ ਧਰਤੀ ਵੀ ਇੱਕ ਨਹੀਂ ਰਹਿੰਦੀ ਕਿਤੇ ਖਾਣੀ ਖਾਣੀ ਵੀ ਚਾਰ ਨਹੀਂ ਰਹਿੰਦੀਆਂ ਫਿਰ ਕਿੰਨੀਆਂ ਹੋ ਜਾਂਦੀਆਂ ਖਾਣੀਆਂ ਵੀ ਚਾਰ ਲਿਮਟਿਡ ਬੁੱਧੀ ਵਾਲੇ ਵਾਸਤੇ ਨੇ ਜਿਹੜਾ ਸਿਰਫ ਇਹ ਸੰਸਾਰ ਨਾਲ ਇਕੱਲੇ ਨਾਲ ਜੁੜਿਆ ਹੋਇਆ ਉਹਦੇ ਵਾਸਤੇ ਚਾਰ ਖਾਣੀਆਂ ਨੇ ਪੰਡਤ ਵਾਸਤੇ ਚਾਰ ਖਾਣੀਆਂ ਨੇ ਵਿਸ਼ੇ ਮੁਨੀਆਂ ਵਾਸਤੇ ਚਾਰ ਖਾਣੀਆਂ ਨੇ ਜਿਹਨਾਂ ਸਰਵ ਵਿਆਪੀ ਗਿਆਨ ਹੈ ਚਾਰ ਖਾਣੀਆਂ ਨਹੀਂ ਹਨ ਕਿਤੇ ਖਾਣੀ ਕਿਤੇ ਬਾਣੀ ਚਾਰ ਬਾਣੀਆਂ ਵੀ ਨਹੀਂ ਹਨ ਬਾਣੀ ਵੀ ਕਿਤੇ ਬਾਣੀ ਜੇ ਚਾਰ ਖਾਣੀਆਂ ਚਾਰ ਬਾਣੀਆਂ ਤੇ ਲਿਮਟ ਜਾ ਗਈਆਂ ਫਿਰ ਤੇ ਲਿਮਟ ਹੋ ਗਈ ਲਿਮਟ ਤਾਂ ਹੈ ਨਹੀਂ ਤਾਂ ਕਿ ਹੈ ਕਿਤੇ ਦਾਤ ਜਾਣੇ ਕੌਣ ਅਸੀਂ ਸੀਮਤ ਕਿਵੇਂ ਕਰ ਦਾਂਗੇ ਸੀਮਤ ਨਹੀਂ ਹੋ ਸਕਦਾ ਜਿਹੜਾ ਸਾਨੂੰ ਗਿਆਨ ਸਾਡਾ ਗਿਆਨ ਸੀਮਤ ਤੇਰੀ ਰਚਨਾ ਸੀਮਤ ਨਹੀਂ ਹੈ ਪਾਵੇਂ ਸੀਮਤ ਹੈ ਰਚਨਾ ਪਰ ਸਾਡੇ ਬਾਅਦ ਸਾਡੀ ਬੁੱਧੀ ਵਾਸਤੇ ਸੀਮਤ ਨਹੀਂ ਹੈ ਰਚਨਾ ਤਾਂ ਸੀਮਤ ਹੈ ਉਹ ਤਾਂ ਤੈਂ ਕਿ ਹੈ ਰਚਨਾ ਸੀਮਤ ਹੈ ਤੈਂ ਕਹਾ ਹੈ ਰਚਨਾ ਸੀਮਤ ਹੈ ਕਹਿਣ ਵਾਲੇ ਨੇ ਕਹਿਤਾ ਅਸੀਂ ਕਹਿੰਦਾ ਸਾਰੀ ਰਚਨਾ ਦੇਖ ਲਈ ਜਿਵੇਂ ਤੈਂ ਬੁਲਾਇਆ ਬੋਲਤਾ ਕਿ ਭਵ ਸਾਗਰ ਸੁਖ ਸਾਗਰ ਵਾਹੇ ਹੁਣ ਭਾਵ ਸਾਗਰ ਸੀਮਤ ਕਰਤਾ ਤਾਂ ਤੈਂ ਕੇ ਹੈ ਤੈਂ ਬੁਲਾਇਆ ਬੋਲੇ ਤਾਂ ਅਸੀਂ ਕਿਹੜਾ ਭਾਵ ਸਾਗਰ ਦਾ ਪਾਰ ਪਾ ਲਿਆ ਸਾਡੀ ਬੁੱਧੀ ਵਾਸਤੇ ਅਸੀਂ ਨੇ ਹਾਂਜੀ ਜਿਸ ਤੇ ਹੋਏ ਲੱਖ ਦਰਿਆ ਲੱਖਾਂ ਦਰਿਆ ਬਣ ਗਏ ਸਾਰੀ ਤਾਂ ਦਰਿਆ ਬਣੇ ਹੋਏ ਨੇ ਲੱਖ ਦਰਿਆ ਕਿਹੜਾ ਪੰਜਾਬ ਦੇ ਲੱਖ ਦਰਿਆ ਕਿੱਥੇ ਨੇ ਪਰ ਜਿੱਥੇ ਤੇ ਲੱਖ ਰਿਹਾ ਨੇ ਉੱਥੇ ਤੇ ਉਹ ਉਹਦੇ ਸੇ ਉੱਥੇ ਤੱਕ ਉੱਥੇ ਤੱਕ ਇਹ ਖਾਲਸਤਾਨ ਹੈ ਉੱਥੇ ਤੱਕ ਸਿੱਖ ਨੇ ਲੱਖ ਰਿਹਾ ਤੱਕ ਸਿੱਖੀ ਦਾ ਦਾਇਰਾ ਜਿਹਨੇ ਦਰਿਆਵਾਂ ਨੇ ਸਾਰਿਆਂ ਦੇ ਹੀ ਹੈ ਕੱਲੀ ਗੰਗਾ ਦੇ ਕੰਢੇ ਹੀ ਨਹੀਂ ਇਹ ਬਈ ਦੇ ਕੰਢੇ ਹੀ ਨਹੀਂ ਹੈ ਇਹ ਰਾਵੀ ਦੇ ਕਿਨਾਰੇ ਹੀ ਨਹੀਂ ਹੈ ਇਹ ਲਾਹੌਰ ਦੇ ਕੰਢੇ ਜਿਹੜਾ ਹੈਗਾ ਰਾਵੀ ਦਾ ਕੰਢਾ ਲਾਹੌਰ ਆ ਉੱਥੇ ਆਪਣਾ ਨਾਨਕ ਡੇਰਾ ਬਾਬਾ ਨਾਨਕ ਉੱਥੇ ਨਹੀਂ ਹੈ ਤੇ ਲੱਖ ਰਿਆ ਉਹਨੇ ਸਾਰੀ ਹੈ ਉਧਰ ਗੁਦਾਵਰੀ ਹੈ ਹਿੰਦੁਸਤਾਨ ਤਕਸੀਮਤ ਨਹੀਂ ਹੈ ਬਾਣੀ ਬਾਣੀ ਜਿੱਥੇ ਤੱਕ ਉਹਦਾ ਹੁਕਮ ਚੱਲਦਾ ਉੱਥੇ ਤੱਕ ਇਹ ਹੁਕਮ ਹੈ ਜੇ ਬਾਣੀ ਇਹ ਹੁਕਮ ਹੈ ਤਾਂ ਜਿੱਥੇ ਤੱਕ ਲੱਗਦ ਰਿਹਾ ਉਹ ਪਹਿਲਾਂ ਕੀਤੇ ਨੇ ਸਾਰੇ ਜਗ੍ਹਾ ਹੀ ਹੈ ਹੁਣ ਕਿਹੜਾ ਲੱਗਦ ਰਿਹਾ ਤੇ ਉਹਦਾ ਹੁਕਮ ਨਹੀਂ ਹੈ ਇਹ ਜੰਤ ਇਹਦੀ ਵਿਆਖਿਆ ਉਹਨਾਂ ਦੀ ਭਾਸ਼ਾ 'ਚ ਕਰਦਾ ਦਾਂਗੇ ਉਹਨਾਂ ਦੀ ਭਾਸ਼ਾ 'ਚ ਕਰਕੇ ਦੱਸ ਦੋ ਵਿਆਖਿਆ ਗੱਲ ਤਾਂ ਸਮਝਣ ਵਾਲੀ ਹੋਈ ਹੈ ਹਾਂਜੀ ਕੁਦਰਤ ਕਹਣ ਕਹਾ ਵਿਚਾਰ ਹੁਣ ਇੰਨੀ ਬੜੀ ਵਿਚਾਰ ਨੂੰ ਕਿਹੜੀ ਗੱਲ ਕੋਣ ਗਈ ਹੈ ਕਿਵੇਂ ਗਈ ਸਾਰੇ ਵਿਸ਼ਵ ਨੂੰ ਕੌਣ ਦਵੇ ਅਕਲ ਕਿਹੜੀ ਬੁੱਧਬਾਲ ਨਾਲ ਅਸੀਂ ਸਾਰੀ ਵਿਚਾਰ ਕਰੀਏ ਕਿਵੇਂ ਆਕਸੀਜਨ ਔਰ ਹਾਈਡਰੋਜਨ ਨਾਲ ਕੇ ਪਾਣੀ ਬਣ ਜਾਂਦਾ ਅਸੀਂ ਜਾਣਦੇ ਪਰ ਕਿਉਂ ਬਣ ਜਾਂਦਾ ਕਿਉਂ ਦਾ ਜਵਾਬ ਨਹੀਂ ਹੈ ਕਿਉਂ ਦਾ ਜਵਾਬ ਉਹਦੇ ਕੋਲ ਜਿਹਨੇ ਦੋਏ ਪੈਦਾ ਕੀਤੇ ਨੇ ਇਹ ਜਿਹੀ ਚੀਜ਼ਾਂ ਪੈਦਾ ਕਰੋ ਅੱਜ ਇਹ ਬਣੂਗੀ ਤੇ ਕਿਉਂ ਦਾ ਜਵਾਬ ਉਹਦੇ ਕੋਲ ਪੈਟਰੋਲ ਕਿਉਂ ਜਲਦਾ ਪਾਣੀ ਕਿਉਂ ਨਹੀਂ ਜਲਦਾ ਇਹ ਕਿਉਂ ਦਾ ਜਵਾਬ ਸਾਡੇ ਕੋਲ ਨਹੀਂ ਹੈ ਪੈਟਰੋਲ ਤੀਲੀ ਨਾਲ ਅੱਗ ਫੜ ਲੈਂਦਾ ਪਾਣੀ ਜਿੱਤ ਬੋਦੀ ਤੀਲੀ ਬੁਝਾ ਦਿੰਦਾ ਹੈ ਇਹ ਕਿਉਂ ਹੈ ਇਹ ਕਿਉਂ ਦਾ ਜਵਾਬ ਨਹੀਂ ਕਿਸੇ ਕੋਲ ਹੈ ਹੈ ਜੋ ਸਾਡੇ ਸਾਹਮਣੇ ਸਾਨੂੰ ਪਤਾ ਵੀ ਹੈ ਕਿਉਂ ਹੈ ਇਹਦੇ ਜਿਹਨੇ ਬਣਾਇਆ ਉਹਨੂੰ ਪਤਾ ਕਿਉਂ ਹੈ ਕਿਸੇ ਕਿਉਂ ਦਾ ਜਵਾਬ ਨਹੀਂ ਸਾਡੇ ਕੋਲ ਹੈ ਨਾ ਸਾਇੰਸਦਾਨ ਨਾ ਕੋਲ ਨਾ ਦੇਵੇ ਕੋਈ ਕਿਉਂ ਹੈ ਉਹ ਕਹਿੰਦਾ ਕਿ ਆ ਹੁੰਦਾ ਜੀ ਉਹ ਅੱਗ ਫੜ ਲੈਂਦਾ ਉਹ ਕਿਉਂ ਫੜਦਾ ਅੱਗ ਸਵਾਲ ਤਾਂ ਹੈ ਆ ਉਹ ਦਿਨ ਕਿਉਂ ਫੜਦੀ ਹੈ ਅੱਗ ਉਹ ਜਲਨਸ਼ੀਲ ਹੈ ਕਿਉਂ ਹੈ ਜਲਨਸ਼ੀਲ ਜਿਹਨੇ ਬਣਾਈ ਹੈ ਕਿ ਉਹਦਾ ਜਵਾਬ ਦੇਊਗਾ ਉਹਦੇ ਕੋਲੇ ਹੋਣਾ ਸਾਡੇ ਕੋਲ ਕੋਈ ਨਹੀਂ ਹੈ ਕੁਦਰਤ ਤੇ ਕਵਣ ਕਹਾ ਵਿਚਾਰ ਵਿਚਾਰ ਸਾਡੇ ਕੋਲ ਕਿਉਂ ਦਾ ਜਵਾਬ ਨਹੀਂ ਹੈ ਸਾਡੇ ਕੋਲ ਤਾਂ ਜੋ ਹੈ ਵਰਤ ਲੋ ਜੋ ਹੈ ਅਸੀਂ ਵਰਤ ਲੈਣਾ ਇੱਥੇ ਤੱਕ ਸੀ ਮਤਾ ਸੀ ਬੜਾ ਪੱਠੇ ਪਾਉਣੇ ਡੰਗਰਾ ਤੂੜੀ ਲਿਆਉਂਦੇ ਆ ਖਾਲ ਫੀਡ ਬਣਾਉਂਦੇ ਕਿੰਨੀਆਂ ਚੀਜ਼ਾਂ ਪਾਉਂਦੇ ਨੇ ਸਾਨੂੰ ਪਤਾ ਹੈ ਵੀ ਆ ਚੀਜ਼ ਪਾਉਣੀ ਚਾਹੀਦੀ ਇਹਦੇ ਨਾਲ ਦੁੱਧ ਬਸ ਭਗਵਾਨ ਨੂੰ ਨਹੀਂ ਪਤਾ ਹੈਗਾ ਉਹਨੇ ਕੀ ਬਣਦਾ ਜੇ ਕਿ ਇਹ ਪਸ਼ੂ ਕਹਿਆ ਕਿਉਂ ਬੋਲ ਰਹੇ ਸਾਡੇ ਕੋਲ ਜਵਾਬ ਹੈ ਕਿਉਂ ਬੋਲ ਰਹੇ ਉਸ ਨੂੰ ਪੁੱਛੇ ਵੀ ਆ ਕਿਉਂ ਬੋਲ ਰਹੇ ਉਹਨੂੰ ਨਹੀਂ ਪਤਾ ਕੀ ਹੈ ਕਹਿੰਦਾ ਪਤਾ ਨਹੀਂ ਮੈਨੂੰ ਕੀ ਪਤਾ ਹਾਂ ਮੈਨੂੰ ਖਾਣ ਨੂੰ ਸਵਾਦ ਲੱਗਦੀ ਹੈ ਫਿਰ ਸਾਨੂੰ ਚੀਜ਼ਾਂ ਟੇਸਟ ਠੀਕ ਲੱਗਦਾ ਹੈ ਖਾਣ ਨੂੰ ਕਈ ਨਹੀਂ ਸਵਾਦ ਲੱਗਦੀਆਂ ਮਿੱਟੀ ਦਾ ਤੇਲ ਨਹੀਂ ਪੀ ਹੁੰਦਾ ਪਾਣੀ ਪੀ ਹੁੰਦਾ ਪਾਣੀ ਕਿਉਂ ਸਵਾਦ ਲੱਗਦਾ ਤੇਲ ਕਿਉਂ ਨਹੀਂ ਸਵਾਦ ਲੱਗਦਾ ਕਿਉਂ ਨਾ ਜਵਾਬ ਇਹਦੇ ਕਿਉਂ ਦਾ ਜਵਾਬ ਸਾਡੇ ਕੋਲ ਨਹੀਂ ਵਾਰਿਆਂ ਨਾ ਜਾਵਾਂ ਇੱਕ ਵਾਰ ਵਾਰਿਆ ਨਾ ਜਾਵਾਂ ਇੱਕ ਵਾਰ ਹਾਲਾਂਕਿ ਸਾਰੇ ਕਿਉਂ ਆਇਆ ਜੇ ਨੇ ਇਹ ਮਾਇਆ ਜਨੇ ਮਾਇਆ ਦੀ ਖੋਜ ਸਾਡਾ ਵਿਸ਼ਾ ਨਹੀਂ ਹੈ ਮਾਇਆ ਬਾਰੇ ਜਾਣਨਾ ਸਾਡਾ ਵਿਸ਼ਾ ਨਹੀਂ ਹੈ ਇਸ ਕਰਕੇ ਵਿਸ਼ਾ ਨਹੀਂ ਹੈ ਇੱਥੇ ਉਲਝਿਆ ਹੋਇਆ ਤਾਂ ਨਿਕਲਦਾ ਹੀ ਨਹੀਂ ਇਹ ਮਾਇਆ ਦੀ ਖੋਜ ਵਾਸਤੇ ਬ੍ਰਹਮਾ ਨੂੰ ਤਾਂ ਹੀ ਕਹਿੰਦੇ ਨੇ ਮਾਇਆ ਦੀ ਖੋਜ ਵਾਸਤੇ ਵੜ ਗਿਆ ਦੇ ਕਿਉਂ ਦਾ ਜਵਾਬ ਲੱਭਣ ਕਰੋੜਾਂ ਸਾਲ ਵਿੱਚ ਨਲਕੀ ਦੇ ਵੜਿਆ ਰਿਆ ਮਾਇਆ ਦੇ ਕਿਉਂ ਦਾ ਜਵਾਬ ਨਹੀਂ ਮਿਲਿਆ ਬੇਅੰਤ ਬੇਅੰਤ ਕਹਿੰਦੇ ਬਾਹਰ ਨਿਕਲਿਆ ਤੋਬਾ ਤੋਬਾ ਕਹਿ ਕੇ ਬਾਹਰ ਨਿਕਲਿਆ ਇੱਥੇ ਨਹੀਂ ਪਤਾ ਲੱਗਣਾ ਇਹੀ ਹਾਂ ਸਾਇਦਾਂ ਦਾ ਉਹ ਇਹਨਾਂ ਦਾ ਤਾਂ ਹੁਣੇ ਹੋਇਆ ਪਿਆ ਇਹਨਾਂ ਦਾ ਕੀ ਹੈ ਇਹ ਤਾਂ ਐਸੇ ਫਸੇ ਨੇ ਨਾ ਉਹ ਕਿਸੇ ਦੇ ਛੋਟਾ ਜਿਹਾ ਭੌਂਕੜਾ ਦਿੱਤਾ ਸੀਗਾ ਮੂੰਹ ਦੇ ਵਿੱਚ ਬਚੇ ਦੇ ਉਹ ਆ ਕੇ ਫਸ ਗਿਆ ਜਾ ਕੇ ਕੰਡੇ ਨਾ ਕਹਾ ਜਾਵੇ ਨਾ ਜਾ ਜਾਵੇ ਇਹਨਾਂ ਦੇ ਦਾ ਜਿਹੜਾ ਇਹਨਾਂ ਦਾ ਐਟਮ ਆਪ ਹੀ ਫਸੇ ਪਏ ਨੇ ਹਣ ਵਿੱਚ ਨਾ ਕਹਾ ਕਰ ਹੁੰਦੇ ਨਾ ਬਾਹਰ ਨਿਕਲਦੇ ਨੇ ਇਹ ਤਾਂ ਇੱਥੇ ਫਸੇ ਪਏ ਨੇ ਇਹਦਾ ਗਾਹਾਂ ਕਿੱਥੇ ਜਾਣਾ ਹੈ ਜੋ ਬਾਹਰ ਤਾਂ ਬਹੁਤ ਦੂਰ ਹੈ ਸਭਰੇ ਦਾ ਉਹ ਨੇੜੇ ਹੀ ਫਸ ਗਏ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਵਾਰਿਆ ਨਾ ਜਾਵਾਂ ਇੱਕ ਵਾਰ ਮੈਂ ਇੱਥੇ ਜਿਹੜਾ ਤੇਰਾ ਬੁੱਧ ਬਾਲ ਹੈ ਮੈਂ ਤਾਂ ਉਹ ਤੋਂ ਕੁਰਬਾਨ ਹੈ ਹਸਤਾ ਤੈ ਬਣਾਇਆ ਅਸੀਂ ਉਹਨੂੰ ਜਾਣ ਵੀ ਨਹੀਂ ਸਕਦੇ ਸਮਝ ਵੀ ਨਹੀਂ ਸਕਦੇ ਇਸ ਕਰਕੇ ਪਰਮਾਰ ਇੱਕ ਵਾਰ ਨਹੀਂ ਹਜ਼ਾਰਾਂ ਵਾਰ ਬਾਰਾਂ ਨਾ ਜਾਵਾ ਇੱਕ ਵਾਰ ਇੱਕ ਵਾਰ ਨਹੀਂ ਬਾਰ ਬਾਰ ਇਸੇ ਗੱਲ ਤੇ ਜਿਹੜੀ ਕਿਉਂ ਦੀ ਵੀ ਗੱਲ ਕਰਦੇ ਉੱਥੇ ਕੁਰਬਾਨ ਹੈ ਜਿਹੜੀ ਕਿਉਂ ਦੀ ਗੱਲ ਉੱਥੇ ਕੁਰਬਾਨ ਉੱਥੇ ਹੱਥ ਖੜੇ ਕੁਰਬਾਨ ਦਾ ਵਾਲਾ ਹੱਥ ਖੜੇ ਕਰਨਾ ਮੇਰੇ ਵੱਸ ਦੀ ਗੱਲ ਨਹੀਂ ਜੋ ਤੁਧ ਭਾਵੈ ਸਾਈ ਭਲੀ ਕਾ ਬਸ ਇਹੀ ਕਹਿ ਸਕਦੇ ਆ ਜੋ ਤੁਧ ਭਾਵੈ ਸਾਈ ਭਲੀ ਕਾ ਜਿਹੜਾ ਕੋ ਤੈਨੂੰ ਚੰਗਾ ਲੱਗਦਾ ਨਾ ਉਹੀ ਕੰਮ ਚੰਗਾ ਹੈ ਜਿਹੜਾ ਤੈਨੂੰ ਨਹੀਂ ਚੰਗਾ ਲੱਗਦਾ ਕੰਮ ਚੰਗਾ ਹੀ ਨਹੀਂ ਚਾਹੇ ਸਾਨੂੰ ਚੰਗਾ ਹੀ ਲੱਗਦਾ ਹੋਵੇ ਸਾਨੂੰ ਲੱਗਦਾ ਹੋਵੇ ਚੰਗਾ ਕਿਸੇ ਨੂੰ ਲੱਗਦਾ ਹੋਵੇ ਚੰਗਾ ਪਰ ਜਿਹੜਾ ਤੈਨੂੰ ਚੰਗਾ ਲੱਗਦਾ ਉਹ ਚੰਗਾ ਸਾਨੂੰ ਕੱਲ ਚੰਗਾ ਲੱਗਦਾ ਸੀ ਕੁਝ ਹੋਰ ਆ ਚੰਗਾ ਲੱਗਦਾ ਕੁਝ ਹੋਰ ਕੱਲ ਜਿਹੜੀ ਵਰਡ ਹਥਿਆਰਾਂ ਦੀ ਰੇਸ਼ ਪਈ ਹੋਈ ਸੀ ਅੱਜ ਪਛਤਾਉਂਦੀ ਹੈ ਇਹ ਪੁੱਠਾ ਪੰਗਾ ਕਿਉਂ ਲੈ ਲਿਆ ਕਈ ਕੁਝ ਕਰਦੇ ਆ ਅਸੀਂ ਪਹਿਲਾਂ ਚੰਗਾ ਲੱਗਦਾ ਹੁੰਦਾ ਬਾਅਦ ਪਛਤਾਉਂਦੇ ਆ ਕੋਈ ਚੰਗਾ ਲੱਗਦਾ ਇਸ ਕਰਕੇ ਜੋ ਤੂੰ ਕਰਦਾ ਹੈ ਤੂੰ ਕਦੇ ਕਰਕੇ ਪਛਤਾਇਆ ਨਹੀਂ ਹੋਰ ਸਾਰੇ ਕਰਕੇ ਪਛਤਾਉਂਦੇ ਜਿਹੜਾ ਪਛਤਾਇਆ ਨਹੀਂ ਉਹਦੀ ਉਹ ਕਾਰ ਠੀਕ ਹੈ ਉਹਦੀ ਉਹ ਸੋਚ ਠੀਕ ਹੈ ਕਾਰ ਦਾ ਅਰਥ ਸੋਚ ਹੁੰਦਾ ਹੈ ਹੱਥ ਨਾ ਕਰਨਾ ਕਾਰ ਨਹੀਂ ਹੁੰਦੀ ਜੋ ਤੁਧ ਭਾਵੈ ਸਾਈ ਭਲੀ ਆਕਾਰ ਦੇ ਵਾਲੇ ਕਿਵੇਂ ਕਰ ਤਾਂ ਹੱਥਾਂ ਨਾਲ ਹੋ ਰਹੀ ਕਾਰ ਆ ਹੈ ਜਿਹੜੀ ਪਰਮੇਸ਼ਰ ਕਰ ਰਿਹਾ ਹੈ ਪਰਮੇਸ਼ਰ ਦੇ ਬਿਨਾ ਕਾਰ ਕੋਈ ਕਰੇ ਨਹੀਂ ਸਕਦਾ ਕਾਰ ਉਹਦੇ ਨਾਲ ਜੋੜ ਕੇ ਕਾਰ ਆਪਣੇ ਨਾਲ ਜੋੜ ਲਈ ਅਸਲ ਚ ਤੇ ਚੜ੍ਹਨ ਵਾਸਤੇ ਤਾਰ ਜੋੜੀ ਇਹਨਾਂ ਨੇ ਕਾਰ ਜਿਹੜੀ ਹੈ ਸਰਵ ਪਰਮੇਸ਼ਰ ਨਾਲ ਜੁੜੀ ਹੋਈ ਚੀਜ਼ ਹੈ ਆਦਮੀ ਦਾ ਕਰਾਇਆ ਕਰਦਾ ਹੈ ਇਹਦੀ ਕਾਰ ਕਾਦੀ ਹੈ ਸੋਈ ਜੀ ਕਰਨਾ ਜੋ ਪ੍ਰਭਾਵ ਹੈ ਸੋ ਕਰੇ ਸੋਈ ਜੀ ਜੋ ਪ੍ਰਭਾਵਾ ਸੋਖ ਰਹੇ ਉਹ ਹੈ ਕਾਰ ਕਾਰ ਹੁੰਦੀ ਹੈ ਕੇਵਲ ਮਨ ਦੇ ਲੈਵਲ ਤੇ ਸਰੀਰ ਨਾਲ ਜਿਹੜਾ ਹੁੰਦਾ ਹੈ ਉਹਨੂੰ ਕਰਨ ਕਹਿੰਦੇ ਨੇ ਜਿਹੜੇ ਜੀ ਹੈ ਉਹ ਕਰਦੇ ਨੇ ਉਹ ਕਰਮ ਬਣ ਜਾਂਦਾ ਜੀ ਜਿਹੜੇ ਕਰਦੇ ਨੇ ਉਹ ਕਰਮ ਬਣ ਜਾਂਦਾ ਜੀ ਜਿਹੜਾ ਸੋਚਦਾ ਉਹ ਕਾਰ ਬਣ ਜਾਂਦੀ ਹੈ ਜਦ ਜੀ ਸੋਚਦਾ ਕਾਰ ਬਣ ਜਾਂਦੀ ਹੈ ਕਾਰ ਅਪਰਾਧ ਹੈ ਸੋਚਣਾ ਅਪਰਾਧ ਹੈ ਸੋਚੇ ਸੋਚਣਾ ਹੋਵੇ ਤਾਂ ਹੀ ਕਿਹਾ ਸੀ ਕਿਉਂ ਕਾਰ ਪਰਮੇਸ਼ਰ ਦੇ ਕਰਨੀ ਹੈ ਜਦ ਕਾਰ ਅਸੀਂ ਆਪ ਕਰਨ ਲੱਗੇ ਦੋਏ ਕਾਰਾਂ ਭਿੜ ਜਾਣਗੀਆਂ ਅਸੀਂ ਆਪਣੇ ਮਤਲਬ ਦਾ ਨੂੰ ਮੋੜਨਾ ਉਹਨੇ ਆਪਣੇ ਮਤਲਬ ਦਾ ਮੋੜਨਾ ਉਹਦੀ ਸਾਡੀ ਮਰਜ਼ੀ ਮਰਜ਼ੀ ਜਿਹੜੀ ਹੁੰਦੀ ਹੈ ਉਹ ਕਾਰ ਹੁੰਦੀ ਹੈ ਆਦਮੀ ਦੀ ਮਰਜ਼ੀ ਅਪਰਾਧ ਹੈ ਮਰਜ਼ੀ ਦੇ ਗੁਰਦੁਆਰੇ ਬਣਾਉਣੇ ਮਰਜ਼ੀ ਦੇ ਨਕਸ਼ੇ ਬਣਾਉਣੇ ਅਪਰਾਧ ਹੈ ਇਹਦਾ ਕਾਰ ਸਿਰ ਪਰਮੇਸ਼ਰ ਦੇ ਹਿੱਸੇ 'ਚ ਹੈ ਆਦਮੀ ਦੇ ਹਿੱਸੇ 'ਚ ਕਾਰ ਅਪਰਾਧ ਹੈ ਕਿਉਂ ਉੱਥੇ ਮਨ ਉਹਦਾ ਮਨ ਜਿਹੜਾ ਹੈਗਾ ਜੋ ਕੁਝ ਮਨ ਸੋਚਦਾ ਉਹ ਅਪਰਾਧ ਹੈ ਇਸ ਕਰਕੇ ਭਗਤਾਂ ਨੇ ਨਹੀਂ ਕੁਝ ਵੀ ਬਣਾਇਆ ਭਗਤਾਂ ਨੇ ਨਹੀਂ ਬਣਾਇਆ ਜਿਨ੍ਹਾਂ ਨੇ ਮੰਦਰ ਬਣਾਏ ਤੇ ਮਸਜਿਦਾਂ ਬਣਾਈਆਂ ਸੀ ਉਹ ਭਗਤ ਨਹੀਂ ਸੀ ਉਹਨਾਂ ਨੂੰ ਹੁਕਮ ਨਹੀਂ ਸੀ ਹੋਇਆ ਉਹ ਹੁਕਮ ਨਾਲ ਨਹੀਂ ਸੀ ਜੁੜੇ ਸਿੱਖ ਹੋ ਕੇ ਹੁਕਮ ਤੋਂ ਬਾਹਰ ਚੱਲੇ ਉਹ ਸਿੱਖ ਹੀ ਨਹੀਂ ਜੋ ਕੁਝ ਭਾਵੇ ਸਾਈ ਭਲੀ ਜੋ ਤੁਧ ਭਾਵੇ ਸਾਈ ਜੋ ਤੁਧ ਸਾਈ ਭਲੀ ਕਾਰ ਜੋ ਬੁਝ ਭਾਵੈ ਸਾਈ ਬੁਰੀ ਕਾਰ ਜੋ ਤੁਤ ਭਾਵੈ ਸਾਈ ਭਲੀ ਕਾਰ ਜੋ ਬੁਝ ਭਾਵੈ ਸਾਈ ਬੁਰੀ ਕਾਰ ਇਹ ਅਪਰਾਧ ਹੈ ਨਹੀਂ ਅਪਰਾਧ ਸੁਣ ਕੇ ਵੀ ਨਹੀਂ ਅਪਰਾਧ ਹੈ ਉਹ ਗੁਰੂ ਗੁਰਬਾਣੀ ਨਾਲ ਜੁੜਦੇ ਜੀਵਨ ਸਫਲਾ ਹੋ ਜਾਂਦਾ ਐ ਨਹੀਂ ਹੋਣਾ ਜੀਵਨ ਸਫਲਾ ਖਬਰੇ ਕਹੇ ਜਾਣ ਪੜ ਗਏ ਪਤਾ ਨਹੀਂ ਕਹਾਂ ਨੂੰ ਹੋਊ ਕਿ ਨਹੀਂ ਹੋਊ ਕੀ ਹੋਊ ਪਤਾ ਗਿਆ ਨਾ ਇਹ ਗਿਆ ਗਰੰਟੀ ਹੈ ਗਿਆ ਸਵਾਲ ਹੀ ਪੈਦਾ ਹੁੰਦਾ ਨਾ ਗਿਆ ਜਿਹੜਾ ਹੁਕਮ ਦੇ ਵਿੱਚ ਜਿਹੜਾ ਜੀਵਨ ਗਿਆ ਜਿਹੜਾ ਗੁਰਬਾਣੀ ਅਨੁਸਾਰ ਢਾਲ ਨਹੀਂ ਸਕਿਆ ਆਪ ਨੂੰ ਗਿਆ ਜਿਹੜਾ ਮਨਮਰਜ਼ੀ ਨਾਲ ਚੱਲਿਆ ਗਿਆ ਕੁਝ ਵੀ ਕੀਤਾ ਚਾਹੇ ਉਹਨੇ ਬੜੇ ਬੜੇ ਇੱਥੇ ਦਾਨੀ ਹੋਏ ਨੇ ਬਹੁਤ ਕੁਝ ਕਰਕੇ ਜਦ ਲੱਗ ਜਾਣੇ ਮੈਂ ਕੁਝ ਕਰਤਾ ਤਦ ਲੱਗ ਗਰਭ ਜੋਨ ਵਿੱਚ ਫਿਰਦਾ ਆਪਰ ਕੋ ਜੋ ਭਲਾ ਕਹਾਵਾ ਜਿਹਨੂੰ ਭਲਾ ਕਹਣ ਦੀ ਇੱਛਾ ਹੈ ਕਿਸੇ ਭਲਾਈ ਨਿਕਟ ਨਾ ਆਵੇ ਆਪਨ ਕੋ ਜੋ ਜਾਣੈ ਉੱਚਾ ਸੋਈ ਹੈ ਸਭ ਤੇ ਨੀਚਾ ਇਹ ਪੰਕਤੀਆਂ ਉਹਨਾਂ ਵਾਸਤੇ ਹੀ ਨੇ ਜਿਹੜੇ ਇਹ ਰਾਹ ਪਏ ਹੋਏ ਨੇ ਇਹ ਰਾਹ ਪੈਣਾ ਮੈਂ ਦੁਨਿਆਵੀ ਬੜਾਈ ਦੇ ਬਿਨਾ ਕੁਝ ਨਹੀਂ ਹੈ ਦੁਨਿਆਵੀ ਬੜਾਈ ਦੇ ਬਿਨਾ ਕੁਝ ਨਹੀਂ ਇਹ ਰੱਖਿਆ ਹੋਇਆ ਕੁੱਤੇ ਦੀ ਹੱਡੀ ਹੈ ਸੁੱਕੀ ਹੱਡੀ ਕੁੱਤਾ ਲੈ ਲੈਂਦਾ ਚੱਬੀ ਜਾਂਦਾ ਹੱਡੀ ਜਦੋਂ ਤਾਂ ਕੁਝ ਨਹੀਂ ਨਿਕਲਦਾ ਉਹਦੀਆਂ ਜਾਬਾਂ ਦੇ ਵਿੱਚ ਹੱਡੀ ਚੁੱਕ ਜਾਂਦੀ ਹੈ ਉਹਦੇ ਅੰਦਰੋਂ ਹੀ ਖੂਨ ਨਿਕਲਦਾ ਉਹ ਦਾ ਹੱਡੀ ਜੋ ਖੂਨ ਨਿਕਲਦਾ ਹੱਡੀ ਵਾਲਾ ਚਸਕਾ ਹੋਰ ਕੁਝ ਨਹੀਂ ਹੈ ਇਹਦੇ ਵਿੱਚ ਕੋਤੇ ਦੀ ਹੱਡੀ ਵਾਲਾ ਚਸਕਾ ਕੁਝ ਨਹੀਂ ਰੱਖਿਆ ਸ਼ਰਮਣੀ ਕਮੇਟੀ ਵਾਲਿਆਂ ਪੈਸੇ ਦੇ ਦੇ ਕਾਰ ਸੇਵਾ ਲੈਣੀ ਪੈਸੇ ਕਿਹਦੇ ਨੇ ਸੰਗਤ ਔਰ ਸੱਚੇ ਪੈਸੇ ਦੇ ਕਿਸੇ ਵੱਲ ਕਿਉਂ ਲੈਂਦੇ ਨੇ ਕੋਈ ਬਿਜ਼ਨਸ ਹੈ ਕੋਈ ਵਪਾਰ ਹੈ ਪਿੱਛੇ ਦੇ ਕੀ ਹੈ ਸੇਵਾ ਰਹਿ ਗਈ ਇਹ ਸੌਦੇਵਾਜੀ ਹੋ ਗਈ ਸ਼ੁਰੂ ਜੇ ਹਾਂਜੀ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਇਸ ਕਰਕੇ ਤੂੰ ਸਦਾ ਸਲਾਮਤ ਨਿਰੰਕਾਰ ਜਿਹਦੀ ਕਾਰ ਭਲੀ ਹੈ ਉਹ ਸਦਾ ਸਲਾਮਤ ਹੈ ਜਿਹਦੀ ਕਾਰ ਭਲੀ ਨਹੀਂ ਹੈ ਉਹ ਸਦਾ ਸਲਾਮਤ ਨਹੀਂ ਹੈ ਉਹ ਜੰਮਣ ਮਨ ਚ ਤੂੰ ਸਦਾ ਸਲਾਮਤ ਤਾਂ ਹੈ ਤੂੰ ਸਦਾ ਸਲਾਮਤ ਹੈ ਕਿਉਂਕਿ ਭਲੀ ਕਾਰ ਕਰ ਭਲੀ ਕਾਰ ਕਰਦਾ ਹੈ ਬਸ ਭਲੀਕਾਰ ਕੀ ਹੈ ਦਇਆ ਜਾਣੇ ਜੀ ਕੀ ਕੁਝ ਪੁੰਨ ਦਾਨ ਕਰੇ ਜੀ ਦਾਨ ਦੇ ਭਗਤੀ ਲਾਇਨ ਹਰਜੋ ਲੈਣ ਮਲਾਏ ਭਰੀ ਕਾਰੇ ਸੀ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਜੋ ਲੈਣ ਮਲਾਏ ਇਹ ਕੰਮ ਕਰਨਾ ਸੀ ਇਹ ਕਰਦੇ ਇਹ ਕਰਦੇ ਸੌਖਾ ਕਰ ਲਿਆ ਇਹ ਘਰ ਦੇ ਸਵਾਦ ਦੀ ਗੱਲ ਸੀ ਫਿਰ ਪਤਾ ਲੱਗ ਜਾਂਦਾ ਵੀ ਕਿਵੇਂ ਕਰੀਦਾ ਹੁਣ ਚੜ ਕੇ ਗੱਲ ਲੱਗ ਜਾਣ ਕੋਈ ਨਹੀਂ ਸਕਦਾ ਇਹ ਤੂੰ ਜਾਣ ਕੇ ਮਾਇਆਦਾਰੀ ਇਹਨੂੰ ਕਿਵੇਂ ਚਲੇ ਆਈ ਅਸਲ 'ਚ ਮਾਇਆ ਦਾ ਪ੍ਰਭਾਵ ਹੈ ਮਾਇਆਦਾਰੀਓ ਨੇ ਮਾਇਆਦਾਰੀ ਨੇ ਬੋਲੇ ਹੁੰਦੇ ਹੀ ਨੇ ਪੈਸੇ ਜਿਹੜਾ ਖੇਡਦਾ ਵਧੀਆ ਦੇਖਦੇ ਗੁਰਦੁਆਰੇ ਬਣਾਉਂਦਾ ਵਧੀਆ ਉਹ ਤਾਂ ਮਾਇਆਧਾਰੀ ਹੈ ਉਹ ਤਾਂ ਮਾਇਆਧਾਰੀ ਹੈ ਆਕਰਸ਼ਣ ਜਿਹੜਾ ਮਾਇਆ ਦਾ ਜਿੱਥੇ ਗੁਰਮਤ ਦੀ ਗੱਲ ਹੁੰਦੀ ਉੱਥੇ ਮਾਇਆ ਦਾ ਆਕਰਸ਼ਣ ਨਹੀਂ ਚਾਹੀਦਾ ਬਿਲਕੁਲ ਵੀ ਉੱਥੇ ਦਾ ਮਾਇਆ ਧਿਆਨ ਸਮਾਂ ਆਉਣੇ ਦੇਣਾ ਦੂਏ ਪਾਸੇ ਉੱਥੇ ਦਾ ਤੰਬੂ ਤੰਬੂ ਚਾਹੀਦੇ ਨੇ ਜਾਂ ਦਰਖਤਾਂ ਦੇ ਥੱਲੇ ਉੱਤੇ ਫੁੱਲ ਫਲ ਵੀ ਨਹੀਂ ਚਾਹੀਦੇ ਆਕਰਸ਼ਣ ਵਾਲੀ ਕੋਈ ਚੀਜ਼ ਨਹੀਂ ਚਾਹੀਦੀ ਜਿਹੜੀ ਮਾਇਆ ਖਿੱਚ ਪਾਵੇ ਬਾਹਰ ਨੂੰ ਉੱਥੇ ਤਾਂ ਇਹ ਜਿਹਾ ਵਾਤਾਵਰਣ ਚਾਹੀਦਾ ਜਿਹੜਾ ਭੈੜਾ ਲੱਗੇ ਬਾਹਰ ਬਾਹਰੋਂ ਆਵੇ ਅੰਦਰ ਨੂੰ ਮਨ ਮੋੜੇ ਚੰਗੀ ਜਗ੍ਹਾ ਬੈਠਾਂਗੇ ਬਾਹਰ ਧਿਆਨ ਰਹੂ ਤੁਹਾਡਾ ਉੱਥੇ ਨਹੀਂ ਇਹ ਜਿਹਾ ਕੁਝ ਚਾਹੀਦਾ ਜੇ ਮਾਇਆ ਦਾ ਤਿਆਗ ਅੰਦਰੋਂ ਕਰਨਾ ਹੈ ਜੇ ਤਿਆਗ ਨਹੀਂ ਕਰਨਾ ਫਿਰ ਜੋ ਮਰਜ਼ੀ ਕਰੀਓ ਗੁਰਦੁਆਰੇ ਤਾਂ ਲੋਕ ਦੇਖਣ ਜਾਂਦੇ ਨੇ ਕਹੇ ਜਨੇ ਮਿਊਜ਼ੀਅਮ ਨੂੰ ਨਹੀਂ ਸਮਝ ਜਾਂਦੀ ਨਹੀਂ ਉੱਥੇ ਪ੍ਰਚਾਰ ਚਾਹੀਦਾ ਸੀ ਪ੍ਰਚਾਰ ਚਾਹੀਦਾ ਸੀ ਅਨੰਦਪੁਰ ਸਾਹਿਬ ਕੀ ਸੀ ਕੁਝ ਵੀ ਨਹੀਂ ਸੀ ਤਰਨਤਾਰਨ ਕੀ ਸੀ ਕੁਝ ਵੀ ਨਹੀਂ ਸੀ ਗੁਰੂ ਸਾਹਿਬ ਜਾ ਕੇ ਰੜੇ 'ਚ ਬਹਿ ਜਾਂਦੇ ਸੀ ਚਾਰ ਚਾਰ ਪਿੰਡਾਂ ਦੇ ਵਿਚਾਲੇ ਦੁਨੀਆ ਉੱਥੇ ਆ ਜਾਂਦੀ ਸੀ ਉੱਥੇ ਸਥਾਨ ਬਣੀ ਸੀ ਬਣਾਉਂਦੇ ਹੁਣ ਬਣਾਉਣ ਲੱਗੇ ਸਾਡੇ ਵੀ ਇੱਥੇ ਆਉਂਦੇ ਹੁੰਦੇ ਤੇ ਹੁਣ ਉਹ ਠੱਗ ਹੋ ਗਿਆ ਨਾ ਵੀ ਇੱਥੇ ਸਥਾਨ ਬਣਾਈਏ ਵੀ ਆਪਾਂ ਬੈਠਾਂਗੇ ਠੇਕੜਾ ਛੜੂਗਾ ਇਹਦਾ ਦੁਕਾਨਾਂ ਬਣਾਉਣ ਲੱਗੇ ਨਾ ਜਗ੍ਹਾ ਨੂੰ ਟੋਲ ਟੋਲ ਕੇ ਉਹ ਗਾਂ ਚਲੇ ਜਾਂਦੇ ਸੀ ਧਰਤੀ ਦਾ ਕੀ ਹੈ ਧਰਤੀ ਦਾ ਇੱਥੇ ਰਹਿਣੀ ਉਹ ਧਰਤੀ ਨਾਲ ਇੱਥੇ ਗੁਰੂ ਬੈਠੇ ਧਰਤੀ ਨਾਲ ਜੁੜ ਕੇ ਜੋ ਗੱਲ ਕਹੀਦੀ ਉਹਦੇ ਨਾਲ ਜੁੜੋ ਧਰਤੀ ਦੇ ਬੈਠ ਕੇ ਧਰਤੀ ਦੇ ਬੈਠ ਕੇ ਕਿਹਾ ਕੀ ਸੀ ਇਹ ਨਹੀਂ ਖੋਜਿਆ ਕਿਸੇ ਨੇ ਵੀ ਜਦੋਂ ਇੱਥੇ ਬੈਠੇ ਸੀ ਲੋਕਾਂ ਨੂੰ ਕੀ ਪਾਠ ਪੜਾਇਆ ਸੀ ਕੀ ਸੀ ਕਹਿ ਦਿੱਤੀ ਸੀ ਉਹ ਖੋਜਦੇ ਫਿਰ ਸਵਾਲ ਸੀ ਜਗ੍ਹਾ ਖੋਜਣਾ ਕਿ ਇੱਥੇ ਨਹੀਂ ਇੱਥੇ ਸੀ ਇੱਥੇ ਨਹੀਂ ਇੱਥੇ ਸੀ ਕਿਹੜੇ ਰਾਹ ਪੈ ਗਏ ਸਭ ਪਖੰਡਵਾਰ ਹੈ ਤੁਸੀਂ ਕਹੋ ਵੀ ਐਸ ਪਿੰਡ ਆਹ ਦਿੱਤਾ ਸੀ ਸੰਗਤ ਨੂੰ ਦੱਸੋ ਵੀ ਆ ਆਪਾਂ ਨੂੰ ਉਪਦੇਸ਼ ਦੇ ਗਏ ਦੀ ਆ ਉਪਦੇਸ਼ ਮੰਨੋ ਫੇਰ ਤਾਂ ਜੜ ਜੰਮੇ ਉਸ ਗੱਲ ਦੀ ਤੁਸੀਂ ਉਹਦੇ ਗੁਰਦੁਆਰੇ ਬਣਾਉਣ ਲੱਗੇ ਉਹਦਾ ਕੀ ਫਾਇਦਾ ਹੋਊਗਾ ਪ੍ਰਚਾਰ ਕਰਨਾ ਫਿਰ ਤੋਂ ਉਲਟ ਪ੍ਰਚਾਰ ਗੁਰਮਤ ਤੋਂ ਉਲਟ ਹੁੰਦਾ ਜੋ ਉਹ ਕਹਿ ਕੇ ਗਏ ਉਹ ਜਗ੍ਹਾ ਤੇ ਬੈਠ ਕੇ ਪ੍ਰਚਾਰ ਉਹ ਤੋਂ ਉਲਟਾ ਹੈ ਜਗ੍ਹਾ ਹੋਣਾ ਨਹੀਂ ਹੋਣਾ ਦੀ ਕੀ ਅਪਰਾਧ ਨਹੀਂ ਹੈ ਇਹ ਤਾਂ ਅਪਰਾਧ ਹੈ ਮੈਸੇਜ ਉਲਟ ਜਾ ਰਿਹਾ ਮੈਸੇਜ ਤਾਂ ਉਲਟਾ ਉਲਟਾ ਤਾਂ ਤੁਸੀਂ ਚਬੂਰੂ ਦਾ ਸੀ ਤੇ ਗੁਰਦੁਆਰਾ ਕਾਹਦੇ ਬਣਾਇਆ ਉੱਤੇ ਗੁਰੂ ਦੇ ਨਾਂ ਤੇ ਗੁਰੂ ਤੋਂ ਉਲਟ ਮੈਸੇਜ ਆ ਰਿਹਾ ਔਰ ਉਸ ਗੁਰੂ ਦੇ ਨਾਂ ਦੇ ਪੈਸੇ ਦਾ ਮਿਸਯੂਜ਼ ਹੋ ਰਿਹਾ ਕੀ ਕਰ ਰਹੇ ਨੇ ਕੀ ਹੋ ਰਿਹਾ ਹੈ ਰਿਜ਼ਲਟ ਉਹਦਾ ਹੋਣਾ ਰਣ ਸਿਰ ਦਾੜੀਆਂ ਰੱਖਣ ਦਾ ਕਰਪਾਣਾ ਪਾਉਣਾ ਨਹੀਂ ਹੋਣਾ ਉਮਰ ਦੀ ਗੱਲ ਤਾਂ ਗੁਰੂ ਵਾਲੇ ਬਣ ਗਏ ਗੁਰੂ ਇਹ ਰੌਲਾ ਪਾਇ ਤੇ ਕੋਈ ਰਿਜ਼ਲਟ ਨਹੀਂ ਆਉਣਾ ਰੌਲਾ ਹੀ ਹੈ ਇਹ ਰਿਜ਼ਲਟ ਕੋਈ ਨਹੀਂ ਆਉਣਾ ਇਹਦੇ ਨਾਲ ਸਾਰੇ ਸ਼ਾਂਤ ਹੋ ਕੇ ਬਹਿ ਜਾਓ ਚੁੱਪ ਕੇ ਦੱਸੋ ਵੀ ਕਿੰਨੇ ਜਿੰਨਾ ਤੁਸੀਂ ਸਜਾਇਆ ਰਿਜ਼ਲਟ ਕੀ ਹੈ ਜਿਹਨੇ ਸਜਾਇਆ ਤੂੰ ਦੱਸ ਤੇਰੇ ਪੱਲੇ ਕੀ ਹੈ ਸਿੱਖੀ ਦਾ ਗਿਆਨ ਕੀ ਦਿੱਤਾ ਉਹਨਾਂ ਨੂੰ ਸਿੱਖਿਆ ਕੀ ਦਿੱਤੀ ਸਿੱਖਿਆ ਦਾ ਵੀ ਬਾਣੀ ਪੜ ਲਓ ਤੈ ਵੀ ਬੜੀ ਤੈ ਕੀ ਘਟਿਆ ਤੂੰ ਜੋ ਦਵਾਲਾ ਬੰਨੀ ਫਿਰਦਾ ਮੂਰੇ ਸਾਰਿਆਂ ਦਾ ਲੀਡਰ ਤੈ ਕੀ ਘਟਿਆ ਤੂੰ ਦੱਸ ਤੇਰੇ ਬੱਲੇ ਕੀ ਹੈ ਕੁਝ ਨਹੀਂ ਕੀ ਕਰਦਾ ਕੀ ਫਿਰਦਾ ਵੜਦਾ ਕੀ ਫਿਰਦਾ ਕਹੇ ਤਾਂ ਕੋਈ ਤਾਂ ਸਾਰੇ ਇੱਕੋ ਹੀ ਨੇ ਨਾ ਕਿ ਕੋਈ ਬੇਲ ਦੇ ਕਦੂ ਨੇ ਨਾ ਸਾਰੇ ਕੋਈ ਹੀ ਨੂੰ ਲੱਗੇ ਮਾਇਆ ਦੀ ਵੇਲ ਹੈ ਨਾ